ਥਾਪਿਆ ਨਾ ਜਾਏ ਪੀਤਾ ਨਾ ਹੋਏ ਆਪੇ ਆਪ ਨਿਰੰਜਸ ਹੋਏ ਹੁਣ ਅਸੀਂ ਦੇਵੀ ਦੇਵਤੇ ਜਿਹੜੇ ਇਸ਼ਟ ਨੇ ਆਪਣੇ ਜਿਹਨੂੰ ਅਸੀਂ ਪਰਮਾਤਮਾ ਕਹਿੰਦੇ ਆ ਕੋਈ ਕੁਛ ਕਹਿੰਦਾ ਕੋਈ ਕੁਛ ਕਹਿੰਦਾ ਉਹ ਥਾਪੇ ਹੋਏ ਨੇ ਮੂਰਤੀਆਂ ਪਹਿਲਾਂ ਘੜੀਆਂ ਜਾਂਦੀਆਂ ਨੇ ਜਿੱਥੇ ਮੂਰਤੀਆਂ ਘੜੀਆਂ ਜਾਂਦੀਆਂ ਉੱਥੇ ਤਾਂ ਕੋਈ ਇਹਨੂੰ ਚੜਾਵਾ ਨਹੀਂ ਉਹਦਾ ਕੋਈ ਨਹੀਂ ਕਰਦਾ ਜਿਹੜੇ ਪੱਥਰ 'ਚੋਂ ਮੂਰਤੀ ਬਣਾਉਣੀ ਹੋ ਉਹਨੂੰ ਵੀ ਕੋਈ ਚੜਾਵਾ ਨਹੀਂ ਉਹਦਾ ਪਹਿਲਾਂ ਮੂਰਤੀ ਬਣ ਜਾਂਦੀ ਹੈ ਫਿਰ ਖਰੀਦ ਕੇ ਲੈ ਆਉਂਦੇ ਨੇ ਚਾਹੇ ਧਾਤ ਦੀਆਂ ਮੂਰਤੀਆਂ ਬਣ ਜਾਂਦੀਆਂ ਨੇ ਢਾਲ ਟੁੱਟ ਕੇ ਜਿਵੇਂ ਵੀ ਬਣਾਉਂਦੇ ਨੇ ਜਦੋਂ ਆ ਕੇ ਫਿਰ ਉਹਦੀ ਸਥਾਪਨਾ ਕਰਦੇ ਨੇ ਕੋਈ ਹੁਣ ਇਹਨੂੰ ਮੱਥਾ ਟੇਕਿਆ ਜਾ ਸਕਦਾ ਇਹ ਤਾਂ ਸਾਡਾ ਬਣਾਇਆ ਰੱਬ ਹੋ ਗਿਆ ਅਸੀਂ ਆਪਣੇ ਮਤਲਬ ਤੇ ਆਪਣੀ ਮਰਜ਼ੀ ਦੇ ਰੱਬ ਬਣਾਏ ਜਿਹੜੇ ਸਾਡੇ ਜੋ ਕੋਈ ਸਾਡਾ ਬਣਾਇਆ ਸਰਪੰਚ ਸਾਡੇ ਕਾਬੂ ਰਹੂਗਾ ਹੋਰ ਕਿਤੇ ਰਹੂਗਾ ਸਰਪੰਚ ਤਾਂ ਸੀ ਬਣਾਇਆ ਸਾਤੋਂ ਗੁਲਾਬ ਕਿਵੇਂ ਜਾਊਗਾ ਜਦ ਸਰਪੰਚ ਦਾ ਸਾਡੇ ਵਰਗਾ ਹੀ ਹੈ ਚੇਤਨ ਹੈ ਉਹਦਾ ਜੜਾ ਮੂਰਤੀ ਤਾਂ ਬਿਲਕੁਲ ਹੀ ਜੜਾ ਮੂਰਤੀਆਂ ਚੋਰੀ ਹੋ ਜਾਂਦੀਆਂ ਰਾਖੀ ਅਸੀਂ ਰੱਖਦੇ ਜਿਹੜੀ ਆਪਣੀ ਰਾਖੀ ਨਹੀਂ ਰੱਖ ਸਕਦੀ ਚੀਜ਼ ਥੋੜੀ ਰਾਖੀ ਕੀ ਕਰੂ ਚੀਜ਼ ਕੋਈ ਵੀ ਹੋਵੇ ਕੋਈ ਵੀ ਚੀਜ਼ ਹੋਵੇ ਜਿਹੜੀ ਆਪਣੀ ਰਾਖੀ ਆਪ ਨਹੀਂ ਕਰ ਸਕਦੀ ਤੁਹਾਡੀ ਰਾਖੀ ਕਿਵੇਂ ਕਰ ਚਾਹੇ ਮੂਰਤੀ ਹੋਵੇ ਚਾਹੇ ਕੋਈ ਗ੍ਰੰਥ ਹੋਵੇ ਵੇਦ ਹੋਣ ਕਿਤਾਬਾਂ ਹੋਣ ਸ਼ਾਸਤਰ ਹੋਣ ਸਿਮਰਤ ਹੋਣ ਕੁਝ ਵੀ ਹੋਵੇ ਕੁਝ ਨਹੀਂ ਕਰ ਸਕਦਾ ਨੈਣਾ ਦੇਵੀ ਦੀ ਸਾਖੀ ਹੈ ਕੋਈ ਸਮਝ ਚਲਾ ਗਿਆ ਨੈਣਾ ਦੇਵੀ ਦੇ ਉਹ ਉਦੋਂ ਮੇਲਾ ਤਾਂ ਹੈ ਨਹੀਂ ਸੀ ਉਦਾਂ ਚਲਿਆ ਗਿਆ ਉਹ ਕਿਸੇ ਨੇ ਕਹਿਤਾ ਵੀ ਅੰਦਰ ਦਰਸ਼ਨ ਕਰਿਆ ਮੂਰਤੀ ਦਾ ਉਹਨੇ ਕਿਹੜਾ ਜਾਣਾ ਸੀ ਮੂਰਤੀ ਦਾ ਦਰਸ਼ਨ ਕਰਨ ਉਹ ਤਾਂ ਉਹ ਆਦਾ ਦੇਖਣ ਗਿਆ ਉਹ ਵੀ ਕਿੱਦਾਂ ਉਹ ਹੋਇਆ ਕੀ ਹੈ ਕੀ ਪਤਾ ਕੀ ਕਰਨਗੇ ਕਹਿੰਦਾ ਕੋਈ ਨਹੀਂ ਜਾਇਆ ਮੈਂ ਕਿਸੇ ਇਸ ਵੇਲੇ ਗਿਆ ਜਿਸ ਵੇਲੇ ਕੋਈ ਅੰਦਰ ਨਹੀਂ ਸੀ ਉਹਨੂੰ ਨੱਕ ਤੋੜਦਾ ਉਹਦਾ ਐਸੀ ਵਿਸਾਖੀ ਗਈ ਮੂਰਤੀ ਦਾ ਤੋੜਨਾ ਨਹੀਂ ਚਾਹੀਦਾ ਬੁਰੀ ਗੱਲ ਸੀ ਸ਼ਾਇਦ ਤੋੜਿਆ ਵੀ ਨਾ ਹੋਵੇ ਐਵੇਂ ਬਣਾਈ ਹੋਵੇ ਸਾਖੀ ਕਿਸੇ ਦੀ ਤੇ ਸਾਖੀਆਂ ਜਿਹੜੀਆਂ ਨੇ ਮਨ ਮਨਕੜਾਂ ਤੇ ਹੁੰਦੀਆਂ ਦੰਦ ਕਥਾ ਹੁੰਦੀਆਂ ਨੇ ਸੱਚੀਆਂ ਨਹੀਂ ਹੁੰਦੀਆਂ ਸਾਖੀਆਂ ਸਿਰਫ ਸਿੱਖਿਆ ਦੇਣ ਦੀ ਗੱਲ ਹੈ ਉਹਦੇ ਸਿੱਖਿਆ ਕੀ ਦਿੱਤੀ ਸਾਖੀ ਪ੍ਰਮਾਣ ਸਾਡੇ ਸਿੱਖਿਆ ਨਹੀਂ ਦਿੱਤੀ ਹੈ ਸਵਾਲ ਇਹ ਪਿਛਲੇ ਸਮੇਂ ਤੋਂ 200 ਸਾਲ ਤੋਂ ਜਿਹੜੀਆਂ ਸਾਖੀਆਂ ਹੈ ਜੀ ਇਹਦਾ ਮਤਲਬ ਉਸ ਵੇਲੇ ਲੋਕਾਂ ਦਾ ਟ੍ਰੈਂਡ ਕੀ ਸੀ ਕੀ ਮੰਨਦੇ ਅੱਜ ਅਸੀਂ ਕੀ ਮੰਨਣ ਲੱਗੇ ਅੱਜ ਦਾ ਉਦੋਂ ਦਾ ਬਹੁਤ ਫਰਕ ਪੈ ਗਿਆ ਇਹ ਸ਼ਿਕਾਇਤ ਦਾ ਸੁਪਾਸ਼ਾ ਕੋਲ ਆ ਗਈ ਬਾਅਦ ਉਹਨਾਂ ਨੇ ਦੇਖ ਲਈ ਵੀ ਉਹ ਸਿੰਘ ਬੜਿਆ ਸੀ ਉਹ ਤੋੜ ਕੇ ਗਿਆ ਹੋਊਗਾ ਮਾੜੀ ਗੱਲ ਸੀ ਇਹ ਸ਼ਿਕਾਇਤ ਉਹਨਾਂ ਨੇ ਕਰਨੀ ਸੀ ਉਹ ਸਦਿਆ ਵੀ ਕਿਉਂ ਇਹ ਕਿਉਂ ਕੰਮ ਕੀਤਾ ਤੂੰ ਕੀਤਾ ਜਾਂ ਨਾ ਕੀਤਾ ਪਹਿਲੀ ਗੱਲ ਤੂੰ ਉੱਥੇ ਗਿਆ ਸੀ ਤੇ ਤੋਂ ਬਾਅਦ ਕੋਈ ਉੱਥੇ ਬੰਦਾ ਬੜਿਆ ਨਹੀਂ ਇਹ ਕਹਿੰਦੇ ਨੇ ਤੈ ਮੂਰਤੀ ਦਾ ਰੱਖ ਤੋੜਿਆ ਕਿਉਂ ਤੋੜਿਆ ਉਹ ਕਹਿੰਦਾ ਜੀ ਮੈਂ ਤਾਂ ਦੇਖਿਆ ਸੀ ਵੀ ਜਿਹੜੀ ਇਹ ਚੰਡੀ ਕਹਿੰਦੇ ਨੇ ਐਡਾ ਕੁਝ ਕਰਦੀ ਆ ਤੇ ਗ੍ਰੰਥਾਂ 'ਚ ਲਿਖਿਆ ਹੋਇਆ ਜੰਗ ਕਰਦੀ ਆ ਵੀ ਮੈਨੂੰ ਹਟਾਓ ਮੂਰਤੀ ਤੋੜ ਨੱਕ ਤੋੜ ਦੇ ਮੈਂ ਤਾਂ ਦੇਖਣ ਮੈਂ ਤੋੜੇ ਦਾ ਆ ਮੇਰੀ ਜੇਬ 'ਚ ਲੈ ਉਹ ਕਹਿੰਦੇ ਅੱਛਾ ਭਾਈ ਅਸੀਂ ਮੂਰਤੀ ਤੁਹਾਡੀ ਹੋਰ ਬਣਵਾ ਦਿੰਦੇ ਹੁਣ ਹੋਰੇ ਬਣੂ ਉਹਨੇ ਨਕਦ ਆ ਪੈਸੇ ਦੇ ਦਿੰਦੇ ਉਹਨੇ ਕੋਈ ਗੱਲ ਨਹੀਂ ਪਰ ਤੁਸੀਂ ਇਹ ਵੀ ਠੀਕ ਹੈ ਇਹ ਥੋੜੀ ਗੱਲ ਤੇ ਜੋ ਵਿਸ਼ਵਾਸ ਕਰਦਾ ਸ਼ਾਇਦ ਇਹ ਹੈ ਅਸੀਂ ਇਹਨੂੰ ਦੱਸਿਆ ਵੀ ਇਹ ਮੂਰਤ ਚੰਡੀ ਹੈ ਨਹੀਂ ਹੁੰਦੀ ਚੰਡੀ ਬਵੇ ਬੁੱਧੀ ਹੁੰਦੀ ਹੈ ਉਹ ਤੁਸੀਂ ਦੱਸੋ ਵੀ ਜਿਹੜੀ ਮੂਰਤੀ ਆਪਣਾ ਨਹੀਂ ਕਰ ਸਕੀ ਰੱਖਿਆ ਤੁਹਾਡੀ ਰੱਖਿਆ ਕਮਲੇ ਕਿਵੇਂ ਕਰੂਗੀ ਇਸ ਬਹਾਨੇ ਉਹਨਾਂ ਨੇ ਚੰਟੀ ਅਸਲੀ ਕੀ ਹੁੰਦੀ ਹੈ ਉਹਦੀ ਸਿੱਖਿਆ ਦੇਤੀ ਉਹਨਾਂ ਦੀ ਮੂਰਤੀ ਵੀ ਉਹ ਵਧੀਆ ਬਣਵਾਤੀ ਕਹਿੰਦੇ ਸੋਨੇ ਦੀ ਕੋਲ ਸੋਨੇ ਦੀ ਬਣਵਾ ਲੈਣੇ ਉਹ ਵੀ ਖੁਸ਼ ਰੱਖੇ ਨਰਾਦਰੀ ਨਹੀਂ ਕੀਤੀ ਉਹਨਾਂ ਨੇ ਵੀ ਨਹੀਂ ਗਲਤੀ ਇਹਦੀ ਗਲਤੀ ਹੈ ਪਰ ਇਹ ਥੋੜੀ ਕਹੀ ਹੋਈ ਗੱਲ ਕਰਕੇ ਗਲਤੀ ਕੀਤੀ ਇਹਨੇ ਤੁਸੀਂ ਜੋ ਕਹਿੰਦੇ ਹੋ ਚੰਟੀ ਐਂ ਕਰਦੀ ਐਂ ਕਰਦੀ ਹੁਣੇ ਪਰਤਿਆਉਣ ਲੱਗ ਗਿਆ ਮੂਰਖ ਕਹਿ ਲੋ ਯਾਰ ਵੀ ਆਪਣੀ ਮਰਜ਼ੀ ਕਰਦੀ ਹੈ ਕਿ ਨਹੀਂ ਕਰਦੀ ਅਸੀਂ ਤਾਂ ਮੂਰਖ ਮੰਨਦੇ ਆ ਟੋਟਾ ਦਾ ਝੂਠ ਬੋਲਿਆ ਆਇਆ ਸੀ ਝੂਠ ਬੋਲਿਆ ਆਇਆ ਸੀ ਹੁਣ ਇਹ ਸੱਚ ਮੰਨ ਕੇ ਪਰਚਾਉਣ ਲੱਗ ਗਿਆ ਸੱਚ ਉਹ ਹੈ ਨਹੀਂ ਸੀ ਗਲਤੀ ਤਾਂ ਤੁਹਾਡੀ ਵੀ ਇਹਦੇ ਵਿੱਚ ਗਲਤੀ ਤੁਹਾਡੇ ਪ੍ਰਚਾਰ ਦੀ ਹੋਈ ਹੈ ਚਲੋ ਇਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਕੋਈ ਵੀ ਚੀਜ਼ ਹੋਵੇ ਆਪਣੀ ਰੱਖਿਆ ਜਿਹੜੀ ਨਹੀਂ ਕਰ ਸਕਦੀ ਉਹ ਜੜ ਹੁੰਦੀ ਹੈ ਨਾ ਵੀ ਰੱਖਿਆ ਕਰਦੀ ਹੋਵੇ ਅਸੀਂ ਕਿਸੇ ਜਾਨਵਰ ਨੂੰ ਫੜਦੇ ਆ ਮਾਰਦੇ ਚੀਜ਼ ਜਿਹੜਾ ਤਾਂ ਪੁੰਦਾ ਹੀ ਉਹ ਚੇਤਨ ਜਿਥੇ ਹੋ ਉਹ ਅਪੋਜ਼ ਕਰੂਗਾ ਥੋੜਾ ਬਹੁਤ ਇਸ ਜੇ ਉਧਰ ਗੱਲ ਲਾਗੂ ਹੁੰਦੀ ਹੈ ਸਾਡੇ ਵੱਲ ਵੀ ਲਾਗੂ ਹੁੰਦੀ ਹੈ ਇਹਦਾ ਇਹ ਜਿਹੜਾ ਟ੍ਰੈਂਡ ਜਿਹੜਾ ਅਸੀਂ ਬਣਾ ਲਿਆ ਅੱਖਰਾਂ ਨੂੰ ਅਸੀਂ ਗੁਰੂ ਬਣਾਤਾ ਜੇ ਉਹ ਦੇਖਣ ਲੱਗ ਜਾਣ ਇਹ ਕਹਿਣ ਲੱਗ ਜਾਣ ਅਸੀਂ ਚਲੋ ਉਹ ਨੱਕ ਤੋੜਿਆ ਸੀ ਸਾਡੇ ਸਾਥੀ ਪਈ ਹੈ ਜੇ ਉਹਨਾਂ ਦਾ ਕੋਈ ਮੂਰਖ ਆਦਮੀ ਆ ਕੇ ਪੱਤਰੇ ਪਾੜ ਲਵੇ ਵੀ ਮੈਂ ਤਾਂ ਦੇਖਿਆ ਸੀ ਗੁਰੂ ਹੈਗਾ ਤਾਂ ਮੈਨੂੰ ਹਟਾਊਗਾ ਫਿਰ ਅਸੀਂ ਕੀ ਜਵਾਬ ਦੇਵਾਂਗੇ ਵੀਰ ਤੇ ਇਹ ਕਰਦੇ ਹੀ ਨੇ ਇਹ ਚੀਜ਼ਾਂ ਜਿਹੜੀਆਂ ਬੜੀਆਂ ਘਾਤਕ ਨੇ ਜੋ ਗੱਲ ਸਹੀ ਹੈ ਧਰਮ ਦੀ ਉਹਨੂੰ ਜੇ ਤਾਂ ਸਹੀ ਰੱਖੀਏ ਫਿਰ ਤਾਂ ਧਰਮ ਸਹੀ ਰਹਿੰਦਾ ਜਾਂ ਤੋਂ ਗਾਹਾਂ ਵੱਜ ਜਾਂਦੇ ਨਾ ਅਸੀਂ ਅਸੀਂ ਧਰਮ ਦਾ ਸਤਿਆਨਾਸ਼ ਕਰ ਦਿੰਦੇ ਹਾਂ ਸਿੱਖੋ ਤੋਂ ਗਾਹਾਂ ਵੱਧ ਗਏ ਗੁਰੂ ਤੋਂ ਗਾਹਾਂ ਨਹੀਂ ਵਧੀਦਾ ਹੁੰਦਾ ਜਿਹੜਾ ਗਾਹਾਂ ਵੱਧੂ ਮਾਰ ਖਾ ਜੂਗਾ ਮੂਰੇ ਲੜਦੇ ਨੇ ਸਿਆਣੇ ਬੰਦੇ ਲੜਦੇ ਨੇ ਲੜਨ ਵਾਲੇ ਲੜਦੇ ਨੇ ਪਿੱਛੇ ਜਿਹੜੇ ਖੜੇ ਨੇ ਉਹਨਾਂ ਵਾਸਤੇ ਲੜਦੇ ਨੇ ਨਾ ਨਾ ਜੋ ਭੱਜ ਗਏ ਉਹ ਵਿਚਾਲੇ ਆ ਜਾਣ ਲੜਾਈ ਤੇ ਮਰੂਏ ਫਿਰ ਉਹ ਜਿਹਨਾਂ ਵਾਸਤੇ ਲੜਦੇ ਨੇ ਵਿਚਾਲੇ ਆ ਜਵੇ ਭੱਜ ਕੇ ਉਹਨੂੰ ਫਿਰ ਕੌਣ ਬਚਾਊ ਇਹ ਗੁਰੂ ਤੋਂ ਮੂਰੇ ਹੋ ਗਏ ਭੱਜ ਕੇ ਗੁਰੂ ਦੀ ਤਲਵਾਰ ਨਾਲ ਵੱਡੇ ਜਾਣੇ ਨੇ ਗੁਰਬਾਣੀ ਦੀ ਤਲਵਾਰ ਨਾਲ ਵੱਡੇ ਨੇ ਗੁਰਬਾਣੀ ਦੀ ਰੇਂਜ 'ਚ ਆ ਗਏ ਇਹਨਾਂ ਦੇ ਫੈਲ ਦੇ ਵੀ ਰੇਂਜ 'ਚ ਆਏ ਹੋਏ ਨੇ ਹੁਣ ਸਿੱਖੋ ਕਿ ਜੋ ਗੁਰਬਾਣੀ ਦੇ ਅੱਗੇ ਗਏ ਅੱਗੇ ਵਧਿਆ ਵੀ ਮਰਿਆ ਪਿੱਛੇ ਰਿਹਾ ਹੋਇਆ ਵੀ ਮਰਿਆ ਸੱਜੇ ਖੱਬੇ ਗਿਆ ਹੋਇਆ ਵੀ ਮਰਿਆ ਜਹਾਜ਼ ਦੇ ਵਿੱਚ ਵਾਲਾ ਹੀ ਬਚੂਗਾ ਜਹਾਜ਼ ਦੇ ਖੱਬੇ ਸੱਜੇ ਕਿਧਰੇ ਨੂੰ ਕੁੱਦ ਜੋ ਗਿਆ ਜੇ ਮੂਰੇ ਨੂੰ ਛਾਲ ਮਾਰ ਜਵੇ ਜਹਾਜ਼ ਦੇ ਫੇਕੜਾ ਬਚੂਗਾ ਜਹਾਜ਼ ਤੇ ਤਾਂ ਉਤਰ ਗਿਆ ਛਾਲ ਕਿੱਧਰ ਨੂੰ ਮਾਰੀ ਹੈ ਦਾ ਕੋਈ ਮਤਲਬ ਨਹੀਂ ਹੈ ਜਹਾਜ਼ ਨੂੰ ਛੱਡ ਗਿਆ ਹੁਕਮ ਨੂੰ ਛੱਡ ਗਿਆ ਭਾਣੇ ਚੋਂ ਬਾਹਰ ਚਲਿਆ ਗਿਆ ਜਿਹੜਾ ਭਾਣੇ ਚੋਂ ਬਾਹਰ ਚਲਿਆ ਗਿਆ ਚਾਹੇ ਜਹਾਜ਼ ਜਿੱਤ ਨੂੰ ਜਾਂਦਾ ਉਹਦੇ ਮੂਰੇ ਛਾਲ ਮਾਰ ਕੇ ਛੇਤੀ ਮਰੂਗਾ ਉਹ ਉਹ ਤਾਂ ਉੱਤੇ ਦੀ ਲੰਘਣਾ ਉਹਨੇ ਉਹਦੇ ਬਚਣ ਦਾ ਚਾਂਸ ਹੈ ਕੋਈ ਨਹੀਂ ਸਾਈਡ ਵਾਲੇ ਦਾ ਬਚਣ ਦਾ ਚਾਂਸ ਹੈਗਾ ਜਿਹੜੇ ਆਪਣੇ ਆਪ ਨੂੰ ਗਾਹਾਂ ਮੰਨਦੇ ਨੇ ਨਾ ਨਿਕਲੇ ਹੋਏ ਉਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਉਹ ਦੂਆ ਦਾ ਡਿਵੈਲਪ ਕਰਨ ਨੂੰ ਪਿੱਛੇ ਰਹਿ ਗਿਆ ਤਾਂ ਮੰਨਦਾ ਮੈਂ ਪਿੱਛੇ ਹਾਂ ਅੱਗੇ ਵਾਲੇ ਨਹੀਂ ਮੰਨਦੇ ਅਸੀਂ ਪਿੱਛੇ ਹਾਂ ਉਹ ਤਾਂ ਅੱਗੇ ਮੰਨਦੇ ਨੇ ਆਪਣੇ ਆਪ ਨੂੰ ਅਸੀਂ ਲੀਡਰ ਉਹ ਲੀਡਰ ਮੰਨਦੇ ਨੇ ਆਪਣੇ ਆਪ ਨੂੰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨੂੰ ਰੰਜਨ ਸੋਏ ਥਾਪਿਆ ਨਹੀਂ ਜਾ ਸਕਦਾ ਕੋਈ ਕੀਤਾ ਦੂਰ ਤੇ ਪੂਜਾ ਥਾਪੀ ਜਾਂਦੀ ਹੈ ਸਾਡੇ ਵੀ ਪਹਿਲਾਂ ਪ੍ਰੈਸ ਦੇ ਵਿੱਚ ਕੱਲਾ ਕੱਲਾ ਪੇਜ ਹੁੰਦਾ ਪੰਨਾ ਕੱਲਾ ਕੱਲਾ ਹੀ ਹੁੰਦਾ ਤੇ ਜਿੱਦ ਵੱਜਦੀ ਹੈ ਜਿੱਦ ਵੀ ਜਿੱਦ ਦੇ ਤਰੀਕੇ ਨਾਲ ਵੱਜਣੀ ਹੈ ਫਿਰ ਅੱਗੇ ਗਏ ਉਹਨਾਂ ਨੇ ਉਥੇ ਉਹਨਾਂ ਦੇ ਲਵਾਨੀਆਂ 'ਚ ਰੱਖਦੇ ਨੇ ਫਿਰ ਜੇ ਅਸੀਂ ਲੈ ਆਉਨੇ ਆ ਗੁਰਦੁਆਰੇ ਫਿਰ ਉਹਦੀ ਉਹ ਤਰੀਕੇ ਨਾਲ ਹੋਣ ਲੱਗ ਜਾਂਦੇ ਗੱਲ ਤਾਂ ਉਹ ਮੂਰਤੀ ਵਾਲੀ ਬਣ ਗਈ ਨਾ ਇਹ ਗੱਲ ਨਹੀਂ ਸੀ ਐਸਾ ਕੁਝ ਨਹੀਂ ਸੀਗਾ ਸਾਡੇ ਕੋਲ ਤਾਂ ਕਿਰਪਾੜ ਸੀ ਬਾਣੀ ਹੈ ਕੁਰਬਾਨੀ ਹੈ ਇਹਦੇ ਵਿੱਚ ਰਸਤਾ ਦੱਸਿਆ ਹੋਇਆ ਹੈ ਉਹ ਅਸੀਂ ਰਸਤਾ ਖੋਜ ਕੇ ਬਣਾਉਣਾ ਸੀ ਜੀਵਨ ਬਦਲਣਾ ਸੀ ਉਹਦੇ ਅਨੁਸਾਰ ਉਹ ਕੰਮ ਛੱਡਦਾ ਹੋ ਰਿਹਾ ਕੰਮ ਸ਼ੁਰੂ ਕਰ ਲੈ ਜਿਹਦੇ ਵਾਸਤੇ ਬਣਾਇਆ ਸੀ ਨਾ ਇਹ ਵਿਚਾਰਤਾ ਇਕੱਠੀ ਕਰਕੇ ਜਿਹੜਾ ਮੁੱਦਾ ਸੀ ਦੂਜੇ ਗ੍ਰੰਥ ਦੂਜੀਆਂ ਮਤਾਂ ਨੂੰ ਝੂਠਾ ਕਰਨ ਦਾ ਇਹਦੇ ਨਾਲ ਇਹ ਜੀਵਨ ਬਦਲੂਗਾ ਬਦਲ ਸਕਦਾ ਦੂਜੇ ਗ੍ਰੰਥਾਂ ਜੋ ਚੀਜ਼ ਨਹੀਂ ਹੈ ਜਿਹੜੀ ਇਹ ਚ ਹੈ ਉਹ ਪ੍ਰਚਾਰ ਛੱਡ ਕੇ ਹੋਰੇ ਕੰਮ ਸ਼ੁਰੂ ਕਰ ਲੈ ਜਿਹੜਾ ਹੋਰ ਕੰਮ ਸ਼ੁਰੂ ਕਰ ਲਿਆ ਕੀ ਗੁਰੂ ਨਾਲ ਗੱਦਾਰੀ ਨਹੀਂ ਹੈ ਇਹ ਤਾਂ ਗਦਾਰੀ ਹੈ ਜੋ ਪ੍ਰਚਾਰ ਸੀ ਟੌਪਿਕ ਦੀ ਟੌਪਿਕ ਤੇ ਧਿਆਨਤਾ ਤੁਸੀਂ ਉਹ ਜਿਹੜਾ ਮੁੱਦਾ ਸੀ ਜਿਹਦੇ ਵਾਸਤੇ ਗੁਰਬਾਣੀ ਰਚੀ ਗਈ ਸੀ ਸੰਕਲਨ ਕੀਤਾ ਗਿਆ ਤਾਂ ਤਾਂ ਮੁੱਦਾ ਹੀ ਛੱਡਤਾ ਤੁਸੀਂ ਇੱਕ ਵੀ ਗੁਰਮੁਖ ਨਹੀਂ ਪੈਦਾ ਹੋ ਸਕਿਆ ਕਿਉਂ ਨਹੀਂ ਹੋ ਸਕਿਆ ਕੌਣ ਜਵਾਬ ਦੇਊਗਾ ਇਹਨਾਂ ਗੁਰਦਾਰਾਂ ਦੇ ਬਾਵਜੂਦ ਕਿਉਂ ਨਹੀਂ ਹੋ ਸਕਿਆ ਕਿਉਂ ਨਹੀਂ ਗੁਰਬਾਣੀ ਦੇ ਤੁਹਾਨੂੰ ਅਰਥਾਂ ਦਾ ਪਤਾ ਕੌਣ ਜਵਾਬ ਦੇਊਗਾ ਇਸਾਈਆਂ ਦੇ ਪੁੱਛ ਲੋ ਇਸਾਈ ਮੌਤ ਸਾਰਾ ਗਿਆਨ ਦੱਸ ਦੇਣਗੇ ਭਾਈ ਉਹਦਾ ਮੁਸਲਮਾਨਾਂ ਦੇ ਪੁੱਛੋ ਬੱਚੇ ਬੱਚੇ ਨੂੰ ਪਤਾ ਹੈ ਇਸਲਾਮ ਦੇ ਗਿਆਨ ਦਾ ਸਿੱਖ ਨੂੰ ਪੁੱਛੋ ਕਿਸੇ ਨੂੰ ਨਹੀਂ ਪਤਾ ਸਿੱਖੀ ਕੀ ਹੈ ਸਿੱਖ ਨੂੰ ਕਿਸੇ ਨੂੰ ਪੁੱਛ ਲੋ ਸਿੱਖੀ ਦਾ ਕਿਸੇ ਨੂੰ ਨਹੀਂ ਪਤਾ ਮੁਸਲਮਾਨਾਂ ਨੂੰ ਪਤਾ ਹੈ ਇਸਾਈਆਂ ਨੂੰ ਪਤਾ ਹੈ ਬੋਧੀਆਂ ਨੂੰ ਪਤਾ ਹੈ ਸਿੱਖ ਨੂੰ ਨਹੀਂ ਕਿਸੇ ਨੂੰ ਪਤਾ ਸਿੱਖੀ ਕੀ ਹੈ ਇਹ ਦੱਸ ਦੇ ਕੋਈ ਦੱਸੇ ਮੈਨੂੰ ਸਿੱਖੀ ਕੀ ਹੈ ਮੈਨੂੰ ਤਾਂ ਕੋਈ ਮਿਲਿਆ ਨਹੀਂ ਇੱਥੇ ਜਿਹੜਾ ਐਗਜ਼ੈਕਟ ਦੱਸ ਦੇ ਸਿੱਖੀ ਕੀ ਹੈ ਗੱਲਾਂ ਦੀ ਬੜਬੜੀਆਂ ਕਰਦੇ ਆ ਇਹਦਾ ਮੁੱਦਾ ਹੀ ਛੱਡ ਦਿੱਤਾ ਸਿੱਖੀ ਦੀ ਸਿੱਖਿਆ ਪੜਾਉਣੀ ਸੀ ਗੁਰਦਾਰੇ تعلیم ਦੇਣੀ ਸੀ ਉਹ ਤਾਂ ਛੱਡ ਦਿੱਤੀ ਅਸੀਂ ਸਿੱਖੀ ਸਿੱਖਿਆ ਗੁਰ ਵਿਚਾਰ ਗੁਰਬਾਣੀ ਦੀ ਵਿਚਾਰ ਗੁਰੂ ਦੀ ਵਿਚਾਰ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਣਾ ਸੀ ਉਹ ਤਾਂ ਅਸੀਂ ਛੱਡਤੀ ਤਿਆਗਤੀ ਗੋਲਕ ਨੂੰ ਪੈ ਗਏ ਰਾਜ ਨੂੰ ਪੈ ਗਏ ਇਹ ਸਿੱਖੀ ਸੀ ਬਹੁਤ ਵੱਡੀ ਗੱਦਾਰੀ ਹੈ ਗੁਰੂ ਨਾਲ ਹੈ ਕਹਿੰਦੇ ਅਸੀਂ ਸਿੱਖਾ ਰਾਜ ਵੀ ਸਾਹਮਣੇ ਕਿੰਨੇ ਧੜੇ ਨੇ ਤੁਹਾਡੇ ਜਗਾ ਜਗਾ ਦੂਆ ਦੂਏ ਨੂੰ ਨਹੀਂ ਸਿੱਖ ਸਮਝਦਾ ਦੂਆ ਦੂਏ ਨੂੰ ਕਹਿੰਦਾ ਇਹ ਸਿੱਖ ਨਹੀਂ ਹੈ ਆਪੇ ਕਹਿੰਦਾ ਤੁਸੀਂ ਕਦੂਆ ਨੂੰ ਉਹ ਕਹਿੰਦਾ ਇਹ ਗੋਲਕ ਚੋਰ ਆ ਉਹ ਕਹਿੰਦਾ ਇਹ ਗੋਲਕ ਚੋਰ ਆ ਆਪੇ ਕਹਿੰਦੇ ਲੀਡਰੇ ਕਹਿੰਦੇ ਨੇ ਸੰਸਾਰ ਸੁਣਦਾ ਅਜਾਮ ਇੱਕ ਦੂਏ ਤੇ ਆਪੇ ਲਾਉਂਦੇ ਤੁਸੀਂ ਤੁਸੀਂ ਆਗੂ ਅਜਾਮ ਲਾਉਂਦੇ ਦੂਏ ਤੇ ਫਿਰ ਇਕੱਠੇ ਵੀ ਹੋ ਜਾਂਦੇ ਹੋ ਫਿਰ ਚੋਰ ਹਟ ਜਾਂਦੇ ਨੇ ਜਾਂ ਇਕੱਠੇ ਹੋ ਜਾਂਦੇ ਨੇ ਸੁਲਾ ਹੋ ਜਾਂਦੀ ਫਿਰ ਚੋਰ ਨਹੀਂ ਰਹਿੰਦਾ ਕੋਈ ਵੀ ਫਿਰ ਸਾਰੇ ਮਾਫ ਹੋ ਜਾਂਦੇ ਨੇ ਇਹ ਡਰਾਮੇ ਦਾ ਤੱਕ ਚੱਲਣਗੇ ڈرامے کا کتر چل رہی سب ڈرامے نے سکھانا یہ کچھ ہے نہیں سی کدے بھی نہیں رہا تھوڑے جی کتوں آ گئے یہ نہیں سیکھی ਸਿੱਖੀ ਤੇ ਕਬਜ਼ਾ ਕਰ ਲਿਆ ਅਸਲ 'ਚ ਜਿਹੜੇ ਸਿੱਖੀ ਤੋਂ ਵਿਰੋਧੀ ਸੀ ਖਤਮ ਕਰਨਾ ਚਾਹੁੰਦੀ ਸੀ ਉਹਨਾਂ ਦਾ ਪੂਰਾ ਕਬਜ਼ਾ ਹੋ ਗਿਆ ਰਣਜੀਤ ਸਿੰਘ ਦੇ ਰਾਜ ਹੋਇਆ ਜਿਹੜੇ ਅਸਲੀ ਸਿੱਖ ਦੀ ਹਾਸ਼ੀਅਤ ਕਰਦੇ ਉਹ ਕੋਲ ਜੇ ਖਾਲੀ ਬੁੱਲਾ ਸੀ ਉਹ ਹਾਸ਼ੀਅਤ ਤੇ ਚਲੇ ਹੁੰਦੇ ਨੇ ਹੁਣ ਤੱਕ ਉਹ ਆਪਣੇ ਸਿੱਖੀ ਨਾਲ ਉਹਨਾਂ ਨੂੰ ਪਤਾ ਕਿ ਸਾਰਿਆਂ ਨੇ ਸਿੱਖ ਨਹੀਂ ਬਣਨਾ ਹੁੰਦਾ ਉਹ ਸਮਝਦੇ ਨੇ ਵੀ ਜਿਹੜੇ ਸਿੱਖ ਬਣਨਾ ਉਹਨਾਂ ਨੇ ਬਣ ਜਾਣਾ ਜਿਹਨੂੰ ਪਿਆਸ ਹੁੰਦੀ ਹੈ ਪਾਣੀ ਦੀ ਆਪੇ ਲੱਭ ਲੈਂਦੇ ਜਾਨਵਰ ਨੇ ਜਿੱਥੇ ਪਾਣੀ ਰੁਕੇ ਹੁੰਦੇ ਦੂਰ ਦੂਰ ਜਾ ਕੇ ਲੱਭ ਲੈਂਦੇ ਜਿਹਨੂੰ ਸਿੱਖੀ ਦੀ ਭੁੱਖ ਨੂੰ ਲੱਭ ਲੈਣੀ ਜਿਹੜਾ ਗੁਰੂ ਨਾਲ ਜੁੜਿਆ ਹੈ ਗੁਰੂ ਨੂੰ ਉਹਦਾ ਦੱਸ ਦੇਣ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਸਭ ਹੋ ਜਾਣ ਉਹ ਆਪੇ ਕਰ ਰਹੇ ਉਹਨਾਂ ਨੂੰ ਭਰੋਸਾ ਹੈ ਗੁਰਬਾਣੀ ਤੇ ਇਹਨਾਂ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਕਿਸੇ ਦਾ ਲੱਗੀ ਹੁਣ ਆਪਣੇ ਆਪ ਦੇ ਆਪ ਦੇ ਭਰੋਸਾ ਨਹੀਂ ਕਿਹੜੇ ਵੇਲੇ ਮਨ ਨੇ ਬੇਈਮਾਨ ਹੋ ਜਾਣਾ ਦੂਏ ਦਾ ਲੱਗੀ ਹੁਣ ਸਮਾਂ ਲੱਗਦਾ ਹੁੰਦਾ ਗੁਰਬਾਣੀ ਦਾ ਸੱਚ ਉਹ ਸਾਹਮਣੇ ਆ ਗਿਆ ਅੱਜ ਕੂੜ ਨਖੁੱਟੇ ਨਾਨਕਾ ਓੜਕ ਸੱਚ ਨਹੀਂ ਕੂੜ ਸੀ ਸਭ ਦੇ ਸਾਹਮਣੇ ਚਿੱਟਾ ਨੰਗਾ ਖੋਟਾ ਹੋਇਆ ਪਿਆ ਖੋਟਾ ਹੋ ਕੇ ਸਾਹਮਣੇ ਹੋਇਆ ਪਿਆ ਕੂੜ ਸੱਚ ਗੁਰਬਾਣੀ 'ਚ ਪਿਆ ਖੋਜ ਲੋ ਸੱਚ ਦਾ ਗੁਰਬਾਣੀ 'ਚ ਹੈ ਜਿਹਨੂੰ ਚਾਹੀਦਾ ਇਥੋਂ ਲੈ ਲੋ ਬਾਹਰ ਕਿਥੋਂ ਮਿਲਣਾ ਇਹ ਆਪਣੇ ਅੰਦਰ ਸੱਚ ਹੈ ਅੰਤਰਾਤਮਾ ਦੀ ਆਵਾਜ਼ ਸੱਚ ਹੈ ਉਹਦੇ ਨਾਲ ਜੁੜ ਜਾਓ ਆਪੇ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਕੀਤਾ ਨਾ ਹੋਏ ਪਰਮੇਸ਼ਰ ਦਾ ਰੱਬ ਪੈਦਾ ਨਹੀਂ ਕੀਤਾ ਜਾ ਸਕਦਾ ਸਾਰੀਆਂ ਮਤਾਂ ਨੇ ਆਪਣੇ ਆਪਣੇ ਪੈਦਾ ਕੀਤੇ ਹਨ ਕਿਸੇ ਨੇ ਕਿਸੇ ਨੂੰ ਰੱਬ ਦੇਖੋ ਨਾ ਈਸਾ ਪੈਦਾ ਹੋਇਆ ਗੁਰੂ ਨਾਨਕ ਪੈਦਾ ਹੋਇਆ ਬੁੱਧ ਪੈਦਾ ਹੋਇਆ ਇਹਨਾਂ ਨੂੰ ਭਗਵਾਨ ਅਸੀਂ ਬਣਾਉਣਾ ਹੈ ਰੱਬ ਬਣਾਉਣਾ ਹੈ ਭਗਵਾਨ ਹੋਣਾ ਹੋਰ ਰੱਬ ਹੋਣਾ ਹੋਰ ਪਰਮੇਸ਼ਰ ਹੋਣਾ ਹੋਰ ਭਗਵਾਨ ਦਾ ਭਾਗਵਾਨ ਹੁੰਦਾ ਕਰਮਾਂ ਵਾਲਾ ਹੁੰਦਾ ਜਿਹਨੇ ਬਾਜੀ ਜਿੱਤ ਲਈ ਭਗਵਾਨ ਜੇ ਤਾਂ ਭਗਵਾਨ ਦੇ ਇੰਨੇ ਅਰਥ ਨੇ ਫਿਰ ਤਾਂ ਠੀਕ ਨੇ ਗੁਰਬਾਣੀ ਦੇ ਹੀ ਅਰਥ ਨੇ ਨਾਨਕ ਸੋ ਪੁਰਖ ਕੋਈ ਪੂਰਨ ਭਗਵਾਨ ਉਹ ਆਦਮੀ ਪੂਰਨ ਭਗਵਾਨ ਹੈ ਪੂਰੇ ਭਗਵਾਨ ਗੁਰਬਾਣੀ ਦੇ ਹੀ ਅਰਥ ਨੇ ਭਗਵਾਨ ਦੇ ਪਰਮੇਸ਼ਰ ਨਹੀਂ ਹੈ ਭਗਵਾਨ ਦਾ ਪਰ ਜਿਹੜੇ ਲੋਕ ਪ੍ਰਚਾਰ ਕਰਦੇ ਨੇ ਪਰਮੇਸ਼ਰ ਦੀ ਸੰਸ ਕਰਦੇ ਨੇ ਭਗਵਾਨ ਇੱਥੋਂ ਗਲਤੀ ਹੋਈ ਹੈ ਭਗਵਾਨ ਦਾ ਭਾਗਸ਼ਾਲੀ ਹੁੰਦਾ ਜਿਹਨੇ ਜੀਵਨ ਦੀ ਬਾਜੀ ਜਿੱਤ ਲਈ ਆਪਣਾ ਕੰਮ ਜਿਹੜਾ ਜਿਹੜੀ ਵਸਤੂ ਲੈਣ ਆਇਆ ਸੀ ਜੇ ਉਹਨੇ ਲੈ ਕੇ ਪ੍ਰਾਪਤ ਕਰ ਲਈ ਬਾਇਜ਼ਤ ਆਪਣੇ ਘਰ ਚਲਾ ਗਿਆ ਉਹ ਭਗਵਾਨ ਹੈ ਭਗਵਾਨ ਦੂਜੇ ਕੌਣ ਨੇ ਦੂਜੇ ਅਭਾਗੇ ਨੇ جوٹے آئے جوٹے آئے جوٹے جائیں جوٹے مرے اباگے وہ کٹیا سچا کمر کھاؤ جہاں بیسو بوجن کھاؤ ایسے کوئی جگہ سچی وہ نہیں ہے جیسے بیٹھ کے بوجن کھائیے گربا یہ کہہ رہی ہے سچ جھوٹ بچتی ہے سکھان سب تھلے چلے گئے گربا تو کوئی بھی ہوگی کتنے نہ کتنے جا کے گربا انہیں جھوٹا کر دیں ਸੁੱਝ ਕੁਛ ਨਹੀਂ ਪੰਡਤ ਕਰਦਾ ਸੀ ਸੁਝੂੜ ਦੀ ਗੱਲ ਗੁਰਮਤ ਨਹੀਂ ਕਰਦਾ ਸੁੱਝ ਝੂੜ ਦੀ ਗੱਲ ਵੀ ਕਰਦਾ ਸੀ ਪੰਡਤ ਆ ਦੂਆ ਵੰਡ ਵੰਡ ਵੀ ਪੰਡਤ ਦੀ ਬਣਾਈ ਹੋਈ ਸੀ ਨੀਚ ਚੂਜ ਦੀ ਗੱਲ ਕਰਦਾ ਸੀ ਗੁਰਬਾਣੀ ਨਹੀਂ ਮੰਨਦੀ ਹੈ ਗੁਰਬਾਣੀ ਇਸ ਗੱਲ ਨੂੰ ਨਹੀਂ ਹਾਂ ਹਾਈ ਦੀ ਜਿਹੜੀ ਗੱਲ ਹੈ ਉਹ ਅਲੱਗ ਹੈ ਜਿਹੜੀ ਹਾਈ ਦੀ ਕੋਈ ਮਤਲਬ ਹੈ ਸਾਹ ਤੋਂ ਬਿਮਾਰੀ ਪੈਦਾ ਹੁੰਦੀ ਹੈ ਜਾਂ ਮਤਲਬ ਹੈ ਕਿਸੇ ਨੂੰ ਕੋਈ ਬਿਮਾਰੀ ਹੈ ਉਹਦਾ ਜੂਠਾ ਖਾਣਾ ਹੈ ਹੱਥਾਂ ਨੂੰ ਆਪਾਂ ਧੋ ਕੇ ਲੈਣਾ ਉਹ ਹਾਈ ਨੂੰ ਚੀਜ਼ ਹੈ ਬਿਮਾਰੀਆਂ ਤੋਂ ਬਚਣ ਵਾਸਤੇ ਉਹ ਵੱਖਰੀ ਗੱਲ ਹੈ ਧਾਰਮਿਕ ਚੀਜ਼ ਸਰੀਰ ਤੋਂ ਉਹ ਸਰੀਰ ਨਾਲ ਸੰਬੰਧਿਤ ਗੱਲ ਇਹਨੂੰ ਕਹਿ ਸਕਦੇ ਹਾਂ ਐਂ ਵੀ ਹੱਥ ਆਪਾਂ ਇਹ ਕਹਿੰਦੇ ਹੱਥ ਧੋਣੇ ਹੀ ਨਹੀਂ ਇਹ ਵੀ ਗੱਲ ਹੈ ਉਹਨੂੰ ਧਰ ਉਹ ਸੱਚ ਜੋੜਨਾ ਨਾ ਜੋੜੋ ਪਿੰਡਾ ਧੋਣਾ ਨਾ ਸੋਚੇ ਇਹਨਾਂ ਆਖਿਆ ਬੈਣ ਜੇ ਪਿੰਡਾ ਪਿੰਡਾ ਧੋਣਾ ਵਾਲਾ ਨਹੀਂ ਹੈ ਪਰ ਉਹਨੂੰ ਸੋਚੇ ਨਾ ਮੰਨ ਲਓ ਵੀ ਸੋਚਾ ਹੋ ਗਿਆ ਜਾਂ ਵੇਨੋ ਧੋਤੇ ਤੇ ਝੂਠਾ ਸੀ ਫੇ ਜਿਹੜਾ ਸੱਚਾ ਬਾਣੀ ਕਹਿੰਦੀ ਹੈ ਉਹ ਤਾਂ ਫਿਰ ਸੱਚੇ ਦੀ ਲੋੜ ਨਹੀਂ ਰਹੀ ਸਾਨੂੰ ਸੱਚ ਹੋਵੇ ਤਾਂ ਸੱਚ ਪਾਈਏ ਮਨ ਸਾਚਾ ਮੁਖ ਸਾਚਾ ਸੋਏ ਸੱਚ ਤਾਂ ਪਊਗਾ ਜੇ ਸੁਚ ਹੋਊ ਅੰਦਰ ਹਿਰਦਾ ਸੁੱਚਾ ਹੋਊਗਾ ਸੁਚ ਪਾਉਣ ਦੇ ਲਾਇਕ ਹੋਊਗਾ ਜਿਵੇਂ ਦੁੱਧ ਪਾਉਣੇ ਆ ਪਹਿਲਾਂ ਭਾਂਡਾ ਸਾਫ਼ ਹੋਵੇ ਸਾਫ਼ ਕੀਤਾ ਹੋਇਆ ਹੋਵੇ ਮਾਂਜਿਆ ਹੋਇਆ ਹੋਵੇ ਧੋਤਾ ਹੋਇਆ ਹੋਵੇ ਫਿਰ ਦੁੱਧ ਪਾਈਦਾ ਜੇ ਕਿਤੇ ਮਾੜੀ ਮੋਟੀ ਖਟਾਸ ਹੋਵੇ ਕੋਈ ਚੀਜ਼ ਹੋਵੇ ਦੁੱਧ ਖਰਾਬ ਹੋ ਜਾਊਗਾ ਇਹ ਵੀ ਗੁਰਬਾਣੀ ਹੈ ਜਿਹੜੀ ਸ਼ੁੱਧ ਹਿਰਦੇ ਚ ਪਾਈਏ ਤੇਰੇ ਹੱਥ ਹੋਰ ਨੇ ਇਹਦੀ ਖੁਸ਼ਬੂ ਹੋਰ ਹੈ ਇਹਦੇ ਚੋਂ ਪੂਰਾ ਦਾ ਪੂਰਾ ਮੱਖਣ ਨਿਕਲਦਾ ਕੁਝ ਵੀ ਖਰਾਬ ਨਹੀਂ ਹੁੰਦਾ ਅਸ਼ੁੱਧ ਹੁੰਦਾ ਚਲੀ ਜਾਵੇ ਇਹ ਜੀ ਕਰਿਆ ਹੀ ਹਨ ਪੰਡਤ ਨੇ ਪੜੀ ਹੈ ਜਦ ਉਹ ਕਰਿਆ ਸ਼ੁੱਧ ਅੰਦਾਜ਼ ਨਹੀਂ ਸੀ ਪੰਡਤ ਜਾਂ ਹਿਰਦੇ ਦੇ ਵਿੱਚ ਉਹਦੇ ਪਹਿਲਾਂ ਹੀ ਨਫ਼ਰਤ ਸੀ ਗੁਰਬਾਣੀ ਬਾਰੇ ਕਿ ਇਹਦੇ ਅਰਥ ਵਿਗਾੜਨੇ ਨੇ ਇਹਦਾ ਤਾਂ ਖਿਲਾਫ ਸੀ ਪਰ ਕੁਰਬਾਨੀ ਕਹਿੰਦੇ ਸਾਡੀ ਮਤ ਦੇ ਖਿਲਾਫ ਹੈ ਬਾਣੀ ਉਹਨੇ ਨਹੀਂ ਦੇਖਿਆ ਵੀ ਇਹ ਸੱਚ ਹੈ ਝੂਠ ਹੈ ਨਹੀਂ ਨਹੀਂ ਸਾਡੀ ਮਤ ਦੇ ਖਿਲਾਫ ਸੱਚ ਝੂਠ ਗੱਲ ਅਲੱਗ ਹੈ ਸੱਚਾ ਕੌਣ ਝੂਠਾ ਕੌਣ ਕਹਿੰਦੇ ਨਹੀਂ ਸਾਡੇ ਵਿਰੁੱਧ ਹੈ ਦੋਈ ਪਾਰਟੀ ਦਾ ਬੰਦਾ ਪਾਰਟੀ ਦੂਈ ਦਾ ਬੰਦਾ ਸੱਚਾ ਝੂਠੇ ਦਾ ਤਾਂ ਮਤਲਬ ਨਹੀਂ ਰਹਿ ਜਾਂਦਾ ਫਿਰ ਤਾਂ ਇਮਾਨਦਾਰੀ ਹੋ ਗਈ ਸੱਚੇ ਝੂਠੇ ਵਾਲੀ ਗੱਲ ਧੜਾ ਦੇਖੇ ਉੱਥੇ ਤਾਂ ਸਾਡੇ ਧੜੇ ਤੋਂ ਖਿਲਾਫ ਹੈ ਬਣੀ ਦੂਜੇ ਧੜੇ ਇਹਨੂੰ ਬਗਾੜ ਆਪਣੇ ਧੜੇ 'ਚ ਕਿਵੇਂ ਲਾਉਣਾ ਅਰਥ ਬਦਲ ਲੈ ਹੋਰ ਕੀ ਉਹੀ ਅਰਥ ਅਸੀਂ ਲਈ ਜਾਂਦੇ ਆ ਹਰ ਚੰਗੀ ਸੀ ਬਾਹਮਣ ਦੇ ਕੀਤੇ ਹੱਥ ਮਗਰ ਸਰ ਨਾਲੇ ਗੁਰਦਾਰੇ ਭੀੜੇ ਨਹੀਂ ਸੀ ਹੋਣੀ ਪਹਿਲਾਂ ਜੇ ਇਹਦੇ ਹੱਥ ਨਾ ਬਦਲਦੇ ਭੀੜ ਨਹੀਂ ਸੀ ਹੋਣੀ ਜੇ ਮਾਰਗ ਪੰਡਤ ਕਹੇ ਪਾਛੇ ਪੜੀ ਵੀਰ ਉਹ ਕਬੀਰ ਦਾ ਸ਼ਲੋਕ ਲੈ ਕੇ ਹੀ ਉਹਦੇ ਦੂਏ ਅਰਥ ਕਰ ਲੈ ਵੀ ਭੀੜ ਜਿਟਾਉਣ ਵਾਸਤੇ ਆ ਕੁਝ ਕਰੋ ਗੁਰਬਾਣੀ ਦੇ ਸ਼ਲੋਕ ਦਾ ਮਿਸਯੂਜ਼ ਕਰ ਲਿਆ ਜੇ ਮਾਰਗ ਪੰਡਤ ਕਹੇ ਸਾਰੀ ਭੀੜ ਪਿੱਛੇ ਹੋ ਰਹੀ ਉਹਦੇ ਵੀਰ ਵੀਰ ਪਿਛੇ ਹੋ ਰਹੀ ਸਾਰੇ ਵੀਰ ਵੀਰਾਂ ਕੱਟ ਕੇ ਸਾਰੇ ਪਿਛੇ ਮੰਨਣ ਲੱਗ ਬਾਹਮਣ ਗੁਰੂ ਜਗਤ ਦਾ ਬਣ ਗਿਆ ਜੇ ਜਗਤ ਦਾ ਗੁਰੂ ਇਹਨੂੰ ਬਣਾਉਣਾ ਹੈ ਤਾਂ ਇਹਦੇ ਤੇ ਝੂਠ ਰਲਾ ਦੋ ਇਹ ਸੱਚ ਮਗਰ ਨਹੀਂ ਕਿਸੇ ਨੂੰ ਚੱਲਣਾ ਸੱਚ ਤਾਂ ਤੋਂ ਕੱਢਿਆ ਬਾਹਰ ਬੈਠਾ ਸੱਚਖੰਡ ਅਲੱਗ ਹੈ ਇੱਥੇ ਨਹੀਂ ਬਣਨ ਦਿੰਦੇ ਇਹਨਾਂ ਨੂੰ ਬਰਦਾਸ਼ਤ ਨਹੀਂ ਹੈ ਸੱਚ ਹੈ ਲੋਕਾਂ ਨੂੰ ਜੇ ਸੱਚ ਬਰਦਾਸ਼ਤ ਹੁੰਦਾ ਸੱਚਖੰਡ ਛੱਡ ਕੇ ਕਾਹਦੇ ਹੁੰਦੇ ਇਹ ਕਹਿੰਦੇ ਸੱਚਖੰਡ ਛੱਡਣਾ ਮਨਜ਼ੂਰ ਹੈ ਪਰ ਸੱਚ ਬਰਦਾਸ਼ਤ ਨਹੀਂ ਜਿਹੜਾ ਸੱਚਖੰਡ ਛੱਡਿਆ ਏ ਸੱਚ ਬਰਦਾਸ਼ਤ ਨਹੀਂ ਸੀ ਇੱਥੇ ਸੱਚ ਬਰਦਾਸ਼ਤ ਕਰ ਲੈਣਗੇ ਉਹ ਸੌਖਾ ਹੀ ਇੱਥੇ ਦਾ ਸੱਚੋ ਬਰਦਾਸ਼ਤ ਕਰੂ ਜਿਹੜਾ ਦੁਖੀ ਹੋ ਜੂ ਇੱਥੇ ਬਹੁਤ ਜ਼ਿਆਦਾ ਸੰਸਾਰ 'ਚ ਜਿਹਦਾ ਇਲਾਜ ਕੋਈ ਨਹੀਂ ਹੈ ਉਹ ਉਹ ਮੈਨੂੰ ਕੁਝ ਵੀ ਹੋ ਜਵੇ ਇੱਥੋਂ ਕੱਢੋ ਜੋ ਮਰਜ਼ੀ ਬਣਾ ਲਓ ਮੈਨੂੰ ਜੇਲ੍ਹ ਤੋਂ ਕੱਢੋ ਬਾਹਰ ਸਾਰੀਆਂ ਸ਼ਰਤਾਂ ਵਾਧੂ ਮੰਨਦਾ ਜਿੰਨੀਆਂ ਮੈਂ ਅੱਗੇ ਨਹੀਂ ਸੀ ਨਾ ਸ਼ਰਤਾਂ ਮੰਨਦਾ ਉਦੋਂ 10 ਵਾਧੂ ਲਾ ਲਓ ਮੇਰੇ ਤੇ ਜਿੰਨੀਆਂ ਮਰਜ਼ੀ ਸ਼ਰਤਾਂ ਪਰ ਮੈਨੂੰ ਜੇਲ੍ਹ ਤੋਂ ਕੱਢੋ ਅਜੀ ਦਾ ਜੀ ਲੱਗਿਆ ਜੇਲ੍ਹ ਚ ਕਹਿੰਦਾ ਪੱਖੇ ਤਾਂ ਲਾਤੇ ਏਸੀ ਲਾ ਦੇ ਜੇਲ੍ਹ ਚ ਫਿਰ ਫਿਰ ਘਰ ਕੀ ਕਰਨ ਜਾਣਾ ਘਰ ਮਿਲ ਦੇਣਾ ਉਹ ਇੱਥੇ ਬਿਲ ਸਰਕਾਰੀ ਹੈ ਉਹ ਬਿਜਲੀ ਦੇ ਬਿੱਲ ਦਾ ਫਰਕ ਹੋਊ ਏਸੀ ਦਾ ਹੋਊਗਾ ਦਾਲ ਇੱਥੇ ਸਰਕਾਰੀ ਹੈ ਰੋਟੀ ਸਰਕਾਰੀ ਹੈ ਘਰ ਕੀ ਲੈਣੇ ਜਾ ਕੇ ਸਾਨੂੰ ਬੜਾਰੀ ਮਿਲੀ ਹੋਈ ਆ ਉੱਥੇ ਫਿਰ ਕੀ ਲੈਣਾ ਜੇ ਨਹੀਂ ਮਿਲਦੀ ਤਾਂ ਕੋਸ਼ਿਸ਼ ਕਰ ਲੋ ਨੰਬਰਦਾਰੀ ਲੈ ਲੋ ਨੰਬਰਦਾਰੀ ਨੂੰ ਭਜਨਸ ਕਰਦੀ ਰਹੇ ਸਾਰੇ ਹਾਂਜੀ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਜਿਨ ਸੇਵਿਆ ਐਸਾ ਹਰ ਤਿਨ ਪਾਇਆ ਮਾਨ ਜਿਨ੍ਹਾਂ ਨੇ ਸੇਵਿਆ ਉਹਨਾਂ ਦਾ ਮਾਨ ਪਾਇਆ ਐ ਗੁਰਦਾਰੇ ਸੇਵਾ ਕਰ ਰਹੇ ਨੂੰ ਕਿ ਸਨਮਾਨ ਮਿਲਿਆ ਕਿਉਂ ਨਹੀਂ ਮਿਲਿਆ ਕਿਉਂ ਨਹੀਂ ਮਿਲਿਆ ਆ ਜੂਰ ਸਾਹਿਬ ਕਿੰਨੀ ਜਿਹੜੀ ਸੇਵਾ ਕੀਤੀ ਉਹਨੇ ਮੋਨੀ ਨੇ ਕੀ ਮਾਨ ਮਿਲਿਆ ਉਹਨੂੰ ਕਿਉਂ ਨਹੀਂ ਮਿਲਿਆ ਜਵਾਬ ਕੀ ਹੈ ਗੁਰਬਾਣੀ ਕਹਿੰਦੇ ਜਿੰਨ ਸੇਵਾ ਤੈਨੂੰ ਪਾਇਆ ਇਹੜੇ ਸੇਵਾ ਕਰਦੇ ਉਹਨਾਂ ਨੂੰ ਮਾਣ ਕਿਉਂ ਨਹੀਂ ਮਿਲਿਆ ਕਿਸੇ ਨੂੰ ਦਰਗਾਹ ਜੋ ਲੈ ਮਾਣ ਸੰਸਾਰ ਦੇ ਮਾਣ ਨੂੰ ਕੋਈ ਨਹੀਂ ਪੁੱਛਦਾ ਮਾਣ ਉਹ ਚੀਜ਼ ਦਾ ਉਹਨੂੰ ਗੁਰੂ ਦੀ ਮੱਤ ਦੀ ਸੋਝੀ ਆ ਜਾਣੀ ਇਹ ਤੋਂ ਬੜਾ ਮਾਣ ਹੋਰ ਕੋਈ ਨਹੀਂ ਮਾਨਤਾ ਉਹਨੂੰ ਆ ਪ੍ਰਾਪਤ ਜਿਹਨੂੰ ਮੱਤ ਹੈ ਜਿਹਦੇ ਕੋਲ ਉਹਦੀ ਐਂਟਰੀ ਹੈ ਐਂਟਰੀ ਉਹਦੀ ਜਿਹਦੀ ਮੱਤ ਸਹੀ ਹੈ ਮਾਣ ਕਿਉਂ ਨਹੀਂ ਮਿਲਿਆ ਕਿਸੇ ਨੂੰ ਜੇ ਤੁਹਾਡੇ ਵਾਲੀ ਸੇਵਾ ਸੇਵਾ ਹੈ ਕਾਲ ਸੇ ਵਾਲਿਆਂ ਦੀ ਸੇਵਾ ਦੱਸੋ ਕਿਹਨੂੰ ਮਾਣ ਮਿਲਿਆ ਸੰਸਾਰੀ ਮਾਣ ਨੂੰ ਮਾਣ ਨਹੀਂ ਮਿਲਦੀ ਸੰਸਾਰੀ ਮਾਣ ਰਾਜਾ ਕੋ ਬਹੁਤ ਹੈ ਸੰਸਾਰੀ ਤਾਂ ਰਾਜਾ ਕੋ ਬਹੁਤ ਹੈ ਅਮਰੀਕਾ ਕੋ ਬਥੇਰਾ ਸੋਨਾ ਪਿਆ ਕੋਈ ਖਾਸ ਗੱਲ ਨਹੀਂ ਹੈ ਦਰਗਾਹ ਦਾ ਮਾਣ ਜਿਹੜਾ ਮਿਲਿਆ ਉਹ ਮਾਣ ਮਿਲਿਆ ਭਗਤਾਂ ਨੂੰ ਭਗਤਾਂ ਦੀ ਅਵਸਥਾ ਕਿਉਂ ਨਹੀਂ ਕਿਸੇ ਦੀ ਹੋਈ ਮਾਣ ਦਾ ਮਤਲਬ ਹੈ ਅਵਸਥਾ ਪ੍ਰਾਪਤ ਹੋ ਜਾਏ ਨਾਨਕ ਨੂੰ ਮਾਣ ਮਿਲਿਆ ਦਰਗਾਹ ਚੋਂ ਕਬੀਰ ਨੂੰ ਮਾਣ ਮਿਲਿਆ ਰਵਿਦਾਸ ਨੂੰ ਮਾਣ ਮਿਲਿਆ ਤਾਂ ਲੋਚਨ ਨੂੰ ਮਾਣ ਮਿਲਿਆ ਸਾਰਿਆਂ ਨੂੰ ਮਾਣ ਮਿਲਿਆ ਸੁੰਦਰ ਨੂੰ ਮਿਲਿਆ ਮਾਣ ਸੱਤੇ ਬਲਵੰਨ ਨੂੰ ਮਾਣ ਮਿਲ ਗਿਆ ਦੇਖੋ ਗੁਰੂ ਗ੍ਰੰਥ ਸਾਹਿਬ ਬਾਣੀ ਦਰਜ ਹੈ ਪੱਟਾ ਨੂੰ ਮਾਣ ਮਿਲਿਆ ਦਰਜ ਜਿਹਨੇ ਸੇਵਿਆ ਉਹਨੂੰ ਬਾਬੇ ਬੁੱਢੇ ਨੂੰ ਵੀ ਮਾਣ ਮਿਲਿਆ ਹੈ ਭਾਈ ਮਨੀ ਸਿੰਘ ਨੂੰ ਮਾਣ ਮਿਲਿਆ ਹੈ ਬਾਣੀ ਨਹੀਂ ਦਰਜ ਹੈ ਨਾ ਸਹੀ ਭਾਈ ਗੁਰਦਾਸ ਨੂੰ ਮਾਣ ਮਿਲਿਆ ਹੋਇਆ ਭਾਈ ਦੀ ਪਦਵੀ ਹੈ ਉਹਨੂੰ ਬਰਾਏ ਇਹ ਨਹੀਂ ਉਹਦੀਆਂ ਇਹ ਇਹ ਉਹਦੇ ਨਾਂ ਤੇ ਰਚੀ ਹੋਈ ਹੈ ਨਹੀਂ ਉਹਦੀਆਂ ਉਹਨੂੰ ਸਮਝ ਸੀ ਗੁਰਬਾਣੀ ਦੀ ਕੀ ਹੈ ਇਹ ਤਾਂ ਕਿਸੇ ਬੇਸਮਝ ਦੇ ਉਹਦਾ ਨਾਂ ਵਰਤਿਆ ਹੋਇਆ ਤਾਂ ਕਿ ਸਿੱਖ ਬੋਲਣ ਨੂੰ ਕਿਉਂਕਿ ਉਹਦਾ ਸਤਕਾਰ ਸੀ ਸਤਕਾਰ ਯੋਗ ਆਦਮੀ ਦੇ ਭਾਈ ਬਣੀ ਕੀ ਕਹੇ ਲਿਖਿਆ ਉਹਨਾਂ ਨਾਂ ਤੇ ਕਿ ਸਿੱਖ ਬੋਲਣ ਦੇ ਨਹੀਂ ਉਲਟੇਰਾ ਪਾਉਣ ਵਾਸਤੇ ਉਹ ਗੱਲ ਅਲੱਗ ਹੈ ਕਿਸੇ ਨੂੰ ਅਕਾਲੀ ਫੂਲਾ ਨੂੰ ਮਾਣ ਹੈ ਕਿਸੇ ਨੂੰ ਕਿਉਂ ਨਹੀਂ ਹੈ ਕਿਉਂ ਨਹੀਂ ਹੈ ਅਪਮਾਨ ਤਾਂ ਹੋ ਗਿਆ ਕਿ ਮਰੇ ਨੇ ਸਾਰੇ ਰਣਜੀਤ ਸਿੰਘ ਨੂੰ ਕੋਈ ਮਾਣ ਨਹੀਂ ਕਿਸੇ ਸਰਦਾਰ ਨੂੰ ਕੋਈ ਮਾਣ ਨਹੀਂ ਕਿਸੇ ਰਾਜੇ ਨੂੰ ਕੋਈ ਮਾਣ ਨਹੀਂ ਤੇ ਰਾਜੇ ਨੂੰ ਮਾਣ ਨਹੀਂ ਹੈ ਤਾਂ ਕੀ ਕਿਹਨੂੰ ਹੋਊਗਾ ਰਾਜ ਬਣਾ ਦਾ ਧਰਮ ਨਹੀਂ ਚੱਲਦਾ ਰਾਜੇ ਨੂੰ ਮਾਣ ਕੋਈ ਨਹੀਂ ਤੇ ਧਰਮ ਕਿਵੇਂ ਚਲਾ ਦੂ ਉਹ ਸੇਵਾ ਕਰਨ ਵਾਲਿਆਂ ਨੂੰ ਮਾਣ ਨਹੀਂ ਰਾਜ ਕਰਨ ਵਾਲਿਆਂ ਨੂੰ ਮਾਣ ਨਹੀਂ ਮੈਂ ਕਿਵੇਂ ਮਿਲੂਗਾ ਕਿੱਥੋਂ ਮਿਲੂਗਾ ਗੁਰਬਾਣੀ ਕਹਿੰਦੇ ਜਿਨ ਸੇਵਾ ਤਿਨ ਪਾਇਆ ਤਿਨ ਪਾਇਆ ਮਾਣ ਇਹਦਾ ਮਤਲਬ ਸੇਵਾ ਨਹੀਂ ਹੈ ਜਿਹੜੀ ਸੇਵਾ ਕਰਦੇ ਨੇ ਗੁਰਬਾਣੀ ਅਨੁਸਾਰ ਸੇਵਾ ਨਹੀਂ ਹੈ ਗੁਰਬਾਣੀ ਅਨੁਸਾਰ ਸੇਵਾ ਕੀ ਹੈ ਗੁਰ ਕੀ ਸੇਵਾ ਸ਼ਬਦ ਵਿਚਾਰ ਸ਼ਬਦ ਵਿਚਾਰ ਨਹੀਂ ਕੀਤਾ ਹੈ ਸ਼ਬਦ ਵਿਚਾਰ ਚੋਂ ਗੁਰਬਾਣੀ ਦੀ ਸੋਝੀ ਆਉਣੀ ਸੀ ਉਹ ਨਹੀਂ ਆਈ ਸ਼ਬਦ ਵਿਚਾਰ ਸਿਰਫ ਹੈ ਤੂੰ ਵੀ ਤਾਂ ਸਿਰਫ ਮੰਦੀ ਨਹੀਂ ਬਣ ਹੱਥ ਪੈਰ ਕਰ ਕੰਮ ਸਭ ਇਹਦਾ ਕੰਮ ਕਰਦੇ ਨੇ ਸੇਵਾ ਨਹੀਂ ਹੈ ਇਹ ਕੰਮ ਹੈ ਸੇਵਾ ਨਹੀਂ ਹੈ ਕੰਮ ਨੂੰ ਸੇਵਾ ਕਹੀ ਜਾਂਦੇ ਨੇ ਸੇਵਾ ਕੁਝ ਹੋਰ ਚੀਜ਼ ਹੈ ਕੰਮ ਕੁਝ ਹੋਰ ਚੀਜ਼ ਹੈ ਸੇਵਾ ਗੁਰ ਕੀ ਹੁੰਦੀ ਹੈ ਸੇਵਾ ਦੇ ਨਾਲ ਗਿਆਨ ਪ੍ਰਾਪਤ ਹੁੰਦਾ ਹੈ ਗਿਆਨ ਮਿਲਦਾ ਸੇਵਾ ਦਾ ਫਲ ਮਿਲਦਾ ਸੇਵਾ ਦਾ ਫਲ ਮਿਲਦਾ ਇੱਕ ਤਿਲ ਨਹੀਂ ਭੰਨਾ ਘਾਲਾ ਤੁਹਾਡੀ ਘਾਲ ਜਿਹੜੀ ਸੇਵਾ ਉਹ ਇੱਕ ਤਿਲ ਜਿੰਨੀ ਵੀ ਨਹੀਂ ਭੰਨਣੀ ਉਹਨੇ ਉਹਦਾ ਕੋਈ ਦੇਣਾ ਹੈ ਕੀ ਦੇਣਾ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਗਿਆਨ ਦਾ ਸੇਵਾ ਤਾਂ ਉਹ ਸੀ ਸੇਵਾ ਸੀ ਆਪ ਜਪਾ ਬਰਾ ਨਾਮ ਜਪਾਵਾ ਇਹ ਸੇਵਾ ਸੀ ਉਹ ਕਿਹਨੇ ਕੀਤਾ ਜਿਹੜਾ ਨਾਮ ਪਾਉਣਾ ਤੇ ਤਾਂ ਨਾਮ ਹੀ ਨਹੀਂ ਹੈ ਗੁਰਬਾਣੀ ਤੁਹਾਨੂੰ ਮੰਨਦੀ ਨਹੀਂ ਉਹ ਤਾਂ ਮਨਮੁਖਾਂ ਵਾਲਾ ਨਾਮ ਹੈ ਤੁਸੀਂ ਜਾਣ ਉਹ ਤਾਂ ਉਹਦਾ ਗੱਦਾਰੀ ਕੀਤੀ ਹੈ ਤੁਸੀਂ ਗੁਰੂ ਨਾਲ ਕਰਦੇ ਹੋ ਗੁਰੂ ਨਾਲ ਗੱਦਾਰੀ ਕਹਿੰਦੇ ਸੇਵਾ ਕਰਦੇ ਹੋ ਜਿਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਇਆ ਗੁਣੀ ਨਿਦਾਨ ਗੁਣੀ ਨਿਦਾਨ ਹੈ ਗੁਣਾ ਦਾ ਖਜ਼ਾਨਾ ਉਹਦੇ ਗੁਣ ਗਾਉਣੇ ਚਾਹੀਦੇ ਨੇ ਇਹ ਸੇਵਾ ਗੁਣ ਗਾਉਣੇ ਚਾਹੀਦੇ ਨੇ ਗੁਣ ਵਿਚਾਰਨੇ ਚਾਹੀਦੇ ਨੇ ਸੇਵਾ ਸੇਵਾ ਕੀਤੀ ਨਾਨਕ ਨੇ ਸੇਵਾ ਕੀਤੀ ਕਬੀਰ ਨੇ ਆ ਸੇਵਾ ਹੀ ਦੇ ਕੇ ਫਲ ਸੇਵਾ ਤੋਂ ਗਿਆਨ ਫਲ ਮਿਲਦਾ ਗਿਆਨ ਤੋਂ ਬੜਾ ਕੋਈ ਫਲ ਨਹੀਂ ਹੈ ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆ ਧਰਮ ਤਾਂ ਫੁੱਲ ਹੈ ਫਲ ਗਿਆਨ ਫੁੱਲ ਹੈ ਗੁਰਬਾਣੀ ਫੁੱਲ ਹੈ ਅੱਖਰ ਫੁੱਲ ਨੇ ਇਹਦੇ ਵਿੱਚੋਂ ਹੀ ਫਲ ਲੱਗਣਾ ਇਸੇ ਨੂੰ ਫਲ ਇੱਥੇ ਹੀ ਬਣਨਾ ਫਲ ਇਹ ਫੁੱਲ ਹੈ ਨਿਸ਼ਾਨੀ ਹੈ ਵੀ ਇੱਥੇ ਫਲ ਹੈ ਫੁੱਲ ਨਿਸ਼ਾਨੀ ਹੁੰਦੀ ਹੈ ਇੱਥੇ ਫਲ ਹੈ ਸਾਰੀ ਵੇਲ ਪਈ ਹੁੰਦੀ ਹੈ ਫਲ ਕਿੱਥੇ ਹੁੰਦਾ ਫੁੱਲ ਵਾਲੀ ਜਗ੍ਹਾ ਹੁੰਦਾ ਫਲ ਜਦ ਟਾਰਗੇਟ ਫੁੱਲ ਤੇ ਡਿੱਗ ਜੂ ਫਲ ਉਹਦੇ ਵਿੱਚੋਂ ਹੋਣੂ ਸਾਰਾ ਟਾਰਗੇਟ ਗੁਰਬਾਣੀ ਹੋਣਾ ਚਾਹੀਦਾ ਸੀ ਫੁੱਲ ਤੇ ਹੀ ਧਿਆਨ ਸਾਰਾ ਕੇਂਦਰ ਹੋਣਾ ਚਾਹੀਦਾ ਸੀ ਸਾਰੀ ਬੇਲ ਤੇ ਆਪਾਂ ਨੇ ਕੀ ਲੈਣਾ ਇਹ ਬੇਲ ਨਾਲ ਜੁੜ ਕੇ ਫੁੱਲ ਛੱਡਤਾ ਬੇਲ ਨਾਲ ਜੁੜ ਗਏ ਸਾਡੀਆਂ ਫੁੱਲ ਤਾਂ ਛੱਡਦਾ ਤੁਸੀਂ ਫੁੱਲ ਤੇ ਟਾਰਗੇਟ ਰੱਖਣਾ ਸੀ ਗੁਰਬਾਣੀ ਫੁੱਲ ਹੈ ਉਹਦੇ ਨਾਲ ਜੁੜਨਾ ਸੀ ਉੱਥੇ ਜੁੜੇ ਨਹੀਂ ਉਹ ਜੋ ਗਿਆਨ ਫਲ ਮਿਲਣਾ ਸੀ ਕਰਨ ਲੱਗੇ ਹੋਰ ਹੋਰ ਕੁਝ ਉਤੋਂ ਕੀ ਲੱਭਣਾ ਸੀ ਤੁਹਾਨੂੰ ਕੀ ਲੱਭਣਾ ਸੀ ਗੁਰਦਾਰੇ ਬਣਾਏ ਕਾਰ ਸੇਵਾ ਧੜੇ ਬੰਦੀ ਹੋਈ ਕਾਰ ਸੇਵਾ ਦੀ ਧੜੇ ਬੰਦੀ ਕਾਦੀ ਇਹ ਪੈਸੇ ਕਰਕੇ ਪੈਸੇ ਦੇ ਉੱਥੇ ਵੀ ਜਿੱਥੇ ਪੈਸਾ ਉਹ ਧੜੇ ਬੰਦੀ ਹੋਊ ਕਰਪਸ਼ਨ ਹੋਊ ਗੁੜ ਹੋ ਮੱਖੀਆਂ ਬੈਠਣਗੀਆਂ ਸ਼ਰਮਣੀ ਕਵੱਡੀ ਧਰੇ ਬੰਦੀ ਹੈ ਗੋਲਕਾ ਥੱਲੇ ਮੁਲਾਜ਼ਮਾਂ ਦੀ ਵੀ ਧੜੇ ਬੰਦੀ ਹੈ ਸਿਆਸੀ ਪਾਰਟੀ ਉੱਥੇ ਧੜੇ ਬੰਦੀ ਹੈ ਬਾਕੀ ਛੱਡੋ ਆਪਾਂ ਤਾਂ ਉਹ ਸਿਆਸੀ ਪਾਰਟੀ ਦੀ ਗੱਲ ਕਰਦੇ ਹਾਂ ਜਿਹੜੀ ਸਿੱਖਾਂ ਦੀ ਹੈ ਜਿਹੜੀ ਪੰਥ ਦੀ ਹੈ ਉਹ ਜਗ੍ਹਾ ਤੇ ਧੜੇ ਬੰਦੀ ਹੈ ਗੁਰੂ ਨੇ ਇਸ ਘੜੇ ਤੇ ਸ਼ਬਦ ਰੱਖਿਆ ਸਾਡਾ ਧੜਾ ਸੱਚ ਨਾਲ ਹੈ ਕਿਸੇ ਨਾਲ ਨਹੀਂ ਇਹਨਾਂ ਦਾ ਸੱਚ ਨਾਲ ਧੜਾ ਕਿਉਂ ਨਹੀਂ ਹੈ ਜੇ ਸੱਚ ਨਾਲ ਨਹੀਂ ਧੜਾ ਫਿਰ ਕਿਹਦੇ ਨਾਲ ਹੈ ਕਿਸੇ ਦਾ ਧੜਾ ਜਵਾਈ ਨਾਲ ਹੋਊ ਕਿਸੇ ਦਾ ਕਿਸੇ ਨਾਲ ਹੋਊ ਆਇਆ ਨਾ ਪੂਰਾ ਸ਼ਬਦ ਸਾਡਾ ਧੜਾ ਕਹਿੰਦੇ ਸੱਚ ਨਾਲ ਹੈ ਗੁਰੂ ਕਹਿੰਦੇ ਤੇ ਇਹ ਸਿੱਖਾਂ ਦਾ ਧੜਾ ਸੱਚ ਨਾਲ ਹੈ ਹੋਰ ਕਿਸੇ ਨਾਲ ਕਿ ਜਵਾਈ ਨਾਲ ਹੈ ਇਹ ਸਾਰੇ ਭੜੋਈਏ ਦਾ ਧੜਾ ਇਹ ਰਿਸ਼ਤੇਦਾਰਾਂ ਨਾਲ ਚਾਚੇ ਤਾਏ ਦਾ ਧੜਾ ਇਹ ਤਾਂ ਧੜਾ ਹੈ ਨਹੀਂ ਗੁਰਬਾਣੀ ਨਿੰਦਿਆ ਕੀਤੀ ਹੈ ਧੜੇ ਦੀ ਤਾਂ ਸੱਚ ਵਾਲਾ ਧੜਾ ਕਿੱਥੇ ਗਿਆ ਮਨਮੁਖਾਂ ਦੇ ਧੜੇ ਨੇ ਤੁਸੀਂ ਸਿੱਖ ਮਨਮੁਖ ਹੁੰਦਾ ਮਨਮੁਖ ਦਾ ਸਿੱਖੀ ਵਿਰੋਧੀ ਹੈ ਸਿੱਖੀ ਜੇ ਕੋਈ ਵਿਰੋਧੀ ਆਦਮੀ ਹੈ ਜਿਹਦੀ ਨਿੰਦਿਆ ਕੀਤੀ ਗਈ ਹੈ ਉਹਨੂੰ ਮਨਮੁਖਾ ਕੇ ਕੀਤੀ ਗਈ ਹੈ ਇੱਕ ਗੁਰਮੁਖ ਹੈ ਇੱਕ ਹੈ ਦੋਹਾਂ ਦੀ ਗੱਲ ਚੱਲਦੀ ਹੈ ਮਨਮੁਖਾਂ ਦੇ ਧੜੇ ਅੱਡ ਹੁੰਦੇ ਨੇ ਸਿੱਖ ਗੁਰਮੁਖਾਂ ਦੇ ਅੱਡ ਹੁੰਦੇ ਨੇ ਸਿੱਖਾਂ ਦੇ ਅੱਡ ਹੁੰਦੇ ਨੇ ਉਹ ਗੱਲਾਂ ਸਾਰੀਆਂ ਮਨਮੁਖਾਂ ਵਾਲੀਆਂ ਨੇ ਕਹਿੰਦੇ ਅਸੀਂ ਸਿੱਖਾਂ ਮਨਮੁਖਾਂ ਵੜੇ ਮਨਮੁਖਾਂ ਨੇ ਕਬਜ਼ਾ ਕਰ ਲਿਆ ਸਿੱਖੀ ਤੇ ਆਪਣੀ ਮਰਜ਼ੀ ਮਨਮੁਖਾਂ ਨੇ ਚਲਾ ਰਹੇ ਹੋ ਮਨਮੁਖ ਸਿੱਖੀ ਕਿੱਥੇ ਹੈ ਮਨੁੱਖਤਾ ਹੀ ਹੈ ਫਿਰ ਕਹਿੰਦੇ ਸੇਵਾ ਸੇਵਾ ਕਾਦੀ ਹੈ ਸੇਵਾ ਹੁੰਦੀ ਤਾਂ ਮਾਣ ਹੁੰਦਾ ਜਿਨ ਸੇਵਾ ਤਨ ਪਾਇਆ ਮਾਣ ਬੰਦੀ ਚੋਂ ਕੀ ਨਿਕਲਣਾ ਸੀ ਜੋ ਨਿਕਲਿਆ ਲੜਾਈਆਂ ਪੜਾਈਆਂ ਹੀ ਨਿਕਲਣਾ ਸੀ ਹੋਰ ਕੀ ਨਿਕਲਣਾ ਸੀ ਇੱਕ ਦੂਏ ਦੀ ਨਿੰਦਿਆ ਇੱਕ ਦੂਏ ਨੂੰ ਬੁਰਾ ਭਲਾ ਕਹਿਣਾ ਪਕੋਲਥੀ ਹੁਣ ਮਾਰ ਬਰਾਈ ਕੁੱਟ ਕੁੱਟ ਮਾਰ ਕਰਨੀ ਇੱਕ ਦੂਏ ਦੇ ਜਿਵੇਂ ਮਾਨ ਨੂੰ ਕੁੱਟਿਆ ਸੀ ਉੱਥੇ ਇਹੀ ਹੋਣਾ ਸੀ ਇਹੀ ਹੋ ਰਿਹਾ ਪਹਿਲਾਂ ਪਹਿਲਾਂ ਅਰਜੀ ਦਾ ਰਾਸ਼ਮੀ ਜੀ ਕੁਛ ਕੁਝ ਹੋਇਆ ਸੀ ਇਹ ਰਸਤਾ ਇਹ ਕੁਛ ਵਾਲਾ ਹੀ ਹੈ ਇਸ ਰਸਤੇ ਜੋਰ ਕੁਛ ਨਹੀਂ ਹੈ ਜਿੱਥੇ ਮਾਇਆ ਆ ਜੂਗੀ ਇਹ ਇਹੀ ਕੁਝ ਹੋਊਗਾ ਜਿੱਥੇ ਮਾਇਆ ਦਾ ਪ੍ਰਭਾਵ ਕਬੂਲ ਕਰ ਲਿਆ ਨਾ ਸਿੱਖਾਂ ਨੇ ਇਹੀ ਕੁਝ ਹੋਊਗਾ ਗੁਰੂ ਘਰ ਵੀ ਜਿਹੜਾ ਕਲੇਸ਼ ਰਿਹਾ ਮਾਇਆ ਕਰਕੇ ਰਿਹਾ ਉਹ ਮਾਇਆ ਛੱਡ ਕੇ ਚਲੇ ਜਾਂਦੇ ਸੀ ਜਿਹੜਾ ਮਨਮੁਖ ਹੁੰਦਾ ਸੀ ਉਹਨੂੰ ਮਾਇਆ ਦੇ ਦਿੰਦੇ ਵੀ ਤੂੰ ਲੈ ਲੈ ਭਾਈ ਮਾਇਆ ਲੜੇ ਨਹੀਂ ਪਰ ਪੰਜ ਪਾਸ਼ਾ ਲੜੇ ਨਹੀਂ ਮੂੰਹ ਬੋਲ ਕਬੋਲ ਨਹੀਂ ਬੋਲੇ ਚੁੱਪ ਕਰਕੇ ਅੰਮ੍ਰਿਤਸਰ ਛੱਡ ਕੇ ਪਰੇ ਹੋ ਝਗੜੇ ਜੇ ਨਹੀਂ ਪਏ ਪਰ ਚਿਕਨ ਜਾਂਦਾ ਸੀ ਝਗੜੇ 'ਚ ਪੈਣਾ ਨਹੀਂ ਪਏ ਪਾਸੇ ਹੋ ਸੰਗਤ ਉਸੇ ਜਾਣ ਲੱਗੀ ਸੰਗਤ ਨਾਲ ਸੀ ਸਭ ਕੁਝ ਉਹਨਾਂ ਦੀ ਡਿਊਟੀ ਸੀ ਸੰਗਤ ਨੂੰ ਉਪਦੇਸ਼ ਕਰਨਾ ਉਹਨਾਂ ਦਾ ਕੰਮ ਉਪਦੇਸ਼ ਕਰਨਾ ਸੀ ਹੋਰ ਕੰਮ ਨਹੀਂ ਸੀ ਉਹਨਾਂ ਦਾ ਕੋਈ ਸਿੱਖਾਂ ਦਾ ਕੰਮ ਵੀ ਉਪਦੇਸ਼ ਕਰਨਾ ਹੀ ਹੈ ਇਹ ਗੁਰਦੁਆਰਿਆਂ 'ਚ ਹੋਣਾ ਚਾਹੀਦਾ ਸੀ ਇਹ ਤਾਂ ਹੋ ਨਹੀਂ ਰਿਹਾ ਇਹ ਤਾਂ ਹੋ ਨਹੀਂ ਰਿਹਾ ਇਹ ਨਹੀਂ ਹੋ ਰਿਹਾ ਇਹ ਤਾਂ ਵਿਰੁੱਧ ਕੁਝ ਹੋ ਰਿਹਾ ਹੈ ਜੇ ਇਹ ਨਹੀਂ ਹੋ ਰਿਹਾ ਤਾਂ ਨੁਕਸਾਨ ਹੈ ਗੁਰਦੁਆਰਾ ਨਾ ਕਰੋ ਉਹ ਗੁਰਦੁਆਰੇ ਨੁਕਸਾਨ ਕਰ ਰਹੇ ਨੇ ਜੇ ਸੱਚਾ ਝੂਠ ਵਿਚਾਲੇ ਦਾ ਕੁਝ ਹੈ ਹੀ ਨਹੀਂ ਜੇ ਸੱਚ ਦਾ ਪ੍ਰਚਾਰ ਨਹੀਂ ਰਿਹਾ ਤਾਂ ਝੂਠ ਦਾ ਜ਼ਰੂਰ ਹੋ ਰਿਹਾ ਉੱਥੇ ਸੱਚ ਤੋਂ ਵਿਰੁੱਧ ਪ੍ਰਚਾਰ ਹੋ ਰਿਹਾ ਇਹਦਾ ਮਤਲਬ ਜੇ ਸੱਚ ਤੋਂ ਵਿਰੁੱਧ ਹੋ ਰਿਹਾ ਤਾਂ ਪ੍ਰਚਾਰ ਥੋੜਾ ਵਿਰੋਧ ਹੋਵੇ ਚਾਹੇ ਇਹ ਤਾਂ ਨਹੀਂ ਵਿਰੋਧ ਕਰਨਾ ਪਰ ਸੱਚ ਦਾ ਜੇ ਪ੍ਰਚਾਰ ਨਹੀਂ ਹੋ ਰਿਹਾ ਤਾਂ ਝੂਠ ਦਾ ਹੋ ਰਿਹਾ ਝੂਠ ਕਿੰਨੇ ਪਰਸੈਂਟ ਹੈ ਉਹ ਅਲੱਗ ਗੱਲ ਹੈ ਪਿਓਰ ਸੱਚ ਕਿੱਥੋਂ ਮਿਲੂ ਫਿਰ ਪਿਓਰ ਸੱਚੇ ਜੋ ਕੋਲ ਕੱਢੂ ਗੁਰਬਾਣੀ ਜੋ ਕਿੱਥੋਂ ਮਿਲੂਗਾ ਕਾਬੇ ਤੇ ਕੁਫਰ ਚੱਲ ਪਵੇ ਤੇ ਫਿਰ ਸੱਚ ਤਾਂ ਰਹਿਣਾ ਨਹੀਂ ਕਿਤੇ ਕੁਫਰ ਫੈਲਣਾ ਕੁਫਰ ਫੈਲ ਗਿਆ ਕੁਫਰ ਸਾਰਾ ਕੁਫਰ ਸੰਤਾਂ ਦੇ ਮਗਰ ਬੰਦੇ ਨੇ ਜਿਹੜੇ ਸੰਤਾਂ ਦੇ ਮਗਰ ਬੰਦੇ ਨੇ ਆਪਣੇ ਅੰਦਰ ਝਾਕ ਕੇ ਦੇਖਣ ਤੁਸੀਂ ਕਹੇ ਜੇ ਹੋ ਤੁਸੀਂ ਕਹੇ ਜੇ ਹੋ ਆਪ ਦੇਖੋ ਅਸੀਂ ਇਹ ਜੇ ਹਾਂ ਗੁਰੂ ਨਾਲ ਨਹੀਂ ਜੋੜਦੇ ਉਹ ਗੋਲਕ ਨਾਲ ਜੋੜਦੇ ਨੇ ਗੁਰੂ ਨਾਲ ਤਾਂ ਆਪ ਨਹੀਂ ਜੁੜੇ ਹੋਏ ਜਿਹੜੇ ਕਹਿੰਦੇ ਗੁਰੂ ਵਾਲੇ ਬਣੋ ਅਸੀਂ ਗੁਰੂ ਨਾਲ ਜੋੜਦੇ ਹਾਂ ਸੰਤ ਆਪ ਨਾਲ ਜੋੜਦੇ ਨੇ ਅਸਲ ਦੇ ਵਿੱਚ ਉਹ ਆਪਣੀ ਗੋਲਕ ਨਾਲ ਜੋੜਦੇ ਨੇ ਗੁਰੂ ਨਾਲ ਨਹੀਂ ਜੋੜਦੇ ਕੋਈ ਗੁਰੂ ਨਾਲ ਆਪ ਨਹੀਂ ਜੁੜੇ ਹੋਏ ਗੁਰਬਾਣੀ ਨਾਲ ਤਾਂ ਆਪ ਨਹੀਂ ਜੁੜੇ ਹੋਏ ਝੂਠ ਬੋਲਦੇ ਨੇ ਉਹ ਵੀ ਉਹਨੇ ਹੀ ਕਪਟੀ ਨੇ ਜਿੰਨੇ ਸੰਤ ਕਪਟੀ ਨੇ ਜੇ ਸੰਤਾਂ ਨੂੰ ਕਪਟੀ ਕਹਿੰਦੇ ਨੇ ਉਹਨਾਂ ਨੂੰ ਵੀ ਜ਼ਿਆਦਾ ਕਪਟੀ ਨੇ ਇਹ ਸਿਆਸਤਦਾਨਾਂ ਦੇ ਚੇਲੇ ਨੇ ਗੋਲ ਕਰਨਾ ਜੋੜ ਕੇ ਗੋਲ ਕਰਨਾ ਜੋੜਦੇ ਨੇ ਗੁਰੂ ਨਾਲ ਜੋੜਨਾ ਗੁਰਬਾਣੀ ਨਾਲ ਜੋੜ ਕੇ ਦਿਖਾਓ ਗੁਰਬਾਣੀ ਨਾਲ ਜੁੜ ਕੇ ਦਿਖਾਓ ਜਿਹੜਾ ਗੁਰਬਾਣੀ ਨਾਲ ਜੁੜਿਆ ਹੋਇਆ ਉਹ ਗੁਰੂ ਨਾਲ ਜੁੜਿਆ ਹੋਇਆ ਜਿਹੜਾ ਅਮਰ ਦੀ ਸ਼ਿਕਾਇਤ ਗਿਆ ਨਾ ਗੁਰੂ ਨਾਲ ਜੁੜ ਕੇ ਉਹ ਗੋਲਕ ਨਾਲ ਜੋੜੇ ਨੇ ਵੀ ਸਰਸੇ ਨਾ ਜਾਓ ਸਾਡੇ ਉੱਥੇ ਗੋਲਕ ਤੇ ਜਾਓ ਉੱਥੇ ਮੈਂ ਸਾਡੇ ਗੱਲ ਤਾਂ ਗੋਲਕ ਦੀ ਰਹਿ ਗਈ ਗੁਰੂ ਦੀ ਗੱਲ ਨਾਲ ਜੋੜਦੇ ਆ ਪੈਦਾ ਨਹੀਂ ਹੁੰਦੇ ਨਾ ਸਰਸੇ ਵਾਲਾ ਨਾ ਕੋਈ ਸੰਤ ਸਵਾਲ ਨਹੀਂ ਸੀ ਪੈਦਾ ਹੁੰਦਾ ਕੁਝ ਕਰਨ ਨਾ ਸਿਆਸਤਦਾਨ ਵੀ ਨਹੀਂ ਸੀ ਪੈਦਾ ਹੁੰਦੇ ਇਹ ਸਿਆਸਤਦਾਨ ਵੀ ਨਹੀਂ ਸੀ ਪੈਦਾ ਹੁੰਦੇ ਇਹ ਮਨਮਾਨੀ ਨਹੀਂ ਸੀ ਕਰਦੇ ਅਕਾਲ ਤਖਤ ਤੇ ਕੋਈ ਕਬਜ਼ਾ ਨਹੀਂ ਸੀ ਕਰ ਸਕਦਾ ਕਿ ਗੁਰੂ ਨਾਲ ਕੋਈ ਵੀ ਨਹੀਂ ਜੁੜਿਆ ਇਮਾਨਦਾਰ ਕੋਈ ਵੀ ਨਹੀਂ ਦੇਖ ਲਿਆ ਨਾ ਇਮਾਨਦਾਰੀ ਛੱਡ ਕੇ ਗੁਰੂ ਨਾਲ ਜੁੜ ਤੋ ਪਰੇ ਹੋ ਕੇ ਸਿੱਖਾਂ ਨੇ ਹੁਣ ਗੁਰੂ ਨਾਲ ਜੁੜਨ ਵਾਲੀ ਗੱਲ ਕਰਨੀ ਪੈਣੀ ਹੈ ਜੇ ਸੇਵਿਆ ਤਿਲ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਦਾਨ ਨਾਨਕ ਗਾਵੀਏ ਗੁਣੀ ਨਿਦਾਨ ਇਹਨਾਂ ਦੇ ਵਿੱਚ ਕਹਿੰਦੇ ਨੇ ਇਹ ਗੁਣੀ ਨਿਦਾਨ ਹੈ ਜਿਹੜਾ ਗੁਣਾ ਦਾ ਸਮੁੰਦਰ ਹੈ ਜਿਹੜਾ ਸਾਗਰ ਹੈ ਉਹਦਾ ਗੁਣ ਗਾਇਨ ਕਰਨਾ ਚਾਹੀਦਾ ਗੁਣ ਕਹੇ ਗੁਣੀ ਸਮਾਵਣਿਆ ਉਹਦੇ ਗੁਣ ਗਾਉਂਦਾ ਗਾਉਂਦਾ ਗੁਣੀ ਨਿਦਾਨ ਚ ਸਮਾ ਜਾਂਦਾ ਹੁੰਦਾ ਸਮਾ ਜਾਈਦਾ ਉਹਦੇ ਗੁਣ ਕਹਿੰਦੇ ਕਹਿੰਦੇ ਗੁਣੀ ਨਿਧਾਨ ਦੇ ਵਿੱਚ ਸਮਾ ਜਾਈਦਾ ਜੇ ਗੁਣੀ ਨਿਧਾਨ ਨਾਲ ਜੁੜਨਾ ਹੈ ਉਹਦਾ ਗੁਣ ਗਾਇਨ ਕਰੋ ਨਾਨਕ ਗਾਵੀਆ ਗੁਣੀ ਨਿਧਾਨ ਕਿਸੇ ਬੰਦੇ ਦਾ ਗੁਣ ਨਹੀਂ ਗਾਉਣਾ ਚਾਹੀਦਾ ਕਿਸੇ ਦੇਵੀ ਦੇਵਤੇ ਦਾ ਗੁਣ ਨਹੀਂ ਗਾਉਣਾ ਚਾਹੀਦਾ ਕਿਸੇ ਉਹ ਚੀਜ਼ ਦਾ ਗੁਣ ਗਾਇਨ ਨਹੀਂ ਕਰਨਾ ਚਾਹੀਦਾ ਜਿਹਨੂੰ ਆਦਮੀ ਨੇ ਬਣਾਇਆ ਥਾਪਿਆ ਨਾ ਜਾਏ ਕੀਤਾ ਨਾ ਹੋਏ ਸਾਡੀ ਬਣਾਈ ਹੋਈ ਚੀਜ਼ ਜਿਹੜੀ ਹੈ ਉਹਦਾ ਗੁਣਗਾਨ ਨਹੀਂ ਕਰਨਾ ਚਾਹੀਦਾ ਜਿਹਨੂੰ ਪਰਮੇਸ਼ਰ ਨੇ ਵੀ ਬਣਾਇਆ ਉਹਦਾ ਗੁਣਗਾਨ ਨਹੀਂ ਕਰਨਾ ਚਾਹੀਦਾ ਕਰਤੇ ਦਾ ਗੁਣਗਾਨ ਕਰਨਾ ਕਿਰਤ ਦਾ ਨਹੀਂ ਕਰਨਾ ਜੋ ਕਿਰਤ ਹੈ ਜਿੱਥੇ ਤੱਕ ਉਹਦਾ ਕੋਈ ਗੁਣਗਾਨ ਨਹੀਂ ਆ ਬਾਣੀ ਜਾਸ ਨਹੀਂ ਹੁੰਦੀ ਗੁਰਬਾਣੀ ਕਹਿੰਦੀ ਹੈ ਬਿਲਕੁਲ ਨਹੀਂ ਇਹ ਕਰਨਾ ਜਿਹੜਾ ਗੁਰਬਾਣੀ ਕਹਿੰਦੀ ਹੈ ਕੰਮ ਨਹੀਂ ਕਰਨਾ ਉਹ ਅਸੀਂ ਕਰਨਾ ਵੀ ਨਹੀਂ ਪ੍ਰਚਾਰ ਵੀ ਕਰਨਾ ਵੀ ਆ ਨਹੀਂ ਕਰਨਾ ਜੇ ਅਸੀਂ ਨਹੀਂ ਕਹਾਂਗੇ ਪ੍ਰਚਾਰ ਕਰਾਂਗੇ ਕੌਣ ਕਰੂਗਾ ਆ ਕਰਨਾ ਜੇ ਕੋਈ ਕਹੇ ਆ ਉਲਟਾ ਕਹੇ ਤਾਂ ਅਸੀਂ ਕਹਿੰਦੇ ਅਸੀਂ ਕਹਾਂਗੇ ਉਲਟਾ ਕਹਿੰਦੇ ਗਲ ਗਲਤ ਇਹ ਨਹੀਂ ਕਰਨਾ ਗੁਰਬਾਣੀ ਆ ਕਹਿੰਦੀ ਪਿੱਛੇ ਵੀ ਮੱਤਾਂ ਇਦਾਂ ਕਹਿੰਦੀਆਂ ਰਹੀਆਂ ਨੇ ਉਲਟੀ ਪਿਛਲੀਆਂ ਮੱਤਾਂ ਦਾ ਜੋ ਉਲਟ ਕੰਮ ਸੀ ਉਹਨੂੰ ਗੁਰਬਾਣੀ ਰੋਕਦੀ ਹੋਈ ਹੈ ਵੀ ਆ ਨਹੀਂ ਕਰਨਾ ਆ ਕਰਨਾ ਗੁਰ ਕਹਿਆ ਸੋ ਕਰਤ ਮਾਪੋ ਜੋ ਕਿਹਾ ਹੋਇਆ ਗੁਰਬਾਣੀ ਚ ਉਹੀ ਗੱਲ ਗੁੜੀ ਵਿਧਾਨ ਕੌਣ ਹੈ ਗੁੜੀ ਵਿਧਾਨ ਪਰਮੇਸ਼ਰ ਜੀ ਸਾਰੇ ਗੁਣੇ ਗੁਣ ਗੁਰ ਸਾਗਰ ਰਤਨੀ ਨਹੀਂ ਤੋ ਸਾਚ ਪਦਾਰਥ ਲਾਲ ਅਖੋਟ ਅਖੋਟ ਖੋਟ ਹੈ ਜੀ ਖੋਟ ਨਹੀਂ ਹੈ ਬਿਲਕੁਲ ਜਿੱਤੇ ਚੂੜਾ ਤੇ ਖੋਟ ਹੈ ਜਿੱਥੇ ਮਾਇਆ ਉੱਥੇ ਖੋਟ ਹੈ ਮਾਇਆ ਝੂਠ ਹੈ ਜਿੱਥੇ ਆ ਗਈ ਮਾਇਆ ਉੱਥੇ ਖੋਟ ਹੈ ਜਿੱਥੇ ਮਾਇਆ ਦੀ ਆ ਗਈ ਗੱਲ ਉਹ ਖੋਟ ਹੈ ਜੋ ਖੰਡ ਨਹੀਂ ਉਹ ਖੋਟ ਹੈ ਮਾਇਆ ਜੋ ਖੰਡ ਨਹੀਂ ਉਹਦੀ ਵਡਿਆਈ ਨਹੀਂ ਕਰ ਸਕਦੇ ਸੀ ਗੁਰਬਾਣੀ ਦਾ ਵਡਿਆਈ ਆਪ ਕੀਤੀ ਹੋਈ ਹੈ ਗੁਰਬਾਣੀ ਦਾ ਹੈ ਉਹ ਵਡਿਆਈ ਕਿਹਦੀ ਵਡਿਆਈ ਹੈ ਪਰਮੇਸ਼ਰ ਦੀ ਵਡਿਆਈ ਹੈ ਗੁਰਬਾਣੀ ਗੁਰਬਾਣੀ ਦਾ ਆਪਣੇ ਆਪ ਜੇ ਗੁਣ ਗਾਏ ਨੇ ਇਹਦਾ ਗੁਣ ਗਾਇਨ ਅਸੀਂ ਕੀ ਕਰਾਂਗੇ ਗੁਣ ਗਾਇਨ ਦਾ ਗੁਣ ਗਾਇਨ ਨਹੀਂ ਕੀਤਾ ਕਰੀਦਾ ਹੁੰਦਾ ਜਿਹਦਾ ਗੁਣ ਗਾਇਨ ਕੀਤਾ ਉਹ ਉਵੇਂ ਕਰੀਦਾ ਜਿਵੇਂ ਗੁਰਬਾਣੀ ਨੇ ਕਰਿਆ ਫਿਰ ਪਰਮੇਸ਼ਰ ਨਾਲ ਤਾਂ ਟੁੱਟ ਗਿਆ ਜਿੱਥੇ ਗੁਰਬਾਣੀ ਜੋੜਦੀ ਉੱਥੇ ਜੁੜ ਨਹੀਂ ਸਕਣਾ گای سنی ہے من رکھیے پاؤ دکھ پا رہا ہے سو کر لے جا گا چاہے سنیے یہ فرق نہیں چاہے گا چاہے سن والا یہ فرق نہیں چاہے کوئی پڑھنے والا ہے چاہے سننے والا گاڑی یہ فرق ہے سننے والے نے بھی وہی سن لیا پڑھنے والے نے بھی پڑھ لیا ਗੱਲ ਤਾਂ ਮਨ ਤੋਂ ਰੱਖਣ ਦੀ ਮਨ ਰੱਖੀਏ ਪਾਓ ਉਹਦੇ ਨਾਲ ਪ੍ਰੇਮ ਕਰੀਏ ਜਿਹੜੀ ਗੱਲ ਸੁਣੀ ਜਿਹੜੀ ਗੱਲ ਸੁਣੀ ਹੈ ਜੇ ਪ੍ਰੇਮ ਹੋਵੇ ਉਹਦੇ ਨਾਲ ਤਾਂ ਹਿਰਦੇ 'ਚ ਆਵੇ ਬਣ ਜਾਂਦੀ ਹੈ ਉਹਨੂੰ ਹਿਰਦੇ 'ਚ ਬਸਾਉਣ ਦੀ ਲੋੜ ਨਹੀਂ ਪ੍ਰੇਮ ਦਾ ਸਥਾਨ ਹਿਰਦਾ ਜਿਹਦੇ ਨਾਲ ਪ੍ਰੇਮ ਹੋ ਉਹ ਮਨ 'ਚ ਹਰ ਵਕਤ ਵਸਦਾ ਕਿਹਾ ਜੀ ਇਹਨਾਂ ਨਾਲ ਦੁਸ਼ਮਣੀ ਹੋਊਗਾ ਦੋਏ ਬਸ ਉਹ ਭੈ ਕਰਕੇ ਬਸਦਾ ਦੁਸ਼ਮਣੀ ਵਾਲਾ ਤਾਂ ਕਦੇ ਭੁੱਲ ਵੀ ਜਾਂਦਾ ਪਰ ਜੇ ਹਲਕੀ ਹੋਵੇ ਹਲਕੇ ਤਰੀਕੇ ਨਾਲ ਲਵੇ ਕੰਮ ਜਿਹੜਾ ਭੁੱਲ ਜੂਗਾ ਦੁਸ਼ਮਣ ਨੂੰ ਹਾਰ ਸਕੂਗਾ ਬਾਅਦ ਵੀ ਉਹੀ ਕਰਦਾ ਕਾਲ ਦੁਸ਼ਮਣ ਹੈ ਕਾਲ ਨੂੰ ਭੁੱਲਣਾ ਨਹੀਂ ਚਾਹੀਦਾ ਮਰਨ ਮਨੋਂ ਬਸਾਰਿਆ ਸਾਰੇ ਤਾਂ ਹੀ ਮਾਰ ਖਾਂਦੇ ਨੇ ਜਿਹੜਾ ਕਾਲ ਨੂੰ ਨਹੀਂ ਬੋਲਦਾ ਦੁਸ਼ਮਣ ਨੂੰ ਨਹੀਂ ਬੋਲਦਾ ਮਾਰ ਨਹੀਂ ਖਾ ਸਕਦਾ ਕਾਲ ਜਿਹਦੇ ਬਣਨੇ ਯਾਦ ਰਹੂ ਉਹ ਵਰਣ ਰਾਜ ਵੀ ਕਰਦਾ ਰਹੂ ਜਿਹੜਾ ਮਰਨ ਜੂ ਔਲਾਦ ਦੇ ਨਹੀਂ ਕਰਦਾ ਜਿਹੜਾ ਦੁਸ਼ਮਣ ਨੂੰ ਹਰ ਵਕਤ ਰੱਖੂ ਉਹਦਾ ਇੰਤਜ਼ਾਮ ਵੀ ਕਰਦਾ ਰਹੂ ਉਹਦੇ ਖਤ ਡਿਫੈਂਸ ਵੀ ਕਰਦਾ ਰਹੂ ਜਿਹਨੇ ਦੁਸ਼ਮਣ ਨੂੰ ਭਲਾਤਾ ਉਹਨੇ ਡਿਫੈਂਸ ਕਰਨਾ ਛੱਡ ਦਿੱਤਾ ਹੋਰ ਕੁਝ ਕਰਨ ਲੱਗਿਆ ਮਾਰ ਖਾਜੂਗਾ ਮਰਨਾ ਮਨੋਵਸਾਨ ਦੋ ਚੀਜ਼ਾਂ ਆ ਰਹਿੰਦੀਆਂ ਨੇ ਹਮੇਸ਼ਾ ਇਹ ਦੁਸ਼ਮਣ ਇਹ ਦੋਸਤ ਦੋਸਤ ਦੋਸਤ ਵੀ ਹੁੰਦਾ ਸੱਚ ਤੇ ਆਧਾਰ ਤੇ ਦੋਸਤੀ ਹੁੰਦੀ ਹੈ ਉਹਨੂੰ ਪ੍ਰੇਮ ਕਹਿੰਦੇ ਆ ਉਰਦੂ ਦਾ ਲਫ਼ਜ਼ ਦੋਸਤ ਦੋਸਤੀ ਵਰਤਿਆ ਹੈ ਲਫ਼ਜ਼ ਦੋਨੋਂ ਵਿੱਚ ਪਾਸੇ ਜਦੋਂ ਸਚਾਈ ਹੋਵੇ ਤਾਂ ਦੋਸਤੀ ਸੱਚਾ ਜਿਹੜਾ ਪ੍ਰੇਮ ਹੈ ਉਹ ਦੋਸਤੀ ਹੈ ਸੱਚੀ ਮੁਹੱਬਤ ਹੈ ਦੋਸਤੀ ਹੈ ਉਹ ਹੁੰਦੀ ਹੈ ਜੋਤ ਦੇ ਆਧਾਰ ਤੇ ਸੁਭਾਅ ਦੇ ਆਧਾਰ ਤੇ ਸੁਭਾਅ ਦੇ ਜੇ ਸੁਭਾਅ ਮਿਲਦਾ ਤਾਂ ਦੋਸਤੀ ਹੈ ਜੇ ਸੁਭਾਅ ਨਹੀਂ ਮਿਲਦਾ ਦੋਸਤੀ ਨਹੀਂ ਹੈ ਜੇ ਬਗੈਰ ਸੁਭਾਅ ਦੇ ਦੋਸਤੀ ਹੈ ਉਹ ਕੱਚੀ ਹੈ ਉਹ ਕਿਸੇ ਮਤਲਬ ਦੀ ਹੈ ਉਹ ਕਹਿੰਦਾ ਹੋਰ ਮਤਲਬ ਦੀ ਹੈ ਸੁਭਾਅ ਦੇ ਆਧਾਰ ਨਹੀਂ ਉਹ ਨਹੀਂ ਰਹਿਣੀ ਉਹ ਟੁੱਟ ਜਾਣੀ ਹੈ ਸੁਭਾਅ ਦੇ ਆਧਾਰ ਤੇ ਦੋਸਤੀ ਹੈ ਉਹ ਨਿਭਦੀ ਹੈ ਸੁਭਾਅ ਬਦਲੇ ਤੇ ਹੀ ਪ੍ਰੇਮ ਨਿਭਦਾ ਸੱਚਖੰਡ ਜੇ ਸੁਭਾਅ ਨਹੀਂ ਬਦਲਿਆ ਪ੍ਰੇਮ ਨਿਭਦਾ ਹੀ ਨਹੀਂ ਹੈ ਪ੍ਰੇਮ ਪੈਂਦਾ ਹੀ ਨਹੀਂ ਨਿਭਣ ਦੀ ਤਾਂ ਗੱਲ ਇਹ ਹੈ ਨਾ ਪ੍ਰੇਮ ਹੁੰਦਾ ਹੀ ਸੁਭਾਅ ਦੇ ਇੱਕੋ ਜਿਹਾ ਸੁਭਾਅ ਹੋਵੇ ਕੁਦਰਤੀ ਪ੍ਰੇਮ ਹੋ ਜਾਂਦਾ ਸਿੱਖਾਂ ਦਾ ਪ੍ਰੇਮ ਕਿਉਂ ਸੀ ਆਪਸ ਵਿੱਚ ਹੀ ਚਾਹੇ ਕਿਤੇ ਦਾ ਵੀ ਹੋਵੇ ਸਵਾਇਕ ਸੀ ਗੁਰਮਤ ਦੇ ਧਾਰਨੀ ਸੀ ਜੇ ਨਹੀਂ ਜੀ ਧਾਰਨੀ ਗੁਰਮਤ ਦਾ ਭੇਖ ਸਿਖਾਣਾ ਫਿਰ ਫਿਰ ਨਹੀਂ ਹੋਣਾ ਪ੍ਰੇਮ ਅੱਜ ਪ੍ਰੇਮ ਕਿਉਂ ਨਹੀਂ ਬਾਹਰੀ ਭੇਖ ਹੈਗਾ ਅੰਦਰ ਹੈ ਨਹੀਂ ਸੱਚ ਸੱਚ ਦੇ ਆਧਾਰ ਤੇ ਪ੍ਰੇਮ ਹੋਣਾ ਵਰਨਾ ਨਹੀਂ ਹੋਣਾ ਸਿੱਖਾਂ 'ਚ ਪ੍ਰੇਮ ਨਾ ਹੋਣ ਦਾ ਕਾਰਨ ਇਹ ਹੈ ਕਿ ਅੰਦਰ ਸੱਚ ਹੈ ਨਹੀਂ ਸੱਚ ਨਾਲ ਨਹੀਂ ਜੁੜੇ ਯਾਦ ਸੱਚ ਨਾਲ ਗੁਰਮਤਿ ਸਿੱਖਿਆ ਨਹੀਂ ਲਈ ਯਾਰ ਗੁਰਮਤਿ ਨਾਲ ਮੰਨਿਆ ਨਹੀਂ ਗੁਰਮਤਿ ਨਾਲ ਭੌ ਨਹੀਂ ਕੀਤਾ ਗੁਰਬਾਣੀ ਸੁਣੀ ਹੈ ਮਨ ਭੌ ਨਹੀਂ ਕੀਤਾ ਸੁਣਿਆ ਮੰਨਿਆ ਮਨ ਕੀਤਾ ਹੋ ਮੰਨੇ ਦੇ ਬਿਨਾ ਭੌ ਨਹੀਂ ਹੁੰਦਾ ਇਹ ਤੇ ਸਦਾ ਭੌ ਦੇ ਚਲੇ ਗਏ ਮੰਨੇ ਦੇ ਬਿਨਾ ਭੌ ਨਹੀਂ ਪਰ ਜੇ ਭਾਉ ਹੋਵੇ ਮੰਨਿਆ ਆਪ ਹੁੰਦਾ ਇਹਦਾ ਮਤਲਬ ਆਲਰੇਡੀ ਮੰਨਿਆ ਹੋਇਆ ਮਾਂ ਨੂੰ ਪੁੱਤ ਕਿਉਂ ਨਹੀਂ ਭੁੱਲਦਾ ਹੀ ਚਲਿਆ ਗਿਆ ਜੇ ਘਰ ਐਕਸੀਡੈਂਟ ਹੋ ਗਿਆ ਮੌਤ ਹੋ ਗਈ ਫਿਰ ਤਾਂ ਗੱਲੇ ਹੀ ਛੱਡ ਦੋ ਕਿਉਂ ਨਹੀਂ ਭੁੱਲਦਾ ਸਾਰੀ ਜ਼ਿੰਦਗੀ ਉਹਦੇ ਹਿਰਦੇ 'ਚ ਵੱਸਦਾ ਉਹ ਤਾਂ ਨਹੀਂ ਭੁੱਲਦਾ ਪ੍ਰੇਮ ਸੀ ਉਹਦਾ ਪੁੱਤ ਦਾ ਜਾਇ ਨਾ ਹੋਵੇ ਮਾਂ ਦਾ ਸੀਗਾ ਉਹ ਨਹੀਂ ਭੁੱਲਦਾ ਕਿਉਂ ਅੰਦਰ ਵੱਸਦਾ ਸੀ ਉਹਦੇ ਤਾਂ ਨਹੀਂ ਭੁੱਲਣਾ ਜਿਹਦੇ ਨਾਲ ਪ੍ਰੇਮ ਹੁੰਦਾ ਉਹਨੂੰ ਭੁੱਲਣਾ ਬੜਾ ਔਖਾ ਹੈ ਜੇ ਪ੍ਰੇਮ ਹੋ ਜਾ ਪਰਮੇਸ਼ਰ ਨਾਲ ਭੁੱਲ ਸਕਦਾ ਹੀ ਨਹੀਂ ਜੇ ਸੱਚ ਨਾਲ ਪ੍ਰੇਮ ਹੋ ਜਾ ਭੁੱਲ ਨਹੀਂ ਸਕਦਾ ਪ੍ਰੇਮ ਹੈ ਨਹੀਂ ਸੱਚ ਨਾਲ ਸਾਫ ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ ਮੁਖੋਂ ਗੰਢ ਲਾਉਂਦੇ ਨੇ ਅਸੀਂ ਸਿੱਖਾਂ ਸਿੱਖੀ ਨਾਲ ਪ੍ਰੇਮ ਨਹੀਂ ਸਿੱਖੀ ਦਾ ਆਧਾਰ ਕੀ ਹੈ ਸੱਚ ਸਿੱਖੀ ਨਾਲ ਪ੍ਰੇਮ ਦਾ ਮਤਲਬ ਸੱਚ ਨਾਲ ਪ੍ਰੇਮ ਜੇ ਸੱਚ ਨਾਲ ਪ੍ਰੇਮ ਹੋਵੇ ਤਾਂ ਸਾਰਿਆਂ ਦਾ ਦੂਜੀ ਵੀ ਪ੍ਰੇਮ ਹੋਵੇ ਸਿੱਖਾਂ ਦਾ ਕਿਉਂ ਨਹੀਂ ਹੈ ਆ ਮੁੱਖੋ ਹੀ ਕਹਿੰਦੇ ਨੇ ਗੰਢ ਲਾਵਤ ਮਨ ਨਹੀਂ ਪ੍ਰੀਤ ਮੁੱਖੋਂ ਗੰਢ ਮੁੱਖੋਂ ਕਹਿ ਕੇ ਸਿੱਖਾਂ ਅਸੀਂ ਕਾ ਉਹ ਫਰਾਡ ਕਰਦੇ ਨੇ ਲੋਕਾਂ ਨਾਲ ਦਿਖਾਵਾ ਕਰਦੇ ਨੇ ਅੰਦਰ ਪ੍ਰੀਤ ਹੈ ਨਹੀਂ ਕਾਮਯਾਬ ਕਿਵੇਂ ਹੋ ਜਾਣਗੇ ਇਹਨਾਂ ਨੂੰ ਤਾਂ ਕਿਸੇ ਦੁਸ਼ਮਣ ਦੀ ਲੋੜ ਹੀ ਨਹੀਂ ਹੋਰ ਹੁਣ ਦੁਸ਼ਮਣ ਦੀ ਉਹਨੂੰ ਲੋੜ ਹੁੰਦੀ ਹੈ ਜਿਹਦਾ ਪ੍ਰੇਮ ਹੋਵੇ ਆਪਸ ਵਿੱਚ ਜਿਹੜੇ ਘਰ 'ਚ ਫੋਟੋ ਹੋਵੇ ਉਹਨੂੰ ਬਾਹਰਲੇ ਦੁਸ਼ਮਣ ਦੀ ਕੀ ਲੋੜ ਹੈ ਜਿਹੜੇ ਘਰ 'ਚ ਫੋਟੋ ਹੋਵੇ ਇੱਕ ਦੂਏ ਦੇ ਦੁਸ਼ਮਣ ਹੋਣ ਉਹਨੂੰ ਬਾਹਰਲੇ ਦੁਸ਼ਮਣ ਦੀ ਕੀ ਲੋੜ ਹੈ ਰਣਜੀਤ ਸਿੰਘ ਦਾ ਰਾਜ ਆਇਆ ਚਲਿਆ ਗਿਆ ਮਿੰਟਾਂ 'ਚ ਚਲੇ ਗਿਆ ਨਾ ਬਸ ਅੰਦਰ ਕੀ ਸੀ ਰਾਜ ਕਹਿਣ ਨੂੰ ਖਾਲਸੇ ਦਾ ਸੀ ਅੰਦਰ ਕੀ ਸੀ ਅੰਦਰੋਂ ਕੀ ਸੀ ਅੰਦਰ ਕੁਝ ਹੋਰ ਸੀ ਜਿਹੜੇ ਅੱਜ ਵੀ ਖਾਲਸੇ ਦਾ ਰਾਜ ਰਹੇ ਨੇ ਮਹਾਮੂਰਖ ਨੇ ਉਹ ਆਏ ਡੁਪਲੀਕੇਟ ਸਿੱਖ ਨੇ ਉਹਨਾਂ ਦੀ ਨਗਰ ਰਾਜ ਸੀ ਇਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸਿੱਖੀ ਕੀ ਹੈ ਉਹ ਬਾਰ-ਬਾਰ ਨੇ ਭੇਖ ਤੋਂ ਹੀ ਸਭ ਅੰਦਾਜ਼ੇ ਲਾਉਂਦੇ ਨੇ ਅੰਦਰ ਦਾ ਗਿਆਨ ਹੀ ਨਹੀਂ ਇਹਨਾਂ ਲੋਕਾਂ ਵਿਦਵਾਨ ਕਹਿ ਸਕਦੇ ਨੇ ਵਿਦਵਾਨਾਂ ਦਾ ਕੀ ਹੈ ਵਿਦਵਾਨ ਅਰ ਬੁੱਧੀਹੀਨ ਕੋਈ ਗੱਲ ਹੈ ਜਿਹੜੇ ਰਣਜੀਤ ਸਿੰਘ ਦੇ ਰਾਜ ਨੂੰ ਸਿੱਖਾਂ ਦਾ ਖਾਲਸਾ ਦਾ ਰਾਜ ਕਹਿੰਦੇ ਨੇ ਉਹ ਬਹੁਤ ਬੜੇ ਮੂਰਖ ਨੇ ਅੰਦਰ ਤਾਂ ਪ੍ਰੀਤ ਹੈ ਨਹੀਂ ਸੀ ਆਪਸ ਵਿੱਚ ਆਪਸ ਵਿੱਚ ਤਾਂ ਨਹੀਂ ਸੀ ਸੱਚ ਨਾਲ ਕਿਸੇ ਦੀ ਵੀ ਪ੍ਰੀਤ ਨਹੀਂ ਸੀ ਸਿੱਖੀ ਨਹੀਂ ਸੀ ਝੂਠੀ ਦੇਖੀ ਪ੍ਰੀਤ ਹਾਂ ਜਗਤ ਦੀ ਪ੍ਰੀਤ ਸੀ ਝੂਠੀ ਇਹ ਬਾਹਰ ਸਰੀਰਾਂ ਨਾਲ ਜਿਹੜੀ ਪ੍ਰੀਤ ਹੈ ਜਗਤ ਦੀ ਪ੍ਰੀਤ ਹੈ ਝੂਠੀ ਦੇਖੀ ਪ੍ਰੀਤ ਜਗਤ ਸਭ ਝੂਠੀ ਪ੍ਰੀਤ ਹੈ ਅੰਦਰੋਂ ਇੱਕ ਦੂਜੇ ਦੇ ਖਿਲਾਫ ਸੀਗੇ ਬਾਹਰਲੇ ਦੁਸ਼ਮਣ ਦੀ ਲੋੜ ਨਹੀਂ ਪਈ ਆਪੇ ਇੱਕ ਦੂਜੇ ਦਾ ਦੁਸ਼ਮਣ ਸੀ ਕੱਪੀ ਦੀ ਸਾਰੀ ਕੱਪੀ ਰਣਜੀਤ ਸਿੰਘ ਵੱਡਾ ਕੱਪੀ ਸੀ ਬਹੁਤ ਵੱਡਾ ਕੱਪੀ ਧੋਖਾ ਕਰਨ ਵਾਲਾ ਜਿਹੜਾ ਆਦਮੀ ਧੋਖਾ ਕਰੇ ਵਿਸ਼ਵਾਸ ਘਾਤ ਕਰੇ ਉਹ ਸਿੱਖ ਹੋਈ ਨਹੀਂ ਸਕਦਾ ਉਹਨੂੰ ਸਿੱਖ ਮੰਨਣਾ ਜਿਹੜਾ ਸਿੱਖ ਮੰਨਦਾ ਉਹਨੂੰ ਉਹ ਆਪੇ ਸਿੱਖ ਨਹੀਂ ਉਹਨੇ ਕਿ ਬਸ ਉਹਨੂੰ ਕੋਈ ਮੰਨਦਾ ਤੁਸੀਂ ਸਿੱਖ ਸਿੱਖ ਭਗਤੀ ਹੁੰਦਾ ਗੁਰੂ ਨੇ ਤਾਂ ਕੰਮ ਕੀਤਾ ਨਹੀਂ ਕਿਸੇ ਨੇ ਕਿਤੇ ਕਬਰ ਕਰਨ ਨੂੰ ਕਿਹਾ ਨਹੀਂ ਹੋਇਆ ਤੁਸੀਂ ਗੱਲ ਆ ਗਏ ਕਬਰ ਵੀ ਤੁਸੀਂ ਦੇਖੋ ਕਬਰ ਵਾਲਾ ਸਿੱਖ ਨਹੀਂ ਹੁੰਦਾ ਕਦੇ ਵੀ ہاں۔ من رکھیے گا سنیے پر من چاؤ رکھیے پرانی گل گرو نے کہی ہے یہ تو اپنے ٹس تو مس نہیں ہونا چاہے دنیا کا راج ملے نہیں راج لینا پر یہ گل گرو کی تو مسنی ہو بے مخ نہیں ہو جائے گل تو بےمکھ نہیں ہونا ਗੁਰਬਾਣੀ ਤੋਂ ਬੇਮੁਖ ਨਹੀਂ ਉਹ ਤਾਂ ਖਰਾ ਬਣਦਾ ਖਰਾ ਖਰਾ ਆਖੇ ਸਭ ਕੋਏ ਫਿਰ ਖਜ਼ਾਨੇ ਪੈ ਸਕਦਾ ਵਰਨਾ ਖਜ਼ਾਨਾ ਕਿਵੇਂ ਪੈ ਜੂਗਾ ਖੋਟੇ ਨੂੰ ਕੌਣ ਪਾਉਂਦਾ ਖਜ਼ਾਨੇ 'ਚ ਹਲੂਗਾ ਕੋਈ ਹਾਂਜੀ ਦੁੱਖ ਪਰਹਰ ਸੁਖ ਘਰ ਲੈ ਜਾਏ ਬਸ ਇਹ ਸਮਝ ਲਓ ਦੁੱਖ ਤੋਂ ਪਰ ਹਰੇਗਾ ਦੁੱਖ ਦੂਰ ਚਲੇ ਗਏ ਸੁੱਖਾਂ ਦੇ ਘਰ ਬਾਸ ਹੋ ਗਿਆ ਸੁੱਖਾਂ ਦੇ ਘਰ ਤੇ ਸੱਚਖੰਡ ਚਲੇ ਜਾਣਾ ਤੁਸੀਂ ਜਿਉਂਦਾ ਹੀ ਸੱਚਖੰਡ ਚ ਰਵਾ ਸਕਦਾ ਭੈ ਸਾਗਰ ਤੋਂ ਦੁੱਖ ਸਾਗਰ ਤੋਂ ਛਟਕਾਰਾ ਹੋ ਗਿਆ ਉਹਦਾ ਸੁਖ ਸਾਗਰ ਚ ਰਵਾ ਉਹਦੇ ਹਿਰਦੇ ਵਿੱਚ ਸੁੱਖੇ ਸੁੱਖ ਨੇ ਦੁੱਖ ਨਹੀਂ ਹੁੰਦਾ ਸੰਸਾਰੀ ਦੁੱਖਾਂ ਨੂੰ ਦੁੱਖ ਮੰਨਦਾ ਹੀ ਨਹੀਂ ਸੰਸਾਰੀ ਸੁੱਖ ਨੂੰ ਨਹੀਂ ਸੁਖ ਮੰਨਦਾ ਇਹ ਰਾਜ ਭਾਗ ਨੂੰ ਜੱਫੇ ਮਾਰਨ ਵਾਲੇ ਸੰਸਾਰੀ ਸੁਖ ਦੁੱਖ ਨੂੰ ਮੰਨਦੇ ਨੇ ਜਿਹੜਾ ਸੰਸਾਰੀ ਸੁਖ ਨੂੰ ਸੁਖ ਦੁੱਖ ਨੂੰ ਦੁੱਖ ਮੰਨੇ ਉਹ ਸਿੱਖ ਹੁੰਦਾ ਹੀ ਨਹੀਂ ਮੋਟਾ ਫਾਰਮੂਲਾ ਹੈ ਜਿਹੜਾ ਸੁਖ ਨੂੰ ਸੁਖ ਦੁੱਖ ਨੂੰ ਦੁੱਖ ਮੰਨਦਾ ਨਾ ਸੰਸਾਰੀ ਆਦਮੀ ਉਹ ਸਿੱਖ ਨਹੀਂ ਹੋ ਸਕਦਾ ਸੰਸਾਰੀ ਆਦਮੀ ਹੋ ਸਕਦਾ ਸਿੱਖ ਨਹੀਂ ਗੁਰੂ ਨੇ ਸਿੱਖਿਆ ਨਹੀਂ ਹੈ ਸਿੱਖ ਹੋਇਆ ਨਾ ਸਿੱਖਿਆ ਮੰਨੇ ਸਿੱਖਿਆ ਨਹੀਂ ਹੈ ਉਹ ਜਿਹੜਾ ਪਾਣੀ ਨਾਲ ਭੌ ਰੱਖਦਾ ਪ੍ਰੇਮ ਰੱਖਦਾ ਦੁੱਖ ਪਰ ਹਰ ਸੁੱਖ ਸੁਖ ਸੁੱਖਾਂ ਦਾ ਖਜ਼ਾਨਾ ਸੁਖ ਸਾਗਰ ਬਣ ਜਾਂਦਾ ਉਹਦਾ ਹਿੱਤ ਗੁਰਮੁਖੀ ਨਾਦੰ ਗੁਰਮੁਖੀ ਵੇਦੰ ਗੁਰਮੁਖੀ ਰਹਾ ਬਾਕੀ ਰਹਿ ਗਿਆ ਨਾਦ ਧੁਰ ਕੀ ਬਾਣੀ ਉਹ ਬੰਦਾ ਤਾਂ ਗੁਰਮੁਖ ਹੈ ਇਹ ਗੁਰਮੁਖ ਹੈ ਗੁਰਮੁਖ ਦਾ ਲੱਛਣ ਹੈ ਗੁਰਮੁਖ ਗਾਵੇ ਕੋਈ ਸੁਣੇ ਕੋਈ ਸਿੱਖ ਕੋਈ ਪੜੇ ਕੋਈ ਸੁਣੇ ਗੱਲ ਕੋਈ ਕੋਈ ਫਰਕ ਨਹੀਂ ਪਰ ਭਾਉ ਹੋਵੇ ਹਿਰਦੇ 'ਚ ਫਿਰ ਕੀ ਹੁੰਦਾ ਜੇ ਇਹ ਵਸਦਾ ਹੋ ਜੇ ਗੁਰਮੁਖ ਨਾਦਮ ਜੋ ਬੋਲਦਾ ਗੁਰਮੁਖ ਹੀ ਨਾਦ ਹੁੰਦਾ ਨਾਦ ਕੋਈ ਹੋਰ ਨਹੀਂ ਹੁੰਦਾ ਨਾਦ ਦਾ ਮਤਲਬ ਆਵਾਜ਼ ਗੁਰਮੁਖ ਦੀ ਆਵਾਜ਼ ਇਹ ਨਾਦ ਹੁੰਦੀ ਹੈ ਗੁਰਮੁਖ ਹੀ ਨਾਦ ਨੂੰ ਪ੍ਰਗਟ ਕਰਦੇ ਨੇ ਗੁਰਮੁਖਾਂ ਨੇ ਬਾਣੀ ਪ੍ਰਗਟ ਕੀਤੀ ਹੈ ਨਾਦ ਇਹ ਪ੍ਰਗਟ ਕੀਤਾ ਹੈ ਹੋਰ ਕੀ ਹੈ ਬਿਨਾਂ ਕਹਦਾ ਤੇ ਸੁਣਦਾ ਹੁੰਦਾ ਨਾਦ ਉਹਨਾਂ ਨੇ ਉਹ ਨਾਦ ਪ੍ਰਗਟ ਕਰਤਾ ਜਿਹੜਾ ਸਾਨੂੰ ਸੁਣਨਾ ਕਰਨਾ ਸਾਡੇ ਵਾਸਤੇ ਤਾਂ ਇਹੀ ਨਾਦ ਹਾਲੇ ਹਾਲੇ ਹੀ ਨਾਦ ਗੁਰਮੁਖ ਤੋਂ ਪਹਿਲਾਂ ਇਹ ਨਾਦ ਹੈ ਗੁਰਮੁਖ ਬਣੇ ਤੇ ਨਾਦ ਹੋਰ ਹੋ ਇਹ ਇਨਡਾਇਰੈਕਟ ਨਾਦ ਹੈ ਉਹ ਡਾਇਰੈਕਟ ਨਾਦ ਹੋਊਗਾ ਹੈ ਨਾਦ ਪਰ ਇਨਡਾਇਰੈਕਟ ਹੈ ਡਾਇਰੈਕਟ ਨਹੀਂ ਹੈ ਇਹ ਕਨਾਨਾ ਸੁਣਨ ਵਾਲਾ ਉਹ ਬਿਨਾਂ ਕਨਾਨਾ ਤੋਂ ਸੁਣਨ ਵਾਲਾ ਹੁੰਦਾ ਡਾਇਰੈਕਟ ਇਹ ਗੁਰਬਾਣੀ ਹੈ ਇਨਡਾਇਰੈਕਟ ਨਾਲ ਉਹ ਬਾਣੀ ਹੈ ਡਾਇਰੈਕਟ ਨਾਲ ਦੋਹਾਂ 'ਚ ਫਰਕ ਰੱਖਿਆ ਹੈ ਗੁਰਬਾਣੀ ਉਹਨੂੰ ਬਾਣੀ ਕਿਹਾ ਹੈ ਗੁਰਬਾਣੀ ਕਿਹਾ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਉਹ ਕਿਹੜੀ ਬਾਣੀ ਤੁਰਕੀ ਬਾਣੀ ਵਿੱਚ ਬਾਣੀ ਅੰਮ੍ਰਿਤ ਉਸ ਬਾਣੀ ਦੇ ਸਾਰੇ ਅੰਮ੍ਰਿਤ ਹੁੰਦਾ ਉਹ ਜਲਸੀ ਨਹੀਂ ਹੁੰਦੀ ਉਹਨੂੰ ਰੜਕਣ ਦੀ ਲੋੜ ਨਹੀਂ ਨਿਰਾ ਮੱਖਣ ਹੁੰਦਾ ਫਿਰ ਕਿਹਾ ਗੁਰਬਾਣੀ ਕਹੇ ਹੁਣ ਆ ਗਈ ਗੁਰਬਾਣੀ ਗੁਰਬਾਣੀ ਕਹੇ ਜੋ ਗੁਰਬਾਣੀ ਕਹਿੰਦੀ ਹੈ ਸੇਵਕ ਜਨ ਮੰਨੈ ਸਿੱਖ ਜਿਹੜੇ ਸੇਵਕ ਨੇ ਇਹਨੂੰ ਮੰਨਣ ਪ੍ਰਤੱਖ ਗੁਰੂ ਉਹ ਗਿਆਨ ਜਿਹੜਾ ਹੈਗਾ ਗੁਰੂ ਪ੍ਰਤੱਖ ਹੋ ਜਾਂਦਾ ਹੈ ਗਿਆਨ ਗੁਰੂ ਉਹਦਾ ਦਰਸ਼ਨ ਹੋਣਾ ਹੈ ਪ੍ਰਤੱਖ ਗਿਆਨ ਦਾ ਦਰਸ਼ਨ ਸਮਝ ਆ ਜਾਂਦਾ ਉਸ ਗਿਆਨ ਨਾਲ ਆਤਮ ਦਰਸ਼ਨ ਹੋਣਾ ਉਸ ਗਿਆਨ ਦੀ ਰੋਸ਼ਨੀ 'ਚ ਕਿੱਥੇ ਹੋਣਾ ਗੁਰ ਗਿਆਨ ਘਟ ਬੜਿਆ ਹਿਰਦੇ 'ਚ ਚਾਨਣ ਹੋਣਾ ਉਹਦਾ ਘਟ ਵਿੱਚ ਗੁਰ ਗਿਆਨ ਘਟ ਬੜਿਆ ਸਾਡਾ ਜਿਹੜਾ ਗਿਆਨ ਹੈ ਨਾ ਉਹਨੂੰ ਬਾੜ ਦੇਣਾ ਗਿਆਨ ਦਾ ਸਾਡੇ ਤੱਤ ਤਾਂ ਸਾਡੇ ਕੋਲ ਹੈਗਾ ਤੇਲ ਤਾਂ ਹੈਗਾ ਬਲਦਾ ਨਹੀਂ ਉਹ ਤੇਲ ਹੋਵੇ ਰੱਖ ਤਾਂ ਚਾਹੀਦੀ ਹੈ ਨਾ ਕਹਿੰਦੇ ਉਹਨੂੰ ਅੰਗ ਬ੍ਰਹਮਾ ਗਨ ਪੈਣੀ ਆ ਇਹਨੇ ਤਾਂ ਬਾਲ ਦੇਣਾ ਉਹ ਸਾਡਾ ਹੀ ਇਹਨ ਅੰਦਰ ਬਾਲ ਦੇਣਾ ਨਾਮ ਤੇਰਾ ਦੀਰਾ ਨਾਮ ਤੇਰਾ ਬਾਤੀ ਤਾਂ ਸਭ ਕੁਝ ਹੈਗਾ ਪਰ ਜੋਤ ਲਾਏ ਜਗਦੀਸ਼ ਜਲਾਇਆ ਬੂਝੇ ਬੂਝਣ ਹਰਾ ਜਗਦੀਸ਼ ਦੀ ਜੋਤ ਨਾਲ ਉਹਦੀ ਬੁੱਧੀ ਨਾਲ ਫੇ ਜਾਣਾ ਇਹਦੇ ਅੰਦਰ ਬਾਹਰੋਂ ਚਾਹੀਦਾ ਦੀਵਾ ਦੀਵਾ ਜਾਣ ਵਾਸਤੇ ਫਿਰ ਉਹ ਜਾ ਉਹ ਜਲ ਕੇ ਬਾਹਰ ਦੀ ਫੇ ਲੋੜੇ ਗੁਰਬਾਣੀ ਤਾਂ ਜਲਾਉਂਦੀ ਹੈ ਸਾਡੇ ਗਿਆਨ ਨੂੰ ਗਿਆਨ ਘਟ ਬੜਿਆ ਜਗਾਉਣਾ ਲਿਖਿਆ ਦੀਵਾ ਜਗਾਈ ਦਾ ਹੁੰਦਾ ਬਾਣੀ ਦਾ ਨਹੀਂ ਇਹ ਸੁੱਤਾ ਹੋਇਆ ਜਗਾਇਆ ਇਹਨੂੰ ਜਗਾਉਣ ਦਾ ਜਾਗਿਆ ਸੁੱਤਾ ਹੈ ਜਾਗ ਲੈ ਔਰ ਮਨ ਸੁੱਤਾ ਯਾਨੀ ਜੋਤ ਤੇਲ ਦੇ ਰੂਪ ਚ ਸੁੱਤੀ ਪਈ ਹੁੰਦੀ ਐ ਕਹਿ ਲੋ ਤੇਲ ਜਿਹੜਾ ਹੈਗਾ ਉਹਦੇ ਰੂਪ ਜੋਤ ਵਿੱਚ ਸੁੱਤੀ ਪਈ ਹੈ ਉਹਦਾ ਰੂਪ ਸੁੱਤੇ ਪਏ ਵਾਲਾ ਤੇਲ ਹੈ ਜਾਗਦੇ ਦਾ ਰੂਪ ਲੈਟ ਹੈ ਮਤਲਬ ਨਾ ਰੂਪ ਫੇ ਚਾਨਣ ਕਰਤਾ ਤਾਂ ਇਹ ਕਹਿੰਦਾ ਦੀਵਾ ਜਗਾ ਦੋ ਕੋਈ ਬਾੜ ਦੋ ਵੀ ਕਹਿੰਦੇ ਨੇ ਜਗਾ ਦੋ ਕਹਿੰਦੇ ਤੇਲ ਜਗਾਇਆ ਤਤ ਤੇਲ ਨੂੰ ਆਪਣਾ ਆਪ ਤਾਂ ਦੀਦਾ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖੀ ਰਹਾ ਸਮਾਈ ਗੁਰਮੁਖੀ ਨਾਦੰ ਗੁਰਮੁਖੀ ਵੇਦੰ ਨਾਦ ਗੁਰਮੁਖਾਂ ਨੇ ਪ੍ਰਗਟ ਕੀਤਾ ਹੈ ਇਹਦਾ ਜਿਹੜਾ ਵੇਦ ਹੈ ਗਿਆਨ ਹੈ ਵੇਦੰ ਵੇਦ ਤੋਂ ਬੜੇ ਭਾਈ ਦੇ ਨਾਲ ਲੜਦੀ ਹੈ ਆ ਵੇਦੰ ਵੇਦੰ ਦੱਸੋ ਕੀ ਕਰੋਗੇ ਵੇਦ ਤੋਂ ਵਿਦਵਾਨ ਬੜੇ ਭਾਈ ਦੇ ਨੇ ਵੇਦ ਦਾ ਮਤਲਬ ਹੁੰਦਾ ਗਿਆਨ ਗੁਰਮੁਖੀ ਵੇਦਮ ਗੁਰਬਾਣੀ ਦਾ ਗਿਆਨ ਗੁਰਮੁਖੇ ਪ੍ਰਗਟ ਕਰਨਗੇ ਗੁਰਮੁਖਾਂ ਦਾ ਲਿਖਿਆ ਹੋਇਆ ਇਹ ਜਿਹੜਾ ਹੈ ਨਾ ਗੁਰਬਾਣੀ ਉਚਾਰਨ ਕੀਤੀ ਹੋਈ ਹੈ ਨਾ ਨਾਦ ਦਾ ਜਿਹੜਾ ਹੈ ਸਮਝ ਲਓ ਉਲੱਥਾ ਕੀਤਾ ਹੈ ਉਲੱਥਾ ਕੀਤਾ ਹੈ ਨਾਦ ਦਾ ਹੈ ਬਖਿਆਨ ਕੀਤਾ ਹੈ ਨਾਦ ਦਾ ਇਹਦੇ ਗਿਆਨ ਨੂੰ ਗੁਰਮੁਖੇ ਸਮਝੋ ਵੇਦਮ ਗੁਰਮੁਖ ਵੇਦਮ ਕਿਉਂ ਉਹ ਕਾਦੇ ਕਰਨਗੇ ਬਈ ਦੂਜੇ ਦਾ ਨਹੀਂ ਕਰਨਗੇ ਕਿਉਂਕਿ ਗੁਰਮੁਖੀ ਰਹਾ ਸਮਾਈ ਗੁਰਮੁਖਾਂ ਵਿੱਚੋਂ ਆਪ ਸਮਾਇਆ ਹੁੰਦਾ ਉਹੀ ਕਰਦਾ ਗੁਰਮੁਖਾਂ ਨੂੰ ਕਰਦਾ ਗੁਰਮੁਖ ਨਹੀਂ ਕਰਦਾ ਉਹ ਆਪੇ ਕਰਦਾ ਆਪੇ ਉਹਨੇ ਨਾਲ ਬੋਲੇ ਆਪੇ ਉਹਨੇ ਉਚਾਰਨ ਕੀਤਾ ਆਪੇ ਅਰਥ ਕਰਦਾ ਆਹੋ ਜਿਵੇਂ ਸਮਝਿਆ ਆਹੋ ਗੁਰਮੁਖੀ ਰਹਾ ਸਮਾਈ ਗੁਰਮੁਖਾਂ ਵਿੱਚ ਸਮਾਇਆ ਹੁੰਦਾ ਉਹੀ ਬੁੱਧੀ ਬਵੇਕ ਜੀ ਨੇ ਅਚਾਰਨ ਕੀਤਾ ਉਹੀ ਬਵੇਕ ਬੁੱਧੀ ਇਹਨੂੰ ਹਸਾਉਂਦੀ ਹੁੰਦੀ ਹੈ ਉਹ ਪਰਮੇਸ਼ਰ ਦੀ ਬੁੱਧੀ ਆਪਣੀ ਤਹਿ ਨਹੀਂ ਹੋ ਆਪਣੀ ਕਿੱਥੇ ਹੁੰਦੀ ਹੈ ਮੇਰੀ ਤੇ ਮਤ ਥੋੜੀ ਰਾ ਸਾਡੇ ਅੱਗੇ ਤਾਂ ਥੋੜੀ ਹੋ ਸੀ ਤਾਂ ਅਰਥ ਆਉਂਦੇ ਨੇ ਕਿਉਂਕਿ ਗੁਰਮੁਖੀ ਰਹਾ ਗੁਰਮੁਖਾਂ ਵਿੱਚੋਂ ਆਵੇ ਸਮਾਇਆ ਹੁੰਦਾ ਇਦੋਂ ਘਟਣ ਵਿਦਵਾਨ ਕਿਵੇਂ ਅਰਥਾ ਦੇਣਗੇ ਸੁੱਤੇ ਪਏ ਨੇ ਪਹਿਲੀਆਂ ਪੰਕਤੀਆਂ 'ਚ ਲਿਖਿਆ ਪਿਆ ਗੁਰਬਾਣੀ ਦਿੱਤਾ ਜਿਹੜੇ ਝੱਖ ਮਾਰਦੇ ਨੇ ਯੂਨੀਵਰਸਿਟੀ ਕੀ ਕਰਦੇ ਨੇ ਗੁਰਮੁਖ ਬਣ ਜਾਂਦੇ ਅਰਥਾ ਲੈਂਦੇ ਐਨੇ ਦੀ ਲੋੜ ਨਹੀਂ ਸੀ ਕੋਮਨ ਦਾ ਵੇੜਾ ਸੀ ਕਿ ਕੋਮਨ ਬਹੁਤ ਕੀ ਦਾ ਲੋੜ ਸੀ ਕਰੋੜਾਂ ਰੁਪਏ ਖਰਚ ਕਰਨ ਦੀ ਉੱਥੇ ਕੀ ਲੋੜ ਪਈ ਸੀ ਇਹਨੀਆਂ ਚੇਰਾ ਕਰਨ ਦੀ ਕੀ ਗੱਲ ਲਿਆ ਫਿਰ ਇਹਨਾਂ ਨੇ ਇੰਨੇ ਖਰਚ ਕਰਕੇ ਕਰ ਲਿਆ ਕੁਝ ਨਾ ਸੰਸਾਰੀ ਆਦਮੀ ਕੁਝ ਕਰ ਸਕਦੇ ਨੇ ਨਾ ਇਹਨਾਂ ਦੇ ਕਰੋੜਾਂ ਅਰਬਾਂ ਰੁਪਏ ਕੁਝ ਕਰ ਸਕਦੇ ਨੇ ਉਹਦਾ ਤਾਂ ਮਸਲਾ ਹੀ ਨਹੀਂ ਹੈ ਨਾਮਦੇਵ ਨੇ ਕਿਹੜਾ ਖਰਚ ਕੀਤਾ ਸੀ ਕਿਹਨੇ ਖਰਚ ਕੀਤਾ ਨਾਮਦੇਵ ਦੇ ਤਾਂ ਵਿਚਾਰੇ ਕੱਪੜੇ ਵੀ 8 8ਵੇਂ ਦਿਨ ਧੋਲਾ ਹੋਊ ਨਹੀਂ ਨਹੀਂ ਗਰੀਬੀ ਕਿੰਨੀ ਉਹ ਕਿਵੇਂ ਪਹੁੰਚ ਗਿਆ ਪੈਸੇ ਦੀ ਗੱਲ ਨਹੀਂ ਹੈ ਇਹ ਤਾਂ ਪ੍ਰੇਮ ਦੀ ਖੇਡ ਹੈ ਪੈਸੇ ਦੀ ਖੇਡ ਨਹੀਂ ਹੈ ਪੈਸੇ ਦੀ ਖੇਡ ਨਹੀਂ ਹੈ ਜਿਹਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਕਦੋਂ ਪਾਇਆ ਕਹਿੰਦਾ ਸਾਚ ਕਹੋ ਸੁਣ ਲਿਓ ਸਭੇ ਸੱਚੀ ਗੱਲ ਕਹਾ ਸਾਰੇ ਸੁਣ ਲਓ ਸੁਣਿਆ ਹੀ ਨਹੀਂ ਇਹਨਾਂ ਨੇ ਕੰਨਾਂ ਦਾ ਬੁੱਝੇ ਦਿੱਤੇ ਹੋਏ ਨੇ ਇਹਨਾਂ ਦੇ ਕੰਨਾਂ 'ਚ ਬੁੱਝੇ ਨੇ ਸੂਤ ਕਦੇ ਆ ਜੇ ਬੁਝੇ ਨਹੀਂ ਤਾਂ ਕੰਨੀ ਬੁਝੇ ਦੇ ਲੈਂਦੇ ਨੇ ਕੰਨੀ ਬੁਝੇ ਦੇ ਰਹਾ ਉਹ ਤਾਂ ਫਰੀਦ ਕਹਿੰਦਾ ਵੀ ਆ ਜਿਹੜੀ ਸੰਸਾਰ ਦੀ ਗੱਲ ਆ ਉਹਦੇ ਵਾਸਤੇ ਬੁਝੇ ਦਿੱਤੇ ਨੇ ਮੈਂ ਪਰ ਇਹ ਜਿਹੜੇ ਮਨਮੁਖ ਨੇ ਉਹਨਾਂ ਨਿਰਗਾਰ ਦੀ ਗੱਲ ਵਾਸਤੇ ਬੁਝੇ ਦਿੱਤੇ ਹੁੰਦੇ ਨੇ ਇੱਤੀ ਬੱਗੇ ਪਾਉਣ ਕਹਿੰਦਾ ਬਾਗਾਂ ਦੀ ਗੱਲ ਵਾਸਤੇ ਬੁਝੇ ਦੇ ਲੋ ਗੱਲਾਂ ਚ ਹੁਣ ਸੁਣੋ ਇਹਨਾਂ ਇਹਨਾਂ ਦੀ ਸੰਸਾਰ ਦੀ ਨਾ ਸੁਣੋ ਇਹ ਬਥੇਰਾ ਕੁਝ ਕਹੂਗਾ ਸੰਸਾਰ ਜੋ ਬੋਲਦਾ ਹਾਥੀ ਮਗਰ ਹਜ਼ਾਰਾਂ ਲੱਖਾਂ ਕੁੱਤੇ ਭੌਂਕਦੇ ਭੌਂਕੀ ਜਾਣ ਲੋ ਕੀ ਫਰਕ ਪੈਂਦਾ ਉਹਨਾਂ ਨੇ ਇੱਕ ਬਾਣੀ ਲਿਖੀ ਕਬੀਰ ਨੇ ਲਿਖੀ ਕਬੀਰ ਕਿੱਡਾ ਕਰੀ ਸੀ ਤੁਸੀਂ ਅਰਬਾਂ ਖਰਬਾਂ ਰੁਪਏ ਖਰਚ ਕਰੀ ਜਾਂਦੇ ਹੋ ਕਾਹਦੇ ਵਾਸਤੇ ਰਿਜ਼ਲਟ ਕੀ ਨਿਕਲੇ ਕੁਝ ਵੀ ਨਹੀਂ ਨਾ ਨਿਕਲੇ ਜੋਰ ਲਾ ਲਓ ਤੁਸੀਂ ਜਿੰਨਾ ਮਰਜ਼ੀ ਪੈਸੇ ਦੀ ਖੇਡ ਨਹੀਂ ਹੈ ਜਿਨ ਪ੍ਰੇਮ ਕੀਓ ਤੇਰੀ ਬ੍ਰਹਮ ਪਾਇਆ ਇਹ ਤਾਂ ਉਹ ਜਿਹੜਾ ਇਹ ਗਿਆਨ ਹੈ ਇਹ ਤਾਂ ਉਹ ਪਾਉਂਗਾ ਜਿਹਨੇ ਪ੍ਰੇਮ ਕੀਤਾ ਬਾਣੀ ਨਾਲ ਪ੍ਰੇਮ ਕੀ ਪਰ ਬਾਣੀ ਨਾਲ ਅੰਦਰੋਂ ਦਾ ਪ੍ਰੇਮ ਨਹੀਂ ਹੈ ਨਾ ਮਨ ਨਾਲ ਨਹੀਂ ਪ੍ਰੇਮ ਇਹ ਕਹਿੰਦੇ ਨੇ ਗੁਰਬਾਣੀ ਇਹ ਜੀ ਚਾਹੀਏ ਹੈ ਜਿਹੜਾ ਸਾਡਾ ਸਮਾਜ ਇਹ ਜਿਹਾ ਕਰੋ ਕਿਵੇਂ ਕਰ ਲਾਂਗੇ ਸਮਾਜ ਨੇ ਗੁਰਬਾਣੀ ਅਨੁਸਾਰ ਜਾਣਾ ਗੁਰਬਾਣੀ ਨੇ ਕਿਸੇ ਦੇ ਅਨੁਸਾਰ ਨਹੀਂ ਜਾਣਾ ਜਿਹਨੇ ਆਉਣਾ ਦੇ ਅਨੁਸਾਰ ਆਓ ਜੇ ਨਹੀਂ ਆਉਣਾ ਨਾ ਆਓ ਆ ਸੰਸਾਰ ਜਿਹੜਾ ਸੱਚਖੰਡ ਉਹ ਧੱਕਾ ਦੇ ਕੇ ਕੱਢਿਆ ਹੋਇਆ ਇਹਦੇ ਮਗਰ ਉਹ ਸੱਚਖੰਡ ਵਾਲੇ ਲੱਗਣ ਇਹਨਾਂ ਦੀ ਮਗਰੋਂ ਕਿਸੇ ਨੇ ਨਹੀਂ ਲੱਗਣਾ ਇਹ ਲੱਗਣਾ ਲੱਗਣ ਨਹੀਂ ਲੱਗਣਾ ਨਾ ਲੱਗਣ ਸਰਕਾਰ ਨੇ ਜੇਲ੍ਹ ਵਾਲਿਆਂ ਦੇ ਕੈਦੀਆਂ ਦੇ ਮੁਤਾਬਕ ਕਾਨੂੰਨ ਨਹੀਂ ਬਣਾਉਣੇ ਜੋ ਕੈਦੀ ਚਾਹੁੰਦੇ ਨੇ ਉਹ ਕਾਨੂੰਨ ਬਣਾ ਦੋ ਕੈਦੀ ਦਾ ਕਹਿਣਾ ਵੀ ਅਸੀਂ ਰਾਜੇ ਆ ਤੁਸੀਂ ਚਲੋ ਜੇ ਫੈਸਲਾ ਅਸੀਂ ਆਪ ਕਰਾਂਗੇ ਜੇਲ੍ਹ ਦੇ ਤੇ ਕੈਦੀ ਨੇ ਸਾਰੇ ਸੰਸਾਰੀ ਆਦਮੀ ਸਾਰੇ ਕੈਦੀ ਨੇ ਜਿਹੜੇ ਵਿਸ਼ਿਆਂ ਤੇ ਗੁਰਬਾਣੀ ਸਪਸ਼ਟ ਹੈ ਔਰ ਦੇ ਵਿਸ਼ੇ ਤੇ ਬਾਣੀ ਸਪਸ਼ਟ ਹੈ ਔਰ ਤਾਂ ਆਦਮੀ ਬਿਲਕੁਲ ਬਰਾਬਰ ਨਹੀਂ ਕਿਤੇ ਵੀ ਨਹੀਂ ਇੱਕ ਬੰਦੀ ਲੈ ਲਈ ਇਹਨਾਂ ਨੇ ਸੋ ਕਿਉਂ ਮੰਦਾ ਆਖੀਏ ਇਹਦਾ ਮਤਲਬ ਬਰਾਬਰ ਹੈ ਕਿਵੇਂ ਕਰਦੇ ਆ ਤੁਸੀਂ ਪੰਜਾਬ ਭਗਤੀਆਂ ਖਿਲਾਫ ਨੇ ਉਹ ਕਿੱਥੇ ਜਾਣਗੇ ਤੁਸੀਂ ਜੋ ਮਰਜ਼ੀ ਕੱਲ ਨੂੰ ਕੀ ਪਤਾ ਤੁਸੀਂ ਗੁਰੂ ਨੇ ਬਦਲ ਤੋਂ ਥੋੜਾ ਪਤਾ ਹੈ ਦੇਖੋ ਵੀ ਇਹਦਾ ਨੁਕਸਾਨ ਹੋਵੇ ਕੱਲ ਨੂੰ ਕਾਨੂੰਨ ਬਦਲ ਦੋ ਗੁਰਬਾਣੀ ਨਹੀਂ ਬਦਲਦੀ ਹੈ ਗੁਰਬਾਣੀ ਨੇ ਸਾਡੇ ਮਗਰ ਨਹੀਂ ਜਾਣਾ ਵਿਦਵਾਨਾਂ ਦੀ ਮਗਰ ਨਹੀਂ ਜਾਣਾ ਗੁਰਬਾਣੀ ਕੋਈ ਇਹਨੂੰ ਮੰਨੇ ਕੋਈ ਨਾ ਮੰਨੇ ਇਹਨੂੰ ਕੀ ਫਰਕ ਪੈਂਦਾ ਸੰਸਾਰ ਇਹਨੂੰ ਮੰਨਦਾ ਕਿ ਨਹੀਂ ਮੰਨਦਾ ਕੋਈ ਨਹੀਂ ਫਰਕ ਪੈਂਦਾ ਕਿੰਨੇ ਸਿੱਖ ਬਣਦੇ ਨੇ ਨਹੀਂ ਬਣਦੇ ਕੋਈ ਨਹੀਂ ਫਰਕ ਪੈਂਦਾ ਜਿਹਨੇ ਸਿੱਖ ਬਣਨਾ ਆਪਣੇ ਮਤਲਬ ਨੂੰ ਬਣਨਾ ਆਪਣੇ ਸੁਖ ਵਾਸਤੇ ਬਣਨਾ ਆਪਣਾ ਖੜਾ ਛਡਾਉਣ ਵਾਸਤੇ ਬਣਨਾ ਕਿਤੇ ਤੇ ਆਸਾਨ ਨਹੀਂ ਕਰਨਾ ਕਿਸੇ ਇਹ ਜੀ ਚੀਜ਼ ਨਹੀਂ ਹੈਗੀ ਵੀ ਇਹਨੇ ਬੰਦਿਆਂ ਨੂੰ ਲੋੜ ਹੈ ਨੂੰ ਬਦਲ ਦਈਏ ਇਹ ਨਹੀਂ ਹੈ ਇਸ ਕਰਕੇ ਇਹਦੇ ਜਲਾਬ ਮਾਤਰ ਕੁਝ ਵੀ ਬਦਲਿਆ ਨਹੀਂ ਜਾ ਸਕਦਾ ਜਿਹਨੇ ਮੰਨਣੇ ਆ ਮੰਨੋ ਜਿਹਨੇ ਨਹੀਂ ਮੰਨਣੀ ਨਾ ਮੰਨੋ ਜਿਹਨੇ ਪੜ੍ਹਨੀ ਆ ਪੜੋ ਨਹੀਂ ਪੜ੍ਹਨੀ ਨਾ ਪੜੋ ਇਹ ਤਾਂ ਦਵਾਈ ਹੈ ਜੰਮਣ ਵਾਲ ਤੋਂ ਛਟਕਾਰੇ ਦੀ ਨੁਸਖਾ ਨੂੰ ਕਿਵੇਂ ਬਦਲੋਗੇ ਨੁਸਖਾ ਹੈ ਨੁਸਖਾ ਨਹੀਂ ਬਦਲਿਆ ਜਾਂਦਾ ਹੁੰਦਾ ਨੁਸਖਾ ਬਦਲ ਲਓਗੇ ਉਹਦੇ ਜੀ ਸ਼ਕਤੀ ਨਹੀਂ ਰਹਿਣੀ ਖਤਮ ਹੋ ਜੂ ਜੇ ਨੁਸਖਾ ਬਦਲ ਲਈਏ ਪਾਵਰ ਰਹਿ ਜੂ ਅੱਜ ਜਮਣ ਮਰਨ ਕੱਟਣ ਦੀ ਪਾਵਰ ਹੈ ਪਹਿਲਾਂ ਤਾਂ ਜਮਣ ਮਰਨ ਕੱਟਣ ਨੂੰ ਮੰਨਦੇ ਹੀ ਨਹੀਂ ਉਹ ਵਿਦਵਾਨ ਜਿਹੜੇ ਰੌਲਾ ਪਾਉਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਜਮਣ ਮਰਨ ਕਿਵੇਂ ਕੱਟਿਆ ਜਾਂਦਾ ਜਦੋਂ ਸਮਝ ਲੈਣਗੇ ਉਦੋਂ ਸਮਝ ਆਊ ਵੀ ਕੀ ਹੈ ਸਮਝਣ ਵਾਲੇ ਪਾਸੇ ਤਾਂ ਗਏ ਨਹੀਂ ਉਹ ਤਾਂ ਕਹਿੰਦੇ ਸਮਾਜ ਐ ਜਾਂਦਾ ਦੁਨੀਆ ਐ ਜਾਂਦੀ ਹੈ ਗੁਰਬਾਣੀ ਹੋਵੇ ਹੋਵੇ ਦੁਨੀਆ ਮੰਨੇ ਨਾ ਮੰਨੇ ਦੁਨੀਆ ਤੇ ਕੀ ਲੈਣਾ ਸੀ ਗੁਰਮੁਖ ਨੇ ਦੁਨੀਆ ਤੇ ਕੀ ਲੈਣਾ ਭਗਤਾਂ ਨੇ ਦੁਨੀਆ ਤੇ ਕੀ ਲੈਣਾ ਭਗਤਾਂ ਦੇ ਸਹਸਾਰੀਆਂ ਜੋੜ ਤੁਸੀਂ ਜੋੜ ਲਿਓ ਨੇ ਜੋੜ ਹੁੰਦਾ ਨਹੀਂ ਉਹ ਕਹਿੰਦੀ ਹੈ ਬਾਣੀ ਤੁਸੀਂ ਸੰਸਾਰ ਨਾਲ ਜੋੜ ਲਿਓ ਨੂੰ ਫਿਰ ਇਹਦਾ ਨਹੀਂ ਜੋੜ ਲਾਉਣਾ ਸੰਸਾਰ ਨਾਲ ਨਾ ਇਹਨੂੰ ਲੋੜ ਹੈ ਸਾਨੂੰ ਤਾਂ ਲੋੜ ਹੈ ਨਹੀਂ ਸੰਸਾਰ ਨਾਲ ਜੋੜਦੀ ਸੰਸਾਰ ਨੂੰ ਲੋੜ ਹੈ ਇਹਦੇ ਨਾਲ ਜੁੜ ਜਾਣ ਨਹੀਂ ਲੋੜ ਦਬਾ ਹੋਣ ਤੇਰੇ ਕੀ ਲੈਣਾ ਕਿਸੇ ਤੇ ਇਹ ਤਾਂ ਪਰਮਕਾਰ ਹੈ ਇਹ ਤੇ ਛਤਰੀ ਹੈ ਜਦ ਕਾਲ ਤੋਂ ਬਚਾਉਣ ਦੀ ਜਿਹਨੇ ਬਚਣਾ ਥੱਲੇ ਆ ਜੋ ਛਤਰੀ ਦੇ ਜਿਹਨੇ ਨਹੀਂ ਆਉਣਾ ਬਾਹਰ ਰੋ ਇਹ ਮਰਨਾ ਤਾਂ ਛਤਰੀ ਹੈ ਜੰਮ ਦੇ ਡੰਡੇ ਤੋਂ ਬਚਣ ਦੀ ਜਿਹਨੇ ਥੱਲੇ ਆਉਣਾ ਜੰਮ ਦੇ ਡੰਡੇ ਤੋਂ ਬਚੂ ਨਹੀਂ ਆਉਣਾ ਬਾਹਰ ਰਹੇ ਜਪਦਾ ਵਰਦਾ ਰਹੇ ਜੀ ਇਹ ਗੱਲ ਹੈ ਕਿ ਇਹਦੇ ਛਤਰੀ ਹੈ ਨਹੀਂ ਹੈ ਇਹ ਟੈਸਟ ਕਰ ਲਓ ਛਤਰੀ ਹੈ ਨਹੀਂ ਹੈ ਇਹ ਗੱਲ ਦਾ ਟੈਸਟ ਲੈ ਲਓ ਇਹਦੀ ਸਾਰਥਕਤਾ ਦਾ ਟੈਸਟ ਲਿਆ ਜਾ ਸਕਦਾ ਹੈ ਹੈ ਵੀ ਜਾਂ ਨਹੀਂ ਹੈ ਪਰ ਜੇ ਛਤਰੀ ਹੈ ਫਿਰ ਛਤਰੀ ਨੂੰ ਕਿਵੇਂ ਤੋੜ ਮਰੋੜ ਲਈ ਜਿਵੇਂ ਗੋਲਾ ਕਰ ਲਈ ਕਿ ਥੱਲੇ ਗੋਲਾ ਆਪੋ ਵਿੱਚ ਇਹਨੂੰ ਨਹੀਂ ਬਦਲਿਆ ਜਾ ਸਕਦਾ ਕਿਸੇ ਨੂੰ ਆਣ ਨਹੀਂ ਬਦਲਦਾ ਮਰਨਾ ਮਰਨਾ ਨਹੀਂ ਮਰਨਾ ਰਾਮਤ ਕੋਈ ਕਿਸੇ ਦੇ ਮਗਰ ਮਗਰ ਤੁਰਿਆ ਫਿਰਦੇ ਇਹ ਗੱਲ ਗਲਤ ਹੈ ਕਿ ਨਾਨਕ ਸਾਰਿਆਂ ਦੇ ਮਗਰ ਤੁਰਿਆ ਫਿਰਿਆ ਸੀ ਨਾਨਕ ਕੇਵਲ ਉਹਨਾਂ ਆਦਮੀਆਂ ਕੋ ਗਿਆ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਧਰਮ ਹੀ ਚਲਾਈ ਸੀ ਉਹ ਵੀ ਪੁੱਛ ਕੇ ਗਿਆ ਵੀ ਕਿਹੜਾ ਬੰਦਾ ਇੱਥੇ ਨੇਕ ਹੈ ਧਾਰਮਿਕ ਬੰਦਾ ਨੇਕ ਬੰਦਿਆਂ ਕੋ ਗਿਆ ਜਿਹੜੇ ਨੇਕ ਨਹੀਂ ਸੀ ਉਹ ਗਿਆ ਹੀ ਨਹੀਂ ਸਿਰਫ ਇੱਕ ਬੰਦੇ ਕੋਲ ਗਿਆ ਜਿਹੜਾ ਨੇਕ ਨਹੀਂ ਸੀ ਦਸਮ ਪਾਸ਼ਾ ਦੇ ਉਹ ਸੀ ਬੰਦਾ ਬਾਹਰ ਪਹਿਲਾ ਪਤਾ ਲੱਗ ਗਿਆ ਸੀ ਇਹਨਾਂ ਨੂੰ ਵੀ ਉਹ ਬੰਦਾ ਖਰਾਬ ਹੈ ਉਹ ਕਹਿੰਦੇ ਜਾਣੇ ਅਸੀਂ ਉਹ ਖਰਾਬ ਕੋਲ ਅਗੇ ਉਹਦੇ ਕੋਲ ਨਾ ਜਾਇਓ ਹੋਰ ਸਾਰੇ ਪਿਆ ਇੱਕ ਲਿਸਟ ਲਈ ਸੀ ਉਹਦੇ ਬੰਦਿਆਂ ਦੀ ਆਗਰੇ ਤੋਂ ਬਾਹਰ ਸਾਧੂ ਸੀ ਉਹ 500 ਸਾਲ ਦਾ ਕਹਿੰਦੇ ਨਹੀਂ 500 ਸਾਲ ਉਮਰ ਸੀ ਉਮਰ ਤਾਂ ਖਰੇ ਨਹੀਂ ਹੋਣੀ ਨਹੀਂ ਹੋਊਗਾ 100 150 ਸਾਲ ਸਵਾ ਸੌ ਸਾਲ ਪੰਜ ਸਾਲ ਦੀ ਉਮਰ ਨਹੀਂ ਹੈ ਇਸ ਦੌਰਾਨ ਦੇ ਵਿੱਚ ਕਿਸੇ ਆਦਮੀ ਦੀ ਐਵੇਂ ਇਤਿਹਾਸਕਾਰ ਐਵੇਂ ਗੱਪਾਂ ਮਾਰੀ ਜਾਂਦੇ ਹੁੰਦੇ ਕੋਈ ਫਾਇਦਾ ਨਹੀਂ ਇਹਨਾਂ ਗੱਲਾਂ ਉਮਰ ਐਨੀ ਨਹੀਂ ਹੁੰਦੀ ਆਪਣੀ ਉਹ ਬੜਾ ਗੁਰਮੁਖ ਸੀ ਪਹਿਲਾਂ ਤਾਂ ਉਹਨੂੰ ਇਹ ਰਿਹਾ ਮੈਂ ਬੜਾ ਇਹਨਾਂ ਦੀ ਉਮਰ ਛੋਟੀ ਹੈ ਉਹ ਅਸਾਂ ਗੱਲਾਂ ਬਾਤਾਂ ਜਾਂ ਕੀਤੀਆਂ ਫਿਰ ਮੰਨ ਗਏ ਫਿਰ ਤੇ ਉਮਰ ਦਾ ਨਹੀਂ ਰੌਲਾ ਗਿਆਨ ਜੋੜ ਦਾ ਕੀ ਰੋਲ ਨਾਲੇ ਨਹੀਂ ਉਹਦਾ ਕਈ ਜਨਮ ਦੀ ਗੱਲ ਕਰ ਫਿਰ ਜਦ ਕਈ ਦਿਨ ਰੱਖਿਆ ਵੀ ਜਾਣ ਨਾ ਦਵੇ ਕਹਿੰਦੇ ਨਹੀਂ ਅਸੀਂ ਜ਼ਰੂਰ ਜਾਣਾ ਫਿਰ ਕਿਹੜੇ ਕਿਹੜੇ ਬੰਦੇ ਨੇ ਹੋਰ ਰਾਹ ਦੇ ਵਿੱਚ ਕਹਾ ਸੰਤ ਚੰਗੇ ਪਤਾ ਚੰਗਿਆ ਕੋਲ ਜਾਣਾ ਹੈ ਜਿਹਨੂੰ ਸੁਧਾਰ ਸਕਦੇ ਉਹਦੇ ਕੋਲ ਜਾਣਾ ਹੈ ਐਵੇਂ ਰੋਟੀਆਂ ਖਾਣ ਨਹੀਂ ਸੀ ਤੁਰੇ ਫਿਰਦੇ ਹੋ ਦਿਨ ਕੱਟਣ ਨੂੰ ਫਿਰਦੇ ਆ ਸੀ ਜਿਹੜਾ ਸੁਧਰਨ ਵਾਲਾ ਸੁਧਾਰ ਸੁਧਾਰਨਾ ਕਵਾੜਖਾਨੇ ਦੀ ਗੱਡੀ ਨੂੰ ਕੋਈ ਮਿਸਤਰੀਆਂ ਦੇ ਭੇਜਦਾ ਹੁੰਦਾ ਬਸ ਤੇ ਕਵਾੜਖਾਨੇ ਦਾ ਮਾਲ ਹੁੰਦਾ ਕਵਾੜਖਾਨੇ ਨੂੰ ਨਹੀਂ ਗੁਰੂ ਠੀਕ ਕਰਦੇ ਸੀ ਉਹਦਾ ਜੀ ਜਮਾਲਾ ਮੋਟਾ ਕਮੀ ਸੀ ਉਹਨੂੰ ਠੀਕ ਕਰਕੇ ਲਾਈਨ ਤੇ ਲੈ ਆਉਣਾ ਉਹਨੇ ਕਹਾ ਬਾਕੀ ਕਿਤੇ ਚਲੇ ਜਾਇਓ ਦੱਸਦੇ ਭਈ ਉਹ ਫਲਾਣਾ ਬੰਦਾ ਮਸ਼ਹੂਰ ਜ਼ਿਆਦਾ ਉਹਦੇ ਕੋਲ ਨਾ ਜਾਇਓ ਬੰਦਾ ਠੀਕ ਨਹੀਂ ਕਹਿੰਦੇ ਜਾਣਾ ਹੀ ਪੈਦਾ ਉਹਦੇ ਕੋਲ ਤਾਂ ਗਏ ਉਹ ਦੁਖੀ ਕਰਦਾ ਸੀ ਸੰਤਾਂ ਦੀ ਬੇਇੱਜ਼ਤੀ ਕਰਦਾ ਸੀ ਕਹਿੰਦੇ ਜੀ ਸੰਤਾਂ ਨੂੰ ਬੁਲਾ ਲੈਂਦਾ ਹੈ ਫਿਰ ਉਹ ਬੇਇੱਜ਼ਤੀ ਕਰਦਾ ਮਨਜਾਲ ਡਾ ਲੈਂਦਾ ਫਿਰ ਉਹਦੇ ਚੇਲੇ ਰੌਲਾ ਪਾ ਦਿੰਦੇ ਨੇ ਬੰਦਾ ਸ਼ਕਤੀ ਰੱਖੀ ਕੀ ਰੌਲਾ ਸੀ ਥੱਲੇ ਰੱਖਿਆ ਉਹ ਕੋਈ ਤਖਤਾ ਤੁਖਤਾ ਥੱਲੇ ਕੋਈ ਟਵਾੜਾ ਪੱਟ ਕੇ ਟੈਕਨੀਕ ਸੀ ਉਹਦੀ ਜਿਹਨਾਂ ਪੜ ਦਿੰਦਾ ਸੀ ਮੰਜਾ ਹੋਰ ਕੀ ਸੀ ਇਹ ਪਾਵੇ ਇਹ ਜਿਹੜੇ ਹੁਣ ਨੇ ਜੋ ਵੀ ਕੁਝ ਸੀ ਗੱਲਾਂ ਨਹੀਂ ਸੀ ਜਾਂਦੇ ਚੰਗੇ ਬੰਦੇ ਹੋ ਜਾਂਦੇ ਸੀ ਸੁਧਾਰਨ ਵਾਸਤੇ ਇਸ ਕਰਕੇ ਚੰਗੇ ਬੰਦਿਆਂ ਦੀ ਲੋੜ ਹੈ ਗੁਰਬਾਣੀ ਨੂੰ ਮਾੜਿਆਂ ਦੀ ਕੋਈ ਲੋੜ ਨਹੀਂ ਜਿਹੜੇ ਗੁਰਬਾਣੀ ਨੂੰ ਚਾਹੁੰਦੇ ਨੇ ਜੇ ਸੰਸ਼ੋਧਨ ਕਰੋ ਇਹ ਚਾਹੋ ਕਰੋ ਉਹਨਾਂ ਦੀ ਕੋਈ ਲੋੜ ਨਹੀਂ ਤੁਰੇ ਫਿਰ ਉਹਦਾ ਮਨਮੁਖ ਨੇ ਉਹ ਜੀ ਤਰੀਆ ਜਿਹੜੇ ਤੇ ਜੀ ਫਲਾਣਾ ਜਿਹਦਾ ਤੈਨੂੰ ਉੜੇ ਦਾ ਪਤਾ ਨਹੀਂ ਕੀ ਹੁੰਦਾ ਹੋਰ 35 ਜੂੜਾ ਕਿਉਂ ਨਹੀਂ ਕਿਸੇ ਜੇ ਕਿਉਂ ਆ ਪਹਿਲਾਂ ਉੜਾ ਕਿਸੇ ਬੈਂਤੀ ਵਰਡ ਦੀ ਝੂੜਾ ਨਹੀਂ ਹੈ ਪਹਿਲਾਂ ਇਹ ਤੋਂ ਸ਼ੁਰੂ ਹੁੰਦੀ ਹੈ ਸਾਰੀ ਇੱਥੇ ਪਹਿਲਾਂ ਊੜਾ ਇਹ ਪੜਾਈ ਹੋ ਹੈ ਉਹ ਅਲਫ ਤੋਂ ਸ਼ੁਰੂ ਹੁੰਦੀ ਹੈ ਇਹ ਤੋਂ ਸ਼ੁਰੂ ਹੁੰਦੀ ਹੈ ਇਹਨਾਂ ਦੀ ਆ ਤੋਂ ਸ਼ੁਰੂ ਹੁੰਦੀ ਹੈ ਹਿੰਦੀ ਇੱਥੇ ਊੜੇ ਤੋਂ ਸ਼ੁਰੂ ਹੁੰਦੀ ਹੈ ਊੜੇ ਨਾਲੇ ਓਮਕਾਰ ਬਣ ਜਾਂਦਾ ਕੱਲੇ ਨਾਲ ਓਮਕਾਰ ਊੜੇ ਨਾਲੇ ਬਣ ਜਾਂਦਾ ਕੱਲੇ ਨਾਲੇ ਤਿੰਨੇ ਲੋਕ ਊੜੇ ਵਿੱਚ ਸਵਾਸ ਹੈ ਤਿੰਨੇ ਲੋਕ ਨੇ ਊੜੇ ਗੁਰੂ ਈਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਗੁਰੂ ਈਸ਼ਰ ਗੁਰਗੋਰਖ ਬ੍ਰਹਮਾ ਗੁਰ ਇਹ ਗੁਰ ਗੁਰ ਨੇ ਗੁਰ ਦਾ ਮਤਲਬ ਦਾ ਗਿਆਨ ਦੇਣ ਵਾਲੇ ਇਹ ਗੁਰੂ ਨਹੀਂ ਹੈ ਨਾ ਕੋਈ ਵੀ ਗੁਰੂ ਹੁੰਦਾ ਜੀ ਦੇ ਕਾਂ ਚੇਲੇ ਹੁਣ ਕਹਤੇ ਗੁਰ ਚੇਲੇ ਬੁਨ ਹੁਆ ਸੰਸਾਰ ਦੇ ਚੇਲੇ ਹੁੰਦੇ ਨੇ ਗੁਰ ਹੁੰਦਾ ਨਾਨਕ ਗੁਰ ਹੋ ਸਕਦਾ ਗੁਰੂ ਨਹੀਂ ਹੈ ਚੇਲੇ ਨੇ ਗੁਰ ਨਾਨਕ ਮੇਰੀ ਪੈਜ ਸਵਾਰੀ ਗੁਰ ਆਇਆ ਗੁਰ ਦਾ ਮਤਲਬ ਗਿਆਨ ਹੁੰਦਾ ਗਿਆਨ ਦੇਣ ਵਾਲਾ ਵੀ ਗੁਰ ਹੈ ਉਹਦਾ ਗਿਆਨ ਵੀ ਗੁਰ ਹੈ ਗਿਆਨ ਵੀ ਗੁਰ ਕਹਿੰਦੇ ਨੇ ਗਿਆਨ ਦੇਣ ਵਾਲੇ ਨੂੰ ਗੁਰ ਕਹਿੰਦੇ ਨੇ ਚਾਹੇ ਉਹਦਾ ਗਿਆਨ ਨੂੰ ਸਮਝ ਲੋ ਜੇ ਦਿੱਤਾ ਉਹ ਗੋਰਾ ਚਾਹੇ ਉਹ ਦੇਣ ਵਾਲਾ ਗੋਰਾ ਕੋਈ ਗੱਲ ਨਹੀਂ ਦੋਹਾਂ ਦਾ ਅਰਥ ਕਿ ਗੁਰ ਮੇਰਾ ਗਿਆਨ ਗੁਰ ਦਾ ਧਿਆਨ ਗਿਆਨ ਨੂੰ ਇਹ ਗੁਰਦੇਵ ਕੇ ਹੈ ਪਿੱਛੇ ਆਇਆ ਗੁਰਦੇਵ ਗੁਰਦੇਵ ਮਾਤਾ ਗੁਰਦੇਵ ਗੁਰਦੇਵ ਦਾ ਮਤਲਬ ਗਿਆਨ ਦੇਣ ਵਾਲਾ ਗੁਰੂ ਰਖਵਾ ਸ਼ਬਦ ਹੈ ਕੋਈ ਗੁਰੂ ਉਹ ਹੈ ਜਿਹੜਾ ਸਾਰੇ ਜੀਵ ਜੰਤ ਨੂੰ ਗਿਆਨ ਦੇਣਾ ਚੰਦ ਸੂਰਜ ਦਾ ਗਿਆਨ ਵੀ ਉਹਦੇ ਵਿੱਚ ਹੈ ਸਭ ਨੂੰ ਉਹਦਾ ਹੁਕਮ ਹੈ ਗੁਰੂ ਦਾ ਬਾਣੀ ਗੁਰੂ ਹੈ ਉਹ ਸਾਰੇ ਕਾਰਨ ਨੂੰ ਕੰਟਰੋਲ ਕਰਨ ਵਾਲਾ ਜੋ ਹੈ ਉਹ ਗੁਰੂ ਹੈ ਹਾਂ ਉਹ ਵੀ ਗਿਆਨ ਗੁਰੂ ਹੈ ਉਹਦਾ ਨਾਮ ਵੀ ਹੈ ਉਹ ਵੀ ਗਿਆਨ ਗੁਰੂ ਹੈ ਗਿਆਨ ਗੁਰੂ ਆਤਮ ਉਪਦੇਸੋ ਆਤਮਾ ਦਾ ਉਪਦੇਸ਼ ਜਿਹੜਾ ਹੈਗਾ ਆਤਮਾ ਨੂੰ ਉਪਦੇਸ਼ ਕਰਦਾ ਗੁਰੂ ਹੈ ਆਤਮਾ ਆਦਮੀ ਤੇ ਨਹੀਂ ਆਤਮਾ ਸਾਰਿਆਂ 'ਚ ਹੈ ਸਾਰੇ ਜੀ ਜੰਤ ਜਾਤਮਾ ਕੱਲੇ ਆਦਮੀ ਜੋ ਉਪਦੇਸ਼ ਨਹੀਂ ਆਤਮਾ ਸਾਰਿਆਂ 'ਚ ਹੈ ਕੱਲੇ ਆਦਮੀ ਦੀ ਗੱਲ ਜਿਹੜਾ ਬੰਦਾ ਸਾਡਾ ਜਿਹਨੂੰ ਅਸੀਂ ਗੁਰੂ ਕਹਿੰਦੇ ਕੱਲਾ ਆਦਮੀ ਨੂੰ ਉਪਦੇਸ਼ ਦਿੰਦੇ ਉਹ ਵੀ ਜਿਹੜਾ ਉਹਦੀ ਬੋਲੀ ਜਾਣਦਾ ਉਹਨੂੰ ਜੋ ਗੁਰੂ ਕਿਵੇਂ ਹੋ ਗਿਆ ਬਹੁਤ ਵੱਡਾ ਫਰਕ ਆ ਪਰ ਮੂਰਖਾਂ ਵਾਸਤੇ ਕੋਈ ਫਰਕ ਨਹੀਂ ਮੂਰਖਾਂ ਵਾਸਤੇ ਕੋਈ ਫਰਕ ਨਹੀਂ ਹੈ ਉਹ ਸੜਕ ਭਰਦਾ ਹੀ ਫਰਕ ਹੈ ਉਹਨਾਂ ਦਾ ਕਹਿੰਦੇ ਸੜਕ ਭਰਦਾ ਕੋਈ ਫਰਕ ਨਹੀਂ ਹੁੰਦਾ ਹੁਣ ਉਹਨਾਂ ਦਾ ਜਿਹੜੇ ਸਿਆਣੇ ਨੇ ਉਹਨਾਂ ਦਾ ਸੈਂਟੀਮੀਟਰਾਂ ਦਾ ਵੀ ਫਰਕ ਹੁੰਦਾ ਉਦੋਂ ਘੱਟ ਵੀ ਹੁਣ ਫਰਕ ਹੁੰਦਾ 1000 ਦਾ ਵੀ ਫਰਕ ਹੈ ਹੁਣ ਇੰਚ ਦਾ 1000 ਫਰਕ ਹੈ 1000 ਮਹਿਲ ਦਾ ਇੰਚ ਦਾ ਪਰ ਅਨਪੜਾਂ ਦਾ ਤੋਂ ਵੱਡਾ ਕੋਈ ਫਰਕ ਨਹੀਂ ਇੱਕ ਸਭ ਜ਼ਿਆਦਾ ਤੈਨੂੰ ਫੇਰ ਤਾਂ ਕੀ ਹੋ ਗਿਆ ਇਹਨਾਂ ਦਾ ਤਾਂ ਤੋਂ ਵਰਦਾ ਫਰਕ ਹੈ ਇਹ ਇਸ ਵਿਸ਼ੇ 'ਚ ਅਨਪੜ ਨੇ ਜਿਵੇਂ ਉਹਨਾਂ ਨੂੰ ਅਨਪੜ ਸਮਝਦੇ ਨੇ ਆਪਣੇ ਵਿਸ਼ੇ 'ਚ ਗੁਰਮਤ ਦੇ ਵਿਸ਼ੇ 'ਚ ਸਾਰੇ ਅਨਪੜ ਨੇ ਇਹ ਪੜਾਈ ਹੋਰ ਹੋਰ ਇਹਨਾਂ ਨੂੰ ਗੁਰੂ ਵਰਗ ਦਾ ਕੀ ਫਰਕ ਹੈ ਕਹਿੰਦੇ ਕੋਈ ਗੱਲ ਤੁਹਾਨੂੰ ਕੀ ਲੱਗਦੀ ਗੁਰ ਈਸ਼ਰ ਤੇ ਨਾਲੇ ਇਹ ਫਰਕ ਨਾ ਕਰਦੇ ਕਿ ਹੋਰ ਵੀ ਕਰਦੇ ਜੇ ਗੁਰੂ ਆਰ ਗੁਰ ਦਾ ਫਰਕ ਨਾ ਮਟਾਉਂਦੇ ਤਾਂ ਇਹਨਾਂ ਨੂੰ ਗੁਰੂ ਦੱਸਣਾ ਪੈਂਦਾ ਪਾਉਣਾ ਉਹ ਪਤਾ ਨਹੀਂ ਸੀ ਜਿਨ੍ਹਾਂ ਲੋਕਾਂ ਨੂੰ ਗੁਰੂ ਦਾ ਗਿਆਨ ਨਹੀਂ ਨਾ ਹੈਗਾ ਪਤਾ ਉਹਨਾਂ ਨੇ ਆਦਮੀ ਨੂੰ ਗੁਰੂ ਬਣਾਤਾ ਗੱਲ ਠੱਪ ਕਰਤੀ ਉੱਥੇ ਵੀ ਕਹਾ ਜਾਣ ਦੀ ਲੋੜ ਨਹੀਂ ਅਸਲ ਆਪਣੇ ਅਗਿਆਨਤਾ ਨੂੰ ਬਚਾਉਣ ਵਾਸਤੇ ਇਹ ਕੰਮ ਕੀਤਾ ਹੈ ਜਿਹੜੇ ਆਪ ਗੁਰੂ ਬਣੇ ਹੁੰਦੇ ਨੇ ਜੋ ਕਹਿੰਦਾ ਮੇਰੇ ਤੋਂ ਬਾਹਰ ਗੁਰੂ ਹੈ ਕੋਈ ਮੇਰੇ ਗੁਰੂ ਤੋਂ ਵੀ ਬਾਹਰ ਗੁਰੂ ਆਦਮੀ ਤੋਂ ਬਾਹਰ ਗੁਰੂ ਹੈ ਕੋਈ ਜੇ ਮੰਨ ਲੈ ਆਦਮੀ ਤੋਂ ਬਾਹਰ ਜੇ ਗੁਰੂ ਹੈ ਕੋਈ ਉਹ ਫਿਰ ਕਿਹਨੂੰ ਦੱਸਦੇ ਇਹਨਾਂ ਦਾ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਮੀਆਂ ਨੇ ਉਹ ਤਾਂ ਬਾਹਰ ਗੁਰੂ ਕੌਣ ਹੈ ਉਹਦੀ ਵਿਆਖਿਆ ਕਰਦਾ ਕੌਣ ਨੂੰ ਸਮਝਾਉਂਦਾ ਕੌਣ ਉਹ ਤਾਂ ਬਚਣ ਵਾਸਤੇ ਆਦਮੀ ਗੁਰੂ ਕਰ ਲੈ ਕਿਉਂ ਹੋਇਆ ਹੈ ਸਾਰੀ ਗੱਲ ਦਾ ਪਤਾ ਹੈ ਗੁਰਮੁਖਾਂ ਨੂੰ ਤਾਂ ਸਾਰੀ ਗੱਲ ਦਾ ਪਤਾ ਕਿਉਂ ਕੀਤਾ ਇਹਨਾਂ ਨੇ ਜਦ ਇਹ ਲੋਕ ਆਪ ਗੁਰੂ ਬਣ ਗਏ ਜਿਹੜੇ ਬਿਲਕੁਲ ਹੀ ਮੂਰਖ ਸੀ ਜਿਹਨਾਂ ਨੂੰ ਗਿਆਨ ਕੋਈ ਨਹੀਂ ਹੈਗਾ ਤੇ ਗੁਰੂ ਜੇ ਛੱਡ ਦਿੰਦੇ ਵੀ ਪਰਮੇਸ਼ਰ ਆ ਅਗਲੇ ਕਹਿੰਦੇ ਦੱਸੋ ਕੌਣ ਹੈ ਗੁਰੂ ਜੇ ਕਹਿੰਦੇ ਸਾਨੂੰ ਪਤਾ ਨਹੀਂ ਤਾਂ ਔਖਾ ਸੀ ਕਹਿੰਦਾ ਗੁਰੂ ਇਹ ਠੱਪ ਕਰਦਾ ਗੁਰੂ ਆਦਮੀ ਹੁੰਦਾ ਰੌਲਾ ਮੁਕਿਆ ਗਾਂ ਸਵਾਰ ਉੱਠੇ ਉੱਤੇ ਬ੍ਰੇਕ ਲਾਤਾ ਪੂਰੇ ਗਲੀਓ ਬੰਦ ਕਰਤੀ ਗਾਂ ਜਾਣ ਦੀਵਾਰ ਕਰਤੀ ਆਦਮੀ ਨੇ ਗੱਲ ਖੜੀ ਕਰਤੀ ਹੁਣ ਸਾਡੇ ਕੀ ਕੀਤੀ ਹੈ ਇਹਨਾਂ ਨੂੰ ਗਿਆਨ ਨਹੀਂ ਹੈ ਕਹਾਂ ਦਾ ਇਹ ਵੀ ਨਾਲ ਕਰਾਂ ਜੋੜ ਕੇ ਸੀ ਖੜਾ ਕਰਤਾ ਇਹਨਾਂ ਨੇ ਆਪਣੇ ਮੂਰਖਤਾ ਨੂੰ ਬਚਾਉਣ ਵਾਸਤੇ ਕੀਤਾ ਹੋਇਆ ਸਾਡਾ ਨਾ ਜਿਹੜਾ ਬਣਿਆ ਹੈ ਨਾ ਸਾਡਾ ਪਾਜ ਨੰਗਾ ਨਾ ਹੋ ਜੂ ਸਾਡੇ ਕੋਲ ਗਿਆਨ ਹੈ ਨਹੀਂ ਸਾਨੂੰ ਸਮਝ ਨਹੀਂ ਇਹਦੇ ਨਾਲ ਤਾਂ ਗੱਲ ਨਹੀਂ ਬਣਨੀ ਇਹਦੇ ਨਾਲ ਗੱਲ ਬਣਨੀ ਨਹੀਂ ਉਹ ਡਿਊਟੀ ਤਾਂ ਫਿਰ ਅਸੀਂ ਕੀਤੀ ਨਹੀਂ ਜਿਹੜੀ ਕਰਨੀ ਚਾਹੀਦੀ ਸੀ ਉਹ ਲਾਭ ਤਾਂ ਗੁਰਬਾਣੀ ਤੋਂ ਸਾਨੂੰ ਮਿਲਿਆ ਨਹੀਂ ਜੋ ਮਿਲਣਾ ਚਾਹੀਦਾ ਸੀ ਇਹੀ ਕਾਰਨ ਹੈ ਕਿ ਕਿਸੇ ਨੂੰ ਲਾਭ ਕੀ ਗੁਰਬਾਣੀਆਂ ਹੀ ਛੱਡਦੀ ਅਸੀਂ ਛੱਡੀ ਹੋਈ ਹੈ ਸਾਡੇ ਜੇ ਕੇ ਗੁਰਬਾਣੀ ਪੈਰ ਪੈਰ ਤੇ ਕੁਝ ਹੋਰ ਕਹਿੰਦੀ ਹੈ ਜੇ ਉਹਦੀ ਵਿਆਖਿਆ ਕਰਦੇ ਆ ਤਾਂ ਮਰਦੇ ਆ ਇਹ ਕਰਕੇ ਛੱਡ ਦਿੱਤੀ ਇਹਨਾਂ ਨੇ ਆਪੇ ਸੰਤਾਂ ਨੇ ਵੀ ਛੱਡਤੀ ਇਹਨਾਂ ਨੇ ਵੀ ਛੱਡਤੀ ਉਸ ਤਰੀਕੇ ਨਾਲ ਵਿਆਖਿਆ ਹੀ ਨਹੀਂ ਕਰਦੇ ਫਸੇ ਪਏ ਨੇ ਟੀਕਾਕਾਰ ਟੀਕਿਆਂ ਦੇ ਵਿੱਚ ਸਾਫ ਜਿੰਦੇ ਨੇ ਫਸੇ ਹੋਏ ਜੇ ਗਾਹਾਂ ਕਰਦੇ ਨੇ ਕਿ ਗਾਹਾਂ ਦਾ ਪਤਾ ਕੋਈ ਨਹੀਂ بھائی کہ گر پرمیشور ایک جان یہ ہوا گر پرمیشور جایا میں آپ بولنا جانتا نا میں کہا سب حکماؤ جیو جب آپ بولنا جانتا میں کہا سب حکماؤ جیو ہے جہاں بلایا بولتا ہے وہ پرمیشور آن کو ایکو ہے تو اپنے کو کچھ کہنا نہیں ਪਰ ਕਹਿਣਾ ਉਹ ਗੁਰੂ ਹੈ ਗੁਰੂ ਨਹੀਂ ਕਹਿਣਾ ਪਰਮੇਸ਼ਰ ਗੁਰੂ ਹੈ ਬੁਲਾਉਣ ਵਾਲਾ ਨਾਨਕ ਨੂੰ ਗੁਰੂ ਹੈ ਬੋਲਣ ਵਾਲਾ ਗੁਰਦੇਵ ਹੈ ਗੁਰ ਹੈ ਸਤਗੁਰ ਹੈ ਸਤਗੁਰ ਵੀ ਹੈ ਸਤਪੁਰਖ ਜਿਨ ਜਾਣਿਆ ਸਤਗੁਰ ਤਸਕਾ ਨੂੰ ਮੈਕਸਿਮਮ ਨੂੰ ਸਤਗੁਰ ਕਹਿ ਸਕਦੇ ਹੋ ਜਿਹਨੇ ਸਤਪੁਰਖ ਨੂੰ ਜਾਣਿਆ ਸਤਪੁਰ ਕੌਣ ਹੈ ਸਤਪੁਰ ਕੀ ਕਰ ਆਤਮ ਸਰੂਪ ਹੈ ਜਾਣਿਆ ਉਹਨੇ ਇੱਕ ਨਾ ਜਾਉਂਦਾ ਨਾ ਮਰਦਾ ਸਤਪੁਰਖ ਕੌਣ ਹੈ ਇੱਕ ਜਿਹੜਾ ਏਕ ਹੈ ਨਾ ਉਹ ਸਤਪੁਰਖ ਬਸ ਹਾਂਜੀ ਬੁਰੀ ਸ਼ਰ ਬੁਰਾ ਵੀ ਉਹਨੂੰ ਕਹਿੰਦੇ ਬੁਰਾ ਦੇ ਹਾਂ ਬੁਰੀ ਸ਼ਰ ਗੁਰ ਬਰਮਾ ਗੁਰ ਬੁਰੀ ਸ਼ਰ ਗੁਰ ਬਰਮਾ ਗੁਰ ਇਹ ਸਾਰੇ ਗੁਰਦੇਵ ਨੇ ਗਿਆਨ ਦਿੰਦੇ ਪਾਰਵਤੀ ਮਾਈ ਇਹ ਸਾਰੇ ਹੀ ਪਾਰਵਤੀ ਨੂੰ ਮਾਈ ਮੰਨਦੇ ਨੇ ਗੁਰਮਤ ਨੂੰ ਮਾਂ ਮੰਨਦੇ ਨੇ ਡੋਲਦੇ ਗੁਰਮਤ ਨੂੰ ਇਹਨੇ ਸਾਰੇ ਹੁਣ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਕਿਉਂ ਖੋਜਦਾ ਬਈ ਬ੍ਰਹਮ ਗਿਆਨੀ ਕੋ ਪਾਰਵਤੀ ਮਾਈ ਹੈਗੀ ਹੈ ਉਹਨੂੰ ਪਤਾ ਪਾਰਵਤੀ ਮਾਈ ਹੈ ਪਾਰਵਤੀ ਮਾਈ ਆ ਜਿਹੜੀ ਭਵਸਾਗਰ ਪਾਰ ਕਰ ਦਿੰਦੀ ਹੈ ਮਾਈ ਮਤ ਮਤ ਮਾਤਾ ਹੁੰਦੀ ਹੈ ਨਾ ਸੰਤੋਖ ਬਿਟਾ ਜਿਹੜੀ ਮਤ ਭਵਸਾਗਰ ਇਸੇ ਨੇ ਜਨਮ ਪਦਾਰਥ ਦੇਣਾ ਸਤਗੁਰ ਨੇ ਜਨਮ ਕਿੱਥੋਂ ਲੈਣਾ ਮਤ ਚੋਂ ਪਾਰਵਤੀ ਮਾਈ ਉਹਨੂੰ ਕਹਿੰਦੇ ਨੇ ਜਿਹੜੀ ਭਵਸਾਗਰ ਤੋਂ ਪਰੇ ਲੈ ਜਾਂਦੀ ਹੈ ਮਤ ਪਾਰਵਤੀ ਮਾਈ ਦੀ ਖੋਜ ਸਾਰੇ ਕਰਦੇ ਨੇ ਇਹਨੂੰ ਮਾਈ ਸਾਰੇ ਮੰਨਦੇ ਨੇ ਵੇਦਾਂ ਨੂੰ ਸਾਰੇ ਮੰਨਦੇ ਨੇ ਪਰ ਵੇਦਾਂ ਦੀ ਸਮਝ ਹੈ ਨਹੀਂ ਇਸ ਕਰਕੇ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਮਹੇਸ਼ਰ ਵੀ ਕੋਈ ਦਾ ਵੀ ਕੋਈ ਬ੍ਰਹਮ ਗਿਆਨ ਨਹੀਂ ਹੋਵੇ ਮੈਨੂੰ ਸਮਝਾਵੇ ਪਾਰ ਕਿਵੇਂ ਜਾਣਾ ਉਹ ਮੈਨੂੰ ਮੱਤ ਦੇਵੇ ਇਹਦਾ ਮਤਲਬ ਇਹ ਗਿਆਨ ਉਹਦੇ ਕੋਲ ਹੈ ਨਹੀਂ ਜੇ ਉਹਦੇ ਕੋਲ ਹੁੰਦਾ ਸਿੱਧਾ ਕੋਲ ਵੀ ਹੁੰਦਾ ਸਿੱਧਾ ਨੂੰ ਤਾਂ ਹੀ ਪਾਰਵਤੀ ਮਾਈ ਦਾ ਹੀ ਗਿਆਨ ਦੇ ਰਹੇ ਨੇ ਗੁਰਨਾਨਕ ਪਰ ਕੀ ਦੇ ਰਹੇ ਨੇ ਮੰਨਣ ਨਾ ਮੰਨਣ ਅਸਲ 'ਚ ਮੰਨਦਾ ਉਹ ਹੁੰਦਾ ਜਿਹੜਾ ਆਪ ਖੋਜਦਾ ਹੋਵੇ ਉਹਦਾ ਖੋਜਦਾ ਨਹੀਂ ਸੀ ਚਾਹੀਦਾ ਦੇ ਸਿੱਧਾ ਨੂੰ ਸਿੱਧ ਖੋਜਦੇ ਪਤਾ ਅਸੀਂ ਭਗਤੋਂ ਤੋਂ ਪਹਿਲਾਂ ਹੋ ਚੁੱਕੇ ਨੇ ਭਗਤਾਂ ਤੋਂ ਗਿਆਨ ਲੈ ਕੇ ਸਿੱਧ ਆਪ ਪ੍ਰਚਾਰ ਕਰਦੇ ਚਾਹੀਦਾ ਤੇ ਸੀ ਨਾ ਪਰ ਗੁਰੂ ਭਗਤਾਂ ਭਗਤ ਆਪ ਨਹੀਂ ਗਏ ਇਹਨਾਂ ਦੇ ਕੋਲ ਗੱਲਾਂ ਵਧੀਆਂ ਕਰਦੇ ਪਹਿਲਾਂ ਤਾਂ ਪਹਿਲਾਂ ਜੇ ਕੋਈ ਆਉਂਦਾ ਸੀ ਸਮੁੱਚੀ ਚਰਚਾ ਇਕੱਠਿਆਂ ਨਾਲ ਨਹੀਂ ਕਿਸੇ ਭਗਤ ਨੇ ਕੀਤੀ ਜਿਵੇਂ ਗੁਰੂ ਨਾਨਕ ਨੇ ਕੀਤੀ ਇਦਾਂ ਨਹੀਂ ਕੀਤੀ ਇਹ ਗੋਸ਼ਟੀ ਲਿਖਦੇ ਗੁਰੂ ਨਾਨਕ ਨੇ ਕੀਤੀ ਇਸ ਗੋਸ਼ਟੀ ਦੇ ਵਿੱਚ ਉਹਦੇ ਸੀ ਪੰਗੇ ਲੈਣ ਹਾਰ ਖਾ ਕੇ ਚਲੇ ਜਾਂਦੇ ਗਾਣੀਆਂ ਸੁਣ ਕੇ ਚਲੇ ਜਾਂਦੇ ਸੀ ਇਹਨਾਂ ਨੇ ਹੁਣ ਕਿਹਾ ਵੀ ਇਹਨਾਂ ਨਾਲ ਇਹਨਾਂ ਨੂੰ ਨਹੀਂ ਜੇ ਮੰਨਦੇ ਤਾਂ ਕੰਮ ਤੋਂ ਇਹਨਾਂ ਨੂੰ ਬਦਨਾਮ ਤਾਂ ਕਰੀਏ ਲੋਕਾਂ ਜਨਾਂ ਦੀ ਭਲ ਬਣਾਈ ਹੋਈ ਜਾਵੇ ਅਸੀਂ ਭਗਤਾਂ ਇਹਨਾਂ ਨੂੰ ਪਬਲਿਕ ਦੇ ਵਿੱਚ ਲੈ ਕੇ ਪੁੱਛੀ ਵੀ ਆ ਭਗਤੀ ਹੈ ਦੱਸੋ ਵੀ ਇਹ ਭਗਤੀ ਹੈ ਨਹੀਂ ਇਹ ਜੇ ਹੈ ਤੁਸੀਂ ਮੰਨਦੇ ਕਿਉਂ ਝੂਠੇ ਕਰਤੇ ਜਲੀਲ ਕਰਤੇ ਮੰਨੇ ਫਿਰ ਵੀ ਮੰਨੇ ਨਹੀਂ ਕਿਉਂ ਅੰਦਰ ਭੁੱਖ ਉਹਨਾਂ ਦੇ ਹੈ ਨਹੀਂ ਸੀ ਮਾਇਆ ਧਾਰੀ ਸੀਗੇ ਮੰਨੇ ਨੇ ਜਿਹਦੇ ਅੰਦਰ ਭੁੱਖ ਸੀ ਜਿਹੜਾ ਖੋਜਦਾ ਸੀ ਮੰਨੀ ਲੈਣਾ ਜਿਹੜਾ ਖੋਜਦਾ ਸੀ ਆਪ ਗਿਆ ਲੈਣਾ ਕਿਸੇ ਨੇ ਸੱਤਿਆ ਨਹੀਂ ਲੈਣਾ ਕੋਲ ਕੋਈ ਨਹੀਂ ਗਿਆ ਗੁਰੂ ਨਾਨਕ ਨਹੀਂ ਗਿਆ ਪਹਿਲਾਂ ਉਹਦੇ ਘਰ ਉਪਦੇਸ਼ ਕਰ ਜਿਹਦੇ ਘਰ ਗਏ ਉਹਨੇ ਉਹ ਇੱਥੇ ਪਹੁੰਚਿਆ ਨਹੀਂ ਜਿਹੜਾ ਪਹੁੰਚਿਆ ਉਹ ਉਹ ਘਰ ਆਇਆ ਗਏ ਨਹੀਂ ਉਹਦੇ ਕੋਲ ਆਪ ਆਇਆ ਜਿਹੜਾ ਖੋਜਦਾ ਕਿ ਤਾਂ ਆਪ ਆਇਆ ਜਿਹਨੂੰ ਭੁੱਖ ਸੀ ਉਹ ਤਾਂ ਆਪ ਆਇਆ ਆਪ ਆਇਆ ਖੜਾ ਆਪੇ ਆ ਜਾਂਦਾ ਹੁੰਦਾ ਕੌਣ ਆਪੇ ਮੇਲ ਮਲਾਏ ਕਰਤਾ ਤੇ ਕਰਤੇ ਦੀ ਕਰਾਮਾਤ ਕੁਛ ਹੈ ਹੀ ਨਹੀਂ ਕਿਵੇਂ ਨਹੀਂ ਮੇਰ ਬਣਾਉਂਦਾ ਆਪੇ ਹੀ ਮੇਰ ਬਣਾਏ ਜਿਹਨੂੰ ਬਿਮਾਰੀ ਹੁੰਦੀ ਹੈ ਨਾ ਉਹ ਦੇਖਦਾ ਹੁੰਦਾ ਵੀ ਇਹਦਾ ਇਲਾਜ ਹੋ ਜਦ ਪਤਾ ਲੱਗਦਾ ਉਹਦਾ ਤਾਂ ਸਾਰੇ ਪੁੱਛਦਾ ਫਿਰਦਾ ਹੁੰਦਾ ਮੈਨੂੰ ਉਹ ਬਿਮਾਰੀ ਹੈ ਤੋਂ ਦੱਸੋ ਪੁੱਛਦਾ ਫਿਰਦਾ ਹੁੰਦਾ ਜਦ ਕੋਈ ਦਵਾਈ ਆ ਜਾਂਦੀ ਹੈ ਪਤਾ ਲੱਗ ਜਾਂਦਾ ਉਹ ਜਦ ਭਾਈ ਭੱਜਦਾ ਉੱਥੇ ਭੁੱਖ ਦੀ ਗੱਲ ਭੁੱਖ ਹੈ ਨਹੀਂ ਜਿਹਨੂੰ ਭੁੱਖਾ ਉਹ ਆਜੂਗਾ ਉਹ ਕਰਤੇ ਨੇ ਆਵੇ ਮੇਲ ਬੁਲਾ ਲੈਣਾ ਜੇ ਹਉ ਜਾਣਾ ਆਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰ ਈਸ਼ਰ ਗੁਰ ਗੋਰਖ ਖਪਰਮਾ ਗੁਰ ਪਾਰਵਤੀ ਮਾਈ ਪਾਰਵਤੀ ਮਾਈ ਪਾਰਵਤੀ ਮਾਈ ਇਹ ਨਾ ਕੋਲ ਪਾਰਵਤੀ ਮਾਈ ਨੂੰ ਮੰਨਦੇ ਜ਼ਰੂਰ ਨੇ ਪਰ ਪਾਰਵਤੀ ਦਾ ਗਿਆਨ ਹੈ ਜੀ ਮੈਨੂੰ ਵੀ ਪਤਾ ਨਹੀਂ ਕੀ ਹੁੰਦਾ ਕਿਹੋ ਜਾਣਾ ਆਖਾਂ ਨਹੀਂ ਮੈਂ ਦੱਸਣਾ ਤਾਂ ਮੈਂ ਕੀ ਹੈ ਕਹਿਣਾ ਕਥਨ ਨੂੰ ਜਾਈ ਹੋ ਜਿਹੜਾ ਕਹਿਣਾ ਕਥਨ ਤੇ ਪਰੇ ਦੱਸੇ ਨਹੀਂ ਜਾ ਸਕਦੀ ਜੇ ਮੈਂ ਦੱਸਣਾ ਜਾਣਦਾ ਹਾਂ ਜਾਣਨ ਦਾ ਮਤਲਬ ਜਾਣਾ ਆਉਂਦਾ ਇਹ ਨਹੀਂ ਮੈਨੂੰ ਇੱਕ ਵਾਰ ਗਿਆਨ ਨਹੀਂ ਜਾਣਾ ਆਉਂਦਾ ਜੇ ਦੱਸਣਾ ਆਉਂਦਾ ਹੋਵੇ ਮੈਨੂੰ ਤਾਂ ਮੈਂ ਆਖਣਾ ਨਾ ਮੈਂ ਦੱਸਣਾ ਨਹੀਂ ਮੈਨੂੰ ਆਉਂਦਾ ਇਹ ਗੂੰਗੇ ਦੀ ਮਠਿਆਈ ਹੈ ਪਰ ਉਹਨਾਂ ਨੇ ਤਾਂ ਉਸ ਤਰੀਕੇ ਨਾਲ ਨਹੀਂ ਦੱਸੀ ਇਹ ਵੀ ਨਹੀਂ ਕਹਿ ਗੂੰਗੇ ਕਿ ਮਠਿਆਈ ਹੈ ਉਹਨੇ ਕਦ ਕਿਹਾ ਗੂੰਗੇ ਦੀ ਮਠਿਆਈ ਹੈ ਸ਼ਿਵ ਜੀ ਨੇ ਕਦ ਕਿਹਾ ਗੂੰਗੇ ਕਿ ਮਠਿਆਈ ਹੈ ਸੱਤਾ ਨੇ ਕਦ ਕਿਹਾ ਗੂੰਗੇ ਕਿ ਮਠਿਆਈ ਹੈ ਜਦੋਂ ਭਗਤਾਂ ਨੇ ਗਈ ਹੈ ਸੰਤ ਕਾਲ ਕਹਿੰਦੇ ਨੇ ਗੂੰਗੇ ਕਿ ਮਠਿਆਈ ਹੈ ਜਾਤੇ ਕਹਿਣ ਲੱਗੇ ਨੇ ਸੁਣ ਕੇ ਜਦ ਪਿਛਲੇ ਗ੍ਰੰਥਾਂ 'ਚ ਨਹੀਂ ਕਹੂੰਗਾ ਕਿ ਮਠਿਆਈ ਲਿਖੀ ਹੋਈ ਸੰਤਾਂ ਨੇ ਕਹੀ ਕਿ ਤਾਂ ਗੁਰਬਾਣੀ ਤੋਂ ਸੁਣੀ ਕੇ ਜੇ ਹੋ ਜਾਣਾ ਅੱਖਾਂ ਨਹੀਂ ਮੈਂ ਕਹਿੰਦਾ ਨਾ ਨਹੀਂ ਕਹਿਣਾ ਉਹਦਾ ਮੈਨੂੰ ਮੈਂ ਆਪੋ ਬੋਲਣਾ ਜਾਣਦਾ ਹਾਂ ਮੈਂ ਨਹੀਂ ਬੋਲਣਾ ਜਾਣਦਾ ਮੈਂ ਜਿਵੇਂ ਬਰਾਉਂਦਾ ਮੈਂ ਬੋਲ ਦਿੰਦਾ ਜਿੰਨਾ ਜਿਹੜਾ ਬਣਾਉਂਦਾ ਨਹੀਂ ਦੱਸ ਨਹੀਂ ਸਕਦਾ ਉਹ ਦੱਸਣ ਦੀ ਮੇਰੀ ਮਰਜ਼ੀ ਨਹੀਂ ਕੰਮ ਕਰਦੀ ਦੱਸਣ ਦੀ ਮੇਰੀ ਮਰਜ਼ੀ ਨਹੀਂ ਕੰਮ ਕਰਦੀ ਇਹ ਕਰਕੇ ਮੈਂ ਤਾਂ ਕੁਝ ਵੀ ਨਹੀਂ ਮੈਂ ਤਾਂ ਦਰਿਆ ਪਿੱਛੇ ਪਾਣੀ ਆਉਂਦਾ ਗਾ ਨਹੀਂ ਜਾਂਦਾ ਐਦਾਂ ਹੀ ਪਾਰਟ ਹੈ ਮੇਰਾ ਸਪਲਾਈ ਦੇ ਪੈਪ ਦਾ ਕੀ ਪਾਰਟ ਹੈ ਇੰਜਣ ਚੱਲਦਾ ਹੈ ਮੋਟਰ ਚੱਲਦੀ ਹੈ ਪਾਣੀ ਪੈ ਟੁੱਟਿਆ ਜਾ ਜਾਂਦਾ ਸਾਡੇ ਟਾਂਕੀ ਭਰੀ ਹੋਈ ਹੈ ਪਾਣੀ ਆ ਜਾਂਦਾ ਛੱਡ ਦਿੰਦੇ ਨੇ ਜੇ ਪਿੱਛੋਂ ਨਹੀਂ ਆਉਂਦਾ ਤਾਂ ਟੁੱਟਿਆ ਬਸ ਵਿਚਾਰੀਆਂ ਲੱਗੀ ਹੈ ਹਲੇ ਤੋਂ ਤਾਂ ਤੁਹਾਨੂੰ ਹਾਂ ਹੈ ਨਹੀਂ ਨਾ ਹੋ ਹੈ ਨਹੀਂ ਨਹੀਂ ਹੋ ਹੁੰਦੀ ਹੋਈ ਨਹੀਂ ਹੌਦਾ ਭਰਮ ਜੋ ਪੈਦਾ ਹੋਈ ਹੋਈ ਹੈ ਹੋਣਾ ਸਵਾਲ ਕਿਹੜਾ ਹੈ ਇਹਦਾ ਭਰਮ ਜੋ ਪੈਦਾ ਹੋਈ ਹੋਈ ਹੈ ਜਿਹਨੂੰ ਭਰਮੈ ਨਹੀਂ ਹੋ ਤਾਂ ਹੁੰਦੀ ਹੋਈ ਨਹੀਂ ਹੋ ਤਾਂ ਕੋਈ ਚੀਜ਼ ਹੀ ਨਹੀਂ ਹੈ ਮੈਂ ਨਹੀਂ ਦਿਖਾਉ ਨਹੀਂ ਨਾ ਕੋਈ ਮੈਂ ਚੀਜ਼ ਹੈ ਨਾ ਹੋ ਚੀਜ਼ ਹੈ ਦੋਏ ਚੀਜ਼ਾਂ ਹੀ ਨਹੀਂ ਭਰਮ ਚੋਂ ਪੈਦਾ ਹੋਈਆਂ ਨੇ ਇਹ ਆ ਭਰਮ ਦਾ ਭੂਤ ਹਾਂ ਚਿਪੜ ਗਿਆ ਪੂਜੀਆਂ ਬਣਨੇ ਜਾਂਦੇ ਕਹਿਣਾ ਕਥਨ ਨਾ ਜਾਈ ਇਹ ਜਿਹੜੀ ਗੱਲ ਕਹਿਣ ਵਾਲੀ ਹੈ ਕਥਨ ਤੋਂ ਪਰੇ ਹੈ ਬੁਰਾ ਇੱਕ ਦੇਹ ਬੁਝਾਈ ਹੁਣ ਹੈ ਸਤਗੁਰਾ ਤੂੰ ਇੱਕ ਮੇਤੋਂ ਇਹਨਾਂ ਨੂੰ ਬੁਝਾ ਲੋਕਾਂ ਨੂੰ ਇਹਨਾਂ ਲੋਕਾਂ ਨੂੰ ਨਹੀਂ ਪਤਾ ਇੱਕ ਕੀ ਹੈ ਇਹਦਾ ਮਤਲਬ ਉਸ ਵੇਲੇ ਸੰਸਾਰ 'ਚ ਇੱਕ ਵਾਰੇ ਕੋਈ ਗੱਲ ਨਹੀਂ ਇਹ ਇੱਕ ਨੂੰ ਨਹੀਂ ਜਾਣਦਾ ਸੰਸਾਰ ਮੈਂ ਸਾਰੇ ਫਿਰ ਤੁਰ ਕੇ ਦੇਖਦੇ ਕਹਿੰਦਾ ਪਰਮੇਸ਼ਰ ਇੱਕ ਹੈ ਭਗਵਾਨ ਇੱਕ ਹੈ ਰੱਬ ਇੱਕ ਹੈ ਅੱਲਾ ਇੱਕ ਹੈ ਖੁਦਾ ਇੱਕ ਹੈ ਇੱਕ ਬਾਰੇ ਮੈਂ ਸਭ ਨੂੰ ਪੁੱਛਿਆ ਜਾ ਕੇ ਕਿਸੇ ਨੂੰ ਨਹੀਂ ਪਤਾ ਕੋਈ ਨਹੀਂ ਦੱਸਦਾ ਹਾਂ ਜੀ ਭਗਵਾਨ ਹੈ ਉਹ ਕਿਹਾ ਜਾ ਭਾਈ ਹਾਂ ਜੀ ਬਸ ਉਹ ਬੜਾ ਦਿਆਲੂ ਹੈ ਕਿਰਪਾਲੂ ਹੈ ਸਾਰਾ ਕੁਝ ਉਹਦਾ ਕੀਤਾ ਹੁੰਦਾ ਉਹ ਭਾਈ ਉਹ ਤਾਂ ਠੀਕ ਹੈ ਕੀ ਉਹ ਕਿਹਾ ਜਾ ਰੰਗ ਰੂਪ ਦੱਸੋ ਕੋਈ ਕਿੱਥੇ ਰਹਿੰਦਾ ਕੀ ਕਰਦਾ ਸਪਸ਼ਟ ਉਹਦੇ ਬਾਰੇ ਨਹੀਂ ਦੱਸਦੇ ਉਹਦੇ ਗੁਣਾ ਬਾਰੇ ਦੱਸੀ ਜਾਂਦੇ ਉਹ ਤਾਂ ਤੁਸੀਂ ਸੁਣੇ ਹੋਏ ਨੇ ਗੁਣਾ ਬਾਰੇ ਉਹ ਕੀ ਹੈ ਮੈਨੂੰ ਉਹ ਦੱਸੋ ਸਾਹਮਣੇ ਅੰਦਰ ਕਿੱਥੇ ਹੈ ਕਿ ਹੈ ਜੇ ਦਿਖਾਓ ਗੱਲਾਂ ਸੁਣੀਆਂ ਸੁਣਾਈਆਂ ਕਹਿੰਦੇ ਨੇ ਲੋਕ ਬੁਰਾ ਇੱਕ ਦੇ ਲੈ ਹੁਣ ਮੈਂ ਬੋਲਣ ਲੱਗਿਆ ਬੁਰਾ ਤੂੰ ਬੁਲਾ ਤੂੰ ਮੈਂ ਦੱਸਾਂ ਇੱਕ ਕੀ ਹੈ ਸੰਸਾਰ ਨੂੰ ਉਦੋਂ ਇੱਕ ਤੇ ਗੱਲ ਚੱਲੀ ਹੈ ਨਾ ਇੱਥੇ ਆ ਕੇ ਇੱਕ ਦੀ ਵਿਆਖਿਆ ਇੱਥੋਂ ਸ਼ੁਰੂ ਹੋਣੀ ਹੈ ਇਹ ਸੰਸਾਰ ਨੂੰ ਬੁਝਾਰਤ ਦੱਸਦੇ ਮੈਨੂੰ ਤੂੰ ਮੇਰੇ ਤੋਂ ਕਹਾਣੇ ਮੇਰੇ ਮੂੰਹ ਤੋਂ ਇਹ ਬੁਝਾਰਤ ਹੈ ਬੁਝ ਲਵੇ ਸੰਸਾਰ ਫੇਰ ਵੀ ਬੁਝਾਰਤ ਰਹਿ ਜਾਣੀ ਹੈ ਦੱਸਿਆ ਫਿਰ ਵੀ ਨਹੀਂ ਜਾਣਾ ਮੇਰੇ ਥਰੂ ਇਹਨਾਂ ਨੂੰ ਬੁਝਾ ਦੇ ਇੱਕ ਕੀ ਹੈ ਉਹਦਾ ਇੱਕ ਦੇ ਚਾਹੇ ਮੈਨੂੰ ਤਾਂ ਸਮਝਾਤਾ ਪਰ ਮੈਂ ਨਹੀਂ ਕਿਸੇ ਨੂੰ ਨਹੀਂ ਸਮਝਾ ਕਿਸੇ ਨੂੰ ਤੂੰ ਹੀ ਸਮਝਾਏਗਾ ਮੈਂ ਨਹੀਂ ਸਮਝਾ ਸਕਦਾ ਕਿਸੇ ਨੂੰ ਇੱਕ ਦੇ ਬੁਝਾਈ ਜਿਹੜਾ ਇੱਕ ਨਾ ਬ੍ਰਹਮਾ ਨਾ ਵਿਸ਼ਨੂੰ ਨਾ ਸ਼ਿਵ ਨਾ ਜੋ ਇੱਕ ਨਹੀਂ ਸਭਨਾ ਜੀਆਂ ਦਾ ਇੱਕ ਦਾਤਾ ਜਿਹੜਾ ਸਭਨਾ ਜੀਆਂ ਦਾ ਇੱਕ ਦਾਤਾ ਹੈ ਨਾ ਜਿਹਨੂੰ ਸੰਸਾਰ ਕਹਿੰਦਾ ਸਾਰੇ ਜੀਆਂ ਦਾ 84 ਲੱਖ ਜੂਨਾ ਵੀ ਹੋਣੀ ਹੋਰ ਕਿਤੇ ਦੁਨੀਆ ਕਿੰਨੀਆਂ ਖੋਣੀਆਂ ਨੇ ਬਾਕੀ ਹੋਰ ਬ੍ਰਹਮੰਡ ਬਥੇਰੇ ਨੇ ਪੰਡ ਹੋਰ ਬਥੇਰੇ ਨੇ ਜਿੱਥੇ ਜੀਵਨ ਹੋਵੇ ਸਭਨਾ ਜੀਆਂ ਦਾ ਇੱਕ ਦਾਤਾ ਹੈ ਜਿਹੜਾ ਇੱਕ ਹੈ ਜੇ ਉਹ ਕਹਿੰਦੇ ਉਹ ਇੱਕ ਦੀ ਗੱਲ ਕਰਦਾ ਮੈਂ ਐਵੇਂ ਇੱਕ ਦੇ ਅਰਥੇ ਕੁਝ ਹੋਰ ਲਾ ਲੈਣ ਸੋ ਮੈਂ ਫਿਰ ਮੈਂ ਵੀ ਨਹੀਂ ਭੁੱਲਦਾ ਉਹਨੂੰ ਮੇਰੇ ਤੋਂ ਇਹਨਾਂ ਨੂੰ ਦਸਾ ਮੈਂ ਦੱਸਦਾ ਦੱਸਦਾ ਮੇਰੇ ਵੀ ਮਨ ਚ ਐ ਇਸ ਤਰੀਕੇ ਨਾਲ ਬਸੂਗਾ ਕਿ ਮੈਂ ਭੁੱਲਾਂ ਹੀ ਨਾ ਹੋਮਾ ਵਿਸਰ ਨਾ ਜਾਏ ਤੀਰਥ ਸੁਣਾਉਣਾ ਜੇ ਜਿਸ ਭਾਵਾਂ ਬਿਰ ਚੱਲ ਮੈਂ ਦੱਸਦਾ ਰਹੂੰ ਆਪੇ ਨਹੀਂ ਦੱਸੂ ਜਿਹੜੀ ਆਪਾਂ ਗੱਲ ਕਰਦੇ ਰਹਿੰਦੇ ਆ ਉਹ ਭੁੱਲਦੀ ਨਹੀਂ ਹੁੰਦੀ